ਵਾਹਿਗੁਰੂ ਸਾਹਿਬ ਜੀਓ ਇੱਕ ਓੰਕਾਰ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਜਪ ਆਦ ਸਚ ਜੋਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਆਦ ਸਚ ਜੋਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਜੁਗ ਹੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਚਰਨ ਸ਼ਰਨ ਵਿੱਚ ਮਾਨ ਗੁਰੂ ਸਵਾਰੇ ਸਤ ਸੰਗੀ ਜਨੋ ਜਿਵੇਂ ਸਨਮਾਨਯੋਗ ਭਾਈ ਸਾਹਿਬ ਭਾਈ ਨਰਿੰਦਰ ਸਿੰਘ ਜੀ ਨੇ ਆਪ ਜੀ ਨੂੰ ਇਸ ਵਰੇ ਦੇ ਸਮਾਗਮਾਂ ਦਾ ਵੇਰਵਾ ਸੰਖੇਪ ਵਿੱਚ ਦੇ ਦਿੱਤਾ ਹੈ ਆਪਾਂ ਪਿਛਲੇ ਕੁਝ ਸਾਲਾਂ ਤੋਂ ਹਰ ਸਾਲ ਇਸ ਮਹੀਨੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਅਨਨ ਗੁਰਸਿੱਖ 6 ਪਾਤਸ਼ਾਹਾਂ ਦੇ ਦੀਦਾਰ ਕਰਨ ਹਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਗ੍ਰੰਥੀ ਸਾਹਿਬ ਜੀ ਸੱਚ ਇਹ ਵੇ ਗੁਰਬਾਣੀ ਕੁਰਬਾਨੀ ਔਰ ਸ਼ਸਤਰਧਾਰੀ ਜੁਝਾਰੂ ਸਮਾ ਯੋਗ ਉਹਨਾਂ ਆਪਣੀਆਂ ਅੱਖਾਂ ਨਾਲ ਦੇਖਿਆ ਤਿੰਨ ਸ਼ਬਦ ਮੈਂ ਫਿਰ ਰਿਪੀਟ ਕਰ ਲੱਗਾ ਗੁਰਬਾਣੀ ਉਹਨਾਂ ਨੇ ਹਜ਼ੂਰ ਨੂੰ ਗੁਰਬਾਣੀ ਉਚਾਰਨ ਕਰਦਿਆਂ ਸੁਣਿਆ ਤੇ ਅੱਖਾਂ ਨਾਲ ਦੇਖਿਆ ਬਾਬਾ ਬੁੱਢਾ ਸਾਹਿਬ ਜੀ ਨੇ ਪੰਜ ਗੁਰੂ ਸਾਹਿਬਾਨ ਨੂੰ ਉਹਨਾਂ ਨੇ ਆਪਣੇ ਨੇਤਰਾਂ ਨਾਲ ਗੁਰੂ ਅਰਜੁਨ ਦੇਵ ਜੀ ਨੂੰ ਕੁਰਬਾਨੀ ਦੇਣ ਲੱਗਿਆਂ ਵਿਦਾਇਗੀ ਦਿੱਤੀ ਆਪਣੇ ਨੇਤਰਾਂ ਨਾਲ ਜਾਂਦਿਆਂ ਦੇਖਿਆ ਗੁਰਬਾਣੀ ਕੁਰਬਾਨੀ ਤੇ ਤੀਸਰਾ ਸ਼ਬਦ ਦਾਸ ਨੇ ਵਰਤਿਆ ਹੈ ਕਿ ਉਹਨਾਂ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਤਨ ਤੇ ਸ਼ਸਤਰ ਸਜਾਏ ਤੇ ਹਜ਼ੂਰ ਨੂੰ ਮੈਦਾਨ ਫਤਿਹ ਕਰਦਿਆਂ ਕੋਇਆ ਵੀ ਉਹਨਾਂ ਦੇਖਿਆ ਮੇਰੇ ਕਹਿਣ ਤੋਂ ਮੁਰਾਦ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਉਹਨਾਂ ਦੀ ਸਿਮਰਤੀ ਵਿੱਚ ਹਰ ਸਾਲ ਇਹ ਵਿਸ਼ੇਸ਼ ਦੀਵਾਨ ਆਯੋਜਿਤ ਕੀਤੇ ਜਾਂਦੇ ਨੇ ਪਰ ਇਸ ਵਰੇ ਗੁਰੂ ਨਾਨਕ ਸਾਹਿਬ ਜੀ ਦੇ 550 ਜਾਂ 550 ਸਾਲਾ ਆਗਮਨ ਗੁਰਪੁਰਬ ਨੂੰ ਸਮਰਪਿਤ ਇਹ ਸਮਾਗਮ ਨਾਲ ਆਯੋਜਿਤ ਕੀਤੇ ਗਏ ਨੇ ਜਿਵੇਂ ਭਾਈ ਸਾਹਿਬ ਜੀ ਨੇ ਦੱਸਿਆ ਹਰ ਸਾਲ ਸਤਿਗੁਰੂ ਜਿੰਨੀ ਕੁ ਸੋਜੀ ਬਖਸ਼ਦੇ ਆ ਆਪਾਂ ਹਜ਼ੂਰ ਦੀ ਅੰਮ੍ਰਿਤ ਬਾਣੀ ਵਿੱਚੋਂ ਵਿਚਾਰ ਕਰਨੇ ਖਾਂ ਇਸ ਵਰੇ ਮਨ ਚ ਸੀ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਪੁਰਬ ਹੈ ਤੇ ਸ਼ਾਇਦ 14 ਦਿਨ ਮੈਨੂੰ ਕਿਤੇ ਵੀ ਇੱਕ ਥਾਂ ਤੇ ਨਿਠ ਕੇ ਨਾ ਮਿਲ ਕਿਉਂਕਿ ਭਾਵੇਂ ਯੂਰਪ ਵਿੱਚ ਵੀ ਜਾਵਾਂ 2 ਦਿਨ ਇੱਕ ਮੁਲਕ 3 ਦਿਨ ਇੱਕ ਮੁਲਕ ਪਰ ਇੱਥੇ 14 ਕ ਦਿਨ ਆਪਾਂ ਨੂੰ ਨਿਠ ਕੇ ਮਿਲ ਗਿਆ ਆਪਾਂ ਸਾਰਿਆਂ ਨੇ ਰਲ ਕੇ ਗੁਰੂ ਨਾਨਕ ਸਾਹਿਬ ਜੀ ਦੇ ਜਪ ਦੀ ਵਿੱਚੋਂ ਉਸਤਤ ਕਰਨੀ ਹੈ ਮੈਂ ਆਪ ਨੂੰ ਅਰਥ ਨਹੀਂ ਕੋਈ ਸਿਖਾਣੇ ਮੈਂ ਫਿਰ ਬੇਨਤੀ ਕਰਾਂਗਾ ਆਪਾਂ ਸਾਰਿਆਂ ਨੇ ਰਲ ਕੇ ਬਾਬਾ ਜੀ ਦੇ ਸਿਫਤ ਦੇ ਗੀਤ ਗਾਉਣੇ ਆਓ ਅੱਜ ਅਸੀਂ ਆਰੰਭਤਾ ਕਰਾਂਗੇ ਕੱਲ ਤੋਂ ਦੋ ਪੌੜੀਆਂ ਤਿੰਨ ਪੌੜੀਆਂ ਜਿਵੇਂ ਚੱਲੇਗਾ ਪਰ ਆਪਣਾ ਮਰਕਜ਼ ਇਹ ਹੋਵੇਗਾ ਕਿ ਵੱਧ ਤੋਂ ਵੱਧ ਜਿੰਨੀ ਕੁ ਦਾਤੇ ਸੋਜੀ ਦਿੱਤੀ ਅਸੀਂ ਹਜ਼ੂਰ ਦੇ ਅਖਰੀ ਅਰਥਾਂ ਨੂੰ ਵਿਚਾਰ ਸਕੀਏ ਤੇ ਸੰਗਤ ਸੁਣੇ ਮੈਂ ਜੇ ਬੋਲਾਂ ਮੈਂ ਵੀ ਜਦੋਂ ਸਾਨੂੰ ਅਰਥਾਂ ਦੀ ਸਮਝ ਪੈ ਜਾਏਗੀ ਨਾ ਤੇ ਸੱਚ ਇਹ ਵੇ ਪਾਠ ਕਰਨ ਵਿੱਚ ਰਸ ਪਹਿਲਾਂ ਵੀ ਹੈ ਜਦੋਂ ਅਰਥ ਦੀ ਸਮਝ ਪੈ ਜਾਏਗੀ ਤੇ ਹਜ਼ੂਰ ਦੇ ਬਚਨ ਹੋਰ ਵੀ ਸਾਡੇ ਤੁਰ ਅੰਦਰ ਤਸ ਜਾਣਗੇ ਆਪ ਅਸੀਸ ਬਖਸ਼ੋ ਅੱਜ ਆਰੰਭਤਾ ਤੇ ਜਿਤਨੇ ਹਜ਼ੂਰ ਦੇ ਚਰਨਾਂ ਵਿੱਚ ਆਪ ਉਪਸਥਿਤ ਹੋ ਜਾਂ ਆਪ ਘਰਾਂ ਵਿੱਚ ਦੇਸ਼ ਵਿਦੇਸ਼ ਬੈਠੇ ਇਸ ਅਸਥਾਨ ਤੋਂ ਇਸ ਸਮਾਗਮ ਨੂੰ ਦੇਖ ਰਹੇ ਹੋ ਸੁਣ ਰਹੇ ਹੋ ਅੱਜ ਆਰੰਭਤਾ ਹੈ ਇਸ ਕਰਕੇ ਮੈਂ 2-4 ਮਿੰਟ ਆਪ ਜੀ ਦੇ ਇਹ ਲੈ ਆ ਅਸੀਸ ਬਖਸ਼ ਦੇ ਕੋਈ ਉਚਾਰਨ ਕਰੋ ਜੀ ਸਤਨਾਮ ਗੁਰੂ ਜੀ ਕਰੋ ਬਖਸ਼ਿਸ਼ ਫਿਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਗੁਰੂ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਗੁਰੂ ਅਰਜੁਨ ਦੇਵ ਜੀ ਨੇ ਜਿਸ ਵਕਤ ਤਰਤੀਬ ਦਿੱਤੀ ਹੈ ਤੇ ਸਭ ਤੋਂ ਪਹਿਲਾਂ ਜਿਹੜੀ ਬਾਣੀ ਦਰਜ ਕੀਤੀ ਉਸ ਬਾਣੀ ਨੂੰ ਦੋ ਸ਼ਬਦ ਅਸੀਂ ਆਪਣੇ ਕੋਲੋਂ ਦਿੰਨੇ ਆ ਇੱਕ ਸ਼ਬਦ ਹਜ਼ੂਰ ਦਾ ਹੈ ਬਾਣੀ ਹੈ ਜਪ ਅਸੀਂ ਅਦਬ ਸਹਿਤ ਇਸ ਬਾਣੀ ਨੂੰ ਜਪ ਜੀ ਸਾਹਿਬ ਕਹਿੰਨੇ ਆ ਆਪ ਜੀ ਦੀ ਜਾਣਕਾਰੀ ਲਈ ਪਿਛਲੇ ਸਾਲਾਂ 'ਚ ਵੀ ਦਾਸ ਨੇ ਬੇਨਤੀ ਕੀਤੀ ਸੀ ਕਿ ਅਸਲ 'ਚ ਕੁਝ ਪੁਰਾਤਨ ਹਸਤ ਲਿਖਤ ਜਿਹੜੇ ਸਵਰੂਪ ਨੇ ਇਸ ਬਾਣੀ ਦਾ ਨਾਮ ਉਹਨਾਂ ਸਵਰੂਪਾਂ ਦੇ ਵਿੱਚ ਜਪ ਨੀਸਾਨ ਹੈ ਫਿਰ ਬੇਨਤੀ ਹੈ ਪੁਰਾਤਨ ਜਨਮ ਸਾਖੀ ਵਾਲਾ ਕਹਿੰਦਾ ਤਬ ਬਾਬਾ ਬੋਲਿਆ ਜਪ ਮਹੱਲਾ ਪਹਿਲਾ ਜਪ ਆਸਾ ਮਹੱਲਾ ਪਹਿਲਾ ਪਰ ਆਪਾਂ ਜੋ ਸਾਡੇ ਕੋਲ ਸਵਰੂਪ ਚ ਇਸ ਬਾਣੀ ਦਾ ਨਾਮ ਜਪ ਨਿਸ਼ਾਨ ਹੈ ਥੋੜੇ ਜਿਹੇ ਦੇ ਅਰਥ ਭਾਵੇਂ ਦਾਸ ਨੇ ਬਹੁਤ ਵਾਰ ਕੀਤੇ ਆ ਜੇ ਸਾਨੂੰ ਗੁਰੂਦੇਵ ਨੇ ਸਰਲੇਖ ਦਿੱਤਾ ਹੈ ਤੇ ਗੁਰਬਾਣੀ ਦੇ ਹਰ ਸਲੇਖ ਆਵਾਜ਼ ਠੀਕ ਸੀ ਪਹਿਲਾਂ ਗੁਰਬਾਣੀ ਦੇ ਹਰ ਸਰਲੇਖ ਦੇ ਜਿਹੜੇ ਅਰਥ ਨੇ ਉਹ ਵੀ ਬਹੁਤ ਗਹਿਰੇ ਆ ਜਿਵੇਂ ਸੀ ਆਨੰਦ ਸਾਹਿਬ ਕਹਿੰਨੇ ਆ ਸੁਖਮਨੀ ਸਾਹਿਬ ਕਹਿੰਨੇ ਆ ਜਾਂ ਸੱਦ ਦੀ ਆਪਾਂ ਕਥਾ ਕੀਤੀ ਇੱਥੇ ਹੁਣ ਜਿਹੜਾ ਜਪ ਨਿਸ਼ਾਨ ਹੈ ਇਹਦੇ ਬਾਰੇ ਵਿਦਵਾਨਾਂ ਨੇ ਆਪਣੀ ਆਪਣੀ رائے ਦਿੱਤੀ ਤੇ ਇਹ ਵੀ ਬੇਨਤੀ ਆਰੰਭ ਚ ਆਪ ਸੰਗਤ ਨੂੰ ਆਪਾਂ ਜਿੰਨੀ ਵੀ ਕਥਾ ਕਰਾਂਗੇ ਪਰ ਮੈਂ ਜ਼ਰੂਰ ਆਪ ਤੋਂ ਸਿੱਖਾਂਗਾ ਕਿਉਂਕਿ ਮੈਂ ਕਿਸੇ ਵੀ ਅਰਥ ਵਿੱਚ ਆਪਣਾ ਦਾਵਾ ਨਹੀਂ ਪੇਸ਼ ਕਰਨਾ ਕਿਉਂਕਿ ਇਸ ਦੇ ਅਰਥ ਅਸੀਂ ਮੁਕੰਮਲ ਨਹੀਂ ਕਰ ਸਕਾਂਗੇ ਉਹ ਮੈਂ ਨਾਲ ਨਾਲ ਬੇਨਤੀ ਕਰੀ ਜਾਗਾ ਕਿਉਂ ਕਿਉਂਕਿ ਸਭ ਤੋਂ ਜ਼ਿਆਦਾ ਜਪਜੀ ਸਾਹਿਬ ਦੇ ਅਰਥ ਹੋਇਆ ਸਭ ਤੋਂ ਵੱਧ ਜੇ ਟੀਕੇ ਨੇ ਤੇ ਜਪਜੀ ਸਾਹਿਬ ਦੇ ਨੇ ਦੂਸਰੀ ਗੱਲ ਕਿ ਸਭ ਤੋਂ ਜ਼ਿਆਦਾ ਕਥਾ ਜੇ ਕਿਸੇ ਅਨਮਤ ਵਾਲਿਆਂ ਨੇ ਵੀ ਕੀਤੀ ਉਹਨਾਂ ਨੇ ਜਪਜੀ ਸਾਹਿਬ ਦੀ ਕੀਤੀ ਹੈ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦੇ ਮੁਤਾਬਕ ਕਿ ਕਰਤਾਰਪੁਰ ਰੋਜ਼ ਗੁਰੂ ਨਾਨਕ ਸਾਹਿਬ ਅੰਮ੍ਰਿਤ ਵੇਲੇ ਆਪ ਜਪਜੀ ਸਾਹਿਬ ਦਾ ਪਾਠ ਸੰਗਤ ਨੂੰ ਸੁਣਾਉਂਦੇ ਸਨ ਭਾਈ ਸਾਹਿਬ ਨੇ ਸ਼ਬਦ ਲਿਖਿਆ ਹੈ ਜਿਹੜਾ ਸੀ ਪਾਠ ਕਰਨੇ ਆ ਫਿਰ ਬਾਬਾ ਆਇਆ ਕਰਤਾਰਪੁਰ ਭੇਖ ਉਦਾਸੀ ਸਕਲ ਉਤਾਰਾ ਪਹਿਰ ਸੰਸਾਰੀ ਕੱਪੜੇ ਮੰਜੀ ਬੈਠ ਕੀਆ ਅਵਤਾਰਾ ਬਾਣੀ ਮੁਖੋਂ ਉਚਾਰੀਐ ਹੋਏ ਰੁਸ਼ਨਾਈ ਮਿਟੇ ਅੰਧਿਆਰਾ ਉਸ ਵਿੱਚ ਇੱਕ ਬਚਨ ਹੈ ਕਿ ਸੋ ਦਰ ਆਰਤੀ ਗਾਵੀਐ ਅੰਮ੍ਰਿਤ ਵੇਲੇ ਜਾਪ ਉਚਾਰਾ ਗੁਰੂ ਨਾਨਕ ਸਾਹਿਬ ਅੰਮ੍ਰਿਤ ਵੇਲੇ ਸ਼ਬਦ ਖਾਸ ਕਰਕੇ ਭਾਈ ਸਾਹਿਬ ਨੇ ਵਰਤਿਆ ਅੰਮ੍ਰਿਤ ਵੇਲੇ ਜਾਪ ਉਚਾਰਾ ਅੰਮ੍ਰਿਤ ਵੇਲੇ ਜਪਜੀ ਸਾਹਿਬ ਦਾ ਪਾਠ ਕੀਤਾ ਜਾਂਦਾ ਇਹ ਵੀ ਅਸੀਂ ਦੇਖਾਂਗੇ ਕਿ ਹਜ਼ੂਰ ਅੰਮ੍ਰਿਤ ਵੇਲੇ ਵਹਿਗੁਰੂ ਸ਼ਬਦ ਵੀ ਸੁਣਾਉਂਦੇ ਆ ਇੱਕ ਪਾਠ ਹੁੰਦਾ ਭਾਈ ਗੁਰਦਾਸ ਸਾਹਿਬ ਦਾ ਸਤ ਨਾਮ ਸਤ ਰੂਪ ਕਰ ਸਤਗੁਰ ਨਾਨਕ ਦਿਓ ਜਪਾਇਆ ਧਰਮਸ਼ਾਲ ਕਰਤਾਰਪੁਰ ਸਾਧ ਸੰਗਤ ਸੱਚਖੰਡ ਵਸਾਇਆ ਤੇ ਨਾਲ ਅੱਗੇ ਸ਼ਬਦ ਕਹਿੰਦੇ ਨੇ ਵਾਹਿਗੁਰੂ ਗੁਰ ਸ਼ਬਦ ਸੁਣਾਇਆ ਫਿਰ ਬੇਨਤੀ ਸਾਡੇ ਕੋਲ ਇਹ ਉਦਾਹਰਨਾਂ ਨੇ ਪੁਰਾਤਨ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਇਸ ਜਪ ਸਾਹਿਬ ਦੀ ਕਥਾ ਗੁਰੂ ਸਾਹਿਬਾਨ ਨੇ ਵੀ ਕੀਤੀ ਹੈ ਖਾਸ ਕਰਕੇ ਸਾਡੇ ਕੋਲ ਤਵਾਰੀਖ ਵਿੱਚ ਇਤਿਹਾਸ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜ਼ਿਕਰ ਹੁੰਦਾ ਹੈ ਜਿਨ੍ਹਾਂ ਨੇ ਕਸ਼ਮੀਰ ਜਾਂਦਿਆਂ ਆਪ ਰਸਤੇ ਵਿੱਚ ਪੂਰੇ ਜਪ ਸਾਹਿਬ ਦੀ ਜਪਜੀ ਸਾਹਿਬ ਦੀ ਕਥਾ ਕੀਤੀ ਪਰ ਜਿਸ ਦਿਨ ਕਥਾ ਦਾ ਭੋਗ ਪਿਆ ਇਹ ਮੈਂ ਸ਼ਬਦ ਕਈ ਸਾਲ ਪਹਿਲਾਂ ਬੇਨਤੀ ਕਰਕੇ ਗਿਆ ਰਿਪੀਟ ਹੋ ਰਹੀ ਗੱਲ ਜਿਸ ਵਕਤ ਭੋਗ ਪਿਆ ਤੇ ਸੰਗਤ ਨੇ ਸ਼ੁਕਰਾਨੇ ਵਜੋਂ ਹਜ਼ੂਰ ਦੇ ਚਰਨਾਂ 'ਚ ਬੇਨਤੀ ਕੀਤੀ ਕਿ ਮਹਾਰਾਜ ਆਪ ਜੀ ਨੇ ਜਪਜੀ ਸਾਹਿਬ ਦੇ ਅਰਥ ਵਿਆਖਿਆ ਕੀਤੀ ਤੇ ਸਤਿਗੁਰੂ ਨੇ ਭੋਗ ਵੇਲੇ ਜਿਹੜੇ ਸ਼ਬਦ ਵਰਤੇ ਉਹ ਸੁਣਨ ਵਾਲੀਆਂ ਨੇ ਦੋ ਤੁਕਾਂ ਗੁਰਬਿਲਾਸ ਵਿੱਚ ਲਿਖਿਆ ਹੈ ਪਾਤਸ਼ਾਹੀ ਸ਼ੈਵੀ ਵਿੱਚ ਬਹੁਰ ਸ਼੍ਰੀ ਮੁਖ ਬਚਨ ਪਖਾਨੋ ਇਹਦਾ ਮਤਲਬ ਫਿਰ ਗੁਰੂ ਹਰਗੋਬਿੰਦ ਸਾਹਿਬ ਮੁਖ ਤੋਂ ਬੋਲੇ ਅਰਥ ਯਾਹੇ ਗੁਰੂ ਨਾਨਕ ਜਾਨੋ ਜਿੰਨੀ ਸਮਝ ਪਈ ਅਸੀਂ ਅਰਥ ਕਰ ਦਿੱਤੇ ਪਰ ਸਾਧ ਸੰਗਤ ਜੀ ਇਸ ਬਾਣੀ ਦੇ ਮੁਕੰਮਲ ਅਰਥਾਂ ਨੂੰ ਧੰਨ ਗੁਰੂ ਨਾਨਕ ਸਾਹਿਬ ਜੀ ਜਾਣੇ ਮੇਰੇ ਕਹਿਣ ਤੋਂ ਮੁਰਾਦ ਕਿ ਜਪਜੀ ਸਾਹਿਬ ਦਾ ਪਾਠ ਗੁਰੂ ਗ੍ਰੰਥ ਸਾਹਿਬ ਵਿੱਚ ਸਭ ਤੋਂ ਪਹਿਲਾਂ ਹੈ ਥੋੜਾ ਜਿਹਾ ਇਹਦੇ ਸਰਲੇਖ ਸੰਬੰਧੀ ਮੈਂ ਬੇਨਤੀ ਕਰ ਦਿਆਂਗਾ ਬਾਣੀ ਅਸੀਂ ਜਪਜੀ ਸਾਹਿਬ ਵੀ ਕਹਿੰਨੇ ਅਸਲ 'ਚ ਤਤਕਰੇ ਵਿੱਚ ਹੈ ਸ਼ਬਦ ਜਪ ਨੀਸਾਨ ਮੈਂ ਬੇਨਤੀ ਕੀਤੀ ਮਹਾਪੁਰਖਾਂ ਨੇ ਵਿਦਵਾਨਾਂ ਨੇ ਸਾਰਿਆਂ ਨੇ ਯਤਨ ਕੀਤਾ ਵੀ ਇਸ ਸ਼ਬਦ ਦੀ ਘੋਖ ਵਿੱਚ ਉੰਜ ਨਿਸ਼ਾਨ ਸ਼ਬਦ ਗੁਰੂ ਨਾਨਕ ਸਾਹਿਬ ਨੇ ਜਪਜੀ ਸਾਹਿਬ ਵਿੱਚ ਵਰਤਿਆ ਹੈ ਗਾਵੇ ਕੋ ਦਾਤ ਜਾਣੈ ਨਿਸ਼ਾਨ ਤਿੱਥੈ ਸੋਣ ਪੰਚ ਪਰਵਾਨ ਨਦਰੀ ਕਰਮ ਪਵੇ ਨਿਸ਼ਾਨ ਸ਼ਬਦ ਵਰਤੇ ਉਥੇ ਨਿਸ਼ਾਨ ਦਾ ਅਰਥ ਚਿੰਨ੍ਹ ਹੈ ਪਰ ਕੁਝ ਵਿਦਵਾਨ ਕਹਿੰਦੇ ਆ ਕਿ ਉਹਨਾਂ ਨੇ ਪੰਜ ਅਰਥ ਇਸ ਸ਼ਬਦ ਦੇ ਲੱਭੇ ਵੈਸੇ ਤਾਂ ਬਹੁਤ ਅਰਥ ਨੇ ਇੱਕ ਨਿਸ਼ਾਨ ਦਾ ਲਫ਼ਜ਼ੀ ਅਰਥ ਹੈ ਜੀ ਨਗਾਰਾ ਜਿਹੜਾ ਆਪਾਂ ਨਗਾਰਾ ਵਜਾਨੇ ਆ ਇਸ ਨੂੰ ਵੀ ਨਿਸ਼ਾਨ ਕਿਹਾ ਜਾਂਦਾ ਹੈ ਦੂਸਰਾ ਨਿਸ਼ਾਨ ਦਾ ਅਰਥ ਹੈ ਤੁਜਾ ਝੰਡਾ ਫਲੈਗ ਜਿਵੇਂ ਆਪਾਂ ਨਿਸ਼ਾਨ ਸਾਹਿਬ ਕਹਿੰਨੇ ਤੀਸਰਾ ਨਿਸ਼ਾਨ ਦਾ ਅਰਥ ਹੈ ਚਿੰਨ ਕਿ ਆ ਨਿਸ਼ਾਨੀ ਪੈ ਗਈ ਨਿਸ਼ਾਨ ਪੈ ਗਿਆ ਤੇ ਸੱਚ ਇਹ ਵੇ ਚੌਥਾ ਨਿਸ਼ਾਨ ਦਾ ਅਰਥ ਹੈ ਕਿ ਸਾਈਨ ਕਰਨੇ ਸਿਗਨੇਚਰ ਕਰਨੇ ਸਹੀ ਪਾਣੀ ਤੇ ਪੰਜਵਾਂ ਨਿਸ਼ਾਨ ਦਾ ਲਫ਼ਜ਼ੀ ਅਰਥ ਹੈ ਜੀ ਰਾਹਦਾਰੀ ਬੇਨਤੀ ਸੁਣਿਓ ਗੁਰਮਖੋ ਇਹਦਾ ਮਤਲਬ ਨਿਸ਼ਾਨ ਦਾ ਅਰਥ ਨਿਸ਼ਾਨੀ ਸਾਈਨ ਕਰਨੇ ਝੰਡਾ ਨਗਾਰਾ ਤੇ ਰਾਹਦਾਰੀ ਰਾਹਦਾਰੀ ਬੜਾ ਪੁਰਾਣਾ ਸ਼ਬਦ ਹੈ ਅਸਲ 'ਚ ਇੱਕ ਨੇ ਵਿਦਵਾਨ ਨੇ ਅਰਥ ਕੀਤੇ ਕਹਿੰਦੇ ਨੇ ਇੰਜ ਪ੍ਰਤੀਤ ਹੁੰਦਾ ਹੈ ਪ੍ਰਤੀਤ ਹੁੰਦਾ ਹੀ ਕਿਹਾ ਦਾਵਾ ਨਹੀਂ ਬੰਨਿਆ ਕਿਉਂਕਿ ਬਾਣੀ ਵਿੱਚ ਆਪਾਂ ਜਿਉਂ-ਜਿਉਂ ਜਪਜੀ ਸਾਹਿਬ ਪੜਾਂਗੇ ਤੇ ਸੱਚ ਇਹ ਵੇ ਆਪ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਸੱਚਮੁੱਚ ਵਾਰ-ਵਾਰ ਕੁਰਬਾਨ ਜਾਓਗੇ ਇਹ ਨਹੀਂ ਨਿਰਮਾਨਤਾ ਪੂਰੇ ਜਪ 'ਚ ਕਿਤੇ ਦਾਵਾ ਨਹੀਂ ਦੱਸ ਸਭ ਕੁਝ ਦਿੱਤਾ ਪਰ ਕੋਈ ਦਾਵਾ ਨਹੀਂ ਕੀਤਾ ਮੈਂ ਸਭ ਕੁਝ ਜਾਣ ਗਿਆ ਜਿਵੇਂ ਅਸੀਂ ਦੂਜੀ ਪੌੜੀ 'ਚ ਪੜਾਂਗੇ ਕਿ ਹੁਕਮੀ ਹੋਵਣ ਆਕਾਰ ਇਹ ਸਮਝ ਕਹਿ ਕੇ ਹੁਕਮ ਨਾਲ ਸਭ ਕੁਝ ਬਣਿਆ ਪਰ ਦਾਵਾ ਨਹੀਂ ਕੀਤਾ ਹੁਕਮ ਨਾ ਕਹਿਆ ਜਾਏ ਫਿਰ ਬਿੰਤੀ ਬੜੇ ਸ਼ਬਦ ਅੱਗੇ ਸਾਰੇ ਆਉਣਗੇ ਜੇ ਖਾਉ ਜਾਣਾ ਆਖਾਂ ਨਹੀਂ ਦਾਵਾ ਨਹੀਂ ਬੰਨਿਆ ਜੇ ਖਾਉ ਜਾਣਾ ਆਖਾਂ ਨਹੀਂ ਕਿਉਂ ਜੀ ਕਹਿਣਾ ਕਥਨ ਨਾ ਜਾਈ ਕੋਈ ਦਾਵਾ ਨਹੀਂ ਜਦੋਂ ਅਸੀਂ ਪਾਠ ਕਰਾਂਗੇ ਮਹਾਰਾਜ ਜੀ ਦਾ ਕਿ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾਂ ਇੱਕ ਵਾਰ ਇਸ ਤੋਕ ਨੂੰ ਕੁਦਰਤ ਦਾ ਅਰਥ ਤੇ ਸ਼ਕਤੀ ਮੇਰੇ ਕੋਲ ਕੀ ਤਾਕਤ ਮੈਂ ਪਰਮਾਤਮਾ ਤੇਰੀ ਇਸ ਅਦਭੁਤ ਲੀਲਾ ਬਾਰੇ ਜ਼ਬਾਨ ਤੋਂ ਕੁਝ ਬੋਲ ਸਕਾਂ ਦਾਵਾ ਨਹੀਂ ਕੋਈ ਇਸੇ ਤਰ੍ਹਾਂ ਜਦੋਂ ਪਾਠ ਅੱਗੇ ਕਰਾਂਗੇ ਆਪਾਂ ਤੇ ਇੱਕ ਬਚਨ ਆਏਗਾ ਦਾਤਾਰ ਜੀ ਦਾ ਸਾ ਲਾਹੀ ਸਾ ਲਾਹੇ ਪਰ ਇਤੀ ਸੁਰਤ ਪਰ ਮੈਂ ਸ਼ਬਦ ਅਰਥ ਲਈ ਵਰਤੇ ਸਾ ਲਾਹੀ ਸਾ ਲਾਹੇ ਏਤੀ ਸੁਰਤ ਨਾ ਪਾਈਆ ਨਦੀਆਂ ਅਤੇ ਵਾਹ ਪਵੈ ਸਮੁੰਦ ਨਾ ਐ ਇਸੇ ਵਿੱਚ ਬਚਨ ਅੱਗੇ ਆਉਣਗੇ ਅੰਤ ਨਾ ਸਿਫਤੀ ਕਹਿਣ ਨਾ ਅੰਤ ਅੰਤ ਨਾ ਕਰਨੇ ਦੇ ਨਾ ਅੰਤ ਮਹਾਰਾਜ ਬਖਸ਼ਿਸ਼ ਕਰ ਰਹੇ ਆ ਮੇਰੇ ਕਹਿਣ ਤੋਂ ਮਰਾਦ ਦਾਵਾ ਨਹੀਂ ਕੋਈ ਬੰਦੇ ਪਰ ਉਹ ਹੁੰਦੇ ਨੇ ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ ਕਿ ਜਿਹੜਾ ਨਿਸ਼ਾਨ ਲਫ਼ਜ਼ ਕਹੇ ਜਪ ਨਾਲ ਨਿਸ਼ਾਨ ਕਿ ਇਹਦਾ ਅਰਥ ਉਹ ਰਾਹਦਾਰੀ ਕਰਦੇ ਆ ਕਿ ਜਿਵੇਂ ਕਿਸੇ ਦਾ ਸਮਾਨ ਵੀ ਠੀਕ ਹੋਵੇ ਤੇ ਉਸ ਕੋਲ ਰਾਹਦਾਰੀ ਵੀ ਹੋਵੇ ਉਸ ਨੂੰ ਰਸਤੇ ਵਿੱਚ ਕੋਈ ਰੋਕ ਕੇ ਪੁੱਛਣ ਦਾ ਯਤਨ ਕਰੇ ਵੀ ਇਹ ਸਮਾਨ ਕੀ ਉਹ ਪੇਪਰ ਦਿਖਾ ਦੇ ਰਾਹਦਾਰੀ ਦਿਖਾ ਦੇ ਤੇ ਸੱਚਮੁੱਚ ਰਾਹਦਾਰੀ ਦੇਖ ਕੇ ਉਹਦਾ ਰਾਹ ਕੋਈ ਨਹੀਂ ਰੋਕਦਾ ਜਿਸ ਕੋਲ ਗੁਰੂ ਨਾਨਕ ਸਾਹਿਬ ਦੇ ਜਪ ਦੀ ਰਾਹਦਾਰੀ ਕਹੇ ਪਰਮਾਤਮਾ ਦੀ ਦਰਗਾਹ ਵਿੱਚ ਉਹਦਾ ਰਾਹ ਕੋਈ ਨਹੀਂ ਰੋਕਦਾ ਉਹਨਾਂ ਨੇ ਕਿਹਾ ਨਿਸ਼ਾਨ ਦਾ ਅਰਥ ਰਾਹਦਾਰੀ ਮੈਂ ਥੋੜਾ ਜਿਹਾ ਬੇਨਤੀ ਆਪ ਨੂੰ ਹੋਰ ਕਰਕੇ ਆਪਾਂ ਅਰਥਾਂ ਵੱਲ ਚੱਲਨੇ ਖਾਂ ਦੂਸਰੀ ਗੱਲ ਕਿ ਜਪਜੀ ਸਾਹਿਬ ਆਰੰਭ ਵਿੱਚ ਨਿਤਨੇਮ ਦੇ ਆਰੰਭ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਆਰੰਭ ਵਿੱਚ ਅੰਮ੍ਰਿਤੀ ਬਾਣੀ ਦੇ ਆਰੰਭ ਵਿੱਚ ਤੇ ਸੱਚ ਇਹ ਵੇ ਕਿ ਜਿਨ੍ਹਾਂ ਨੇ ਕਦੀ ਜਪਜੀ ਸਾਹਿਬ ਨਹੀਂ ਪੜਿਆ ਮੈਂ ਕੱਲ ਵੀ ਕਿਹਾ ਉੱਥੇ ਗੁਰੂ ਘਰ ਕਾਫੀ ਸੰਗਤ ਇੰਡੀਆ ਤੋਂ ਨਵੇਂ ਵੀਰ ਆਏ ਬੱਚੇ ਆਏ ਉਹਨਾਂ ਦੇ ਮਾਤਾ ਪਿਤਾ ਆਏ ਮੈਂ ਕਹਾਂਗਾ ਜਿਸ ਨੇ ਕਦੀ ਵੀ ਜਪਜੀ ਸਾਹਿਬ ਨਾ ਪੜਿਆ ਉਹਦਾ 550 ਸਾਲਾ ਪੁਰਬ ਇਹ ਮਨਾਇਆ ਜਾਣਾ ਵੀ ਅੱਜ ਤੋਂ ਬਾਅਦ ਮੈਂ ਸਾਰੀ ਜ਼ਿੰਦਗੀ ਕਦੀ ਅੰਮ੍ਰਿਤ ਵੇਲੇ ਜਪਜੀ ਸਾਹਿਬ ਦਾ ਪਾਠ ਨਹੀਂ ਛੱਡਣਾ ਬਸ ਚੇਤੇ ਰੱਖਿਓ ਸਮਝੋ ਗੁਰੂ ਨਾਨਕ ਸਾਹਿਬ ਦਾ ਅਸੀਂ ਪੁਰਬ ਮਨਾ ਲਿਆ ਇੱਕ ਹੈ ਜਪਜੀ ਬੋਲ ਕੇ ਕਰਨਾ ਦੂਸਰਾ ਹੈ ਬੋਲਣ ਤੋਂ ਬਾਅਦ ਉਹਨੂੰ ਕੰਠ ਕਰ ਲੈਣਾ ਜ਼ਬਾਨੀ ਤੀਸਰਾ ਹੈ ਕਿ ਜਪਜੀ ਸਾਹਿਬ ਦਾ ਪਾਠ ਸੁਰਤ ਨਾਲ ਕਰਨਾ ਵੈਗੁਰੂ ਜੀ ਇਸ ਨੂੰ ਫਿਰ ਹਾਲਾਂਕਿ ਪੜਦੇ ਆਂ ਵੀ ਆਪਾਂ ਸੁਰਤ ਟਿਕਾਣੇ ਪਰ ਮਨ ਇੰਨਾ ਚੰਚਲ ਹੈ ਕਈ ਵਾਰੀ ਅੱਖਾਂ ਅੱਖਰ ਦੇਖਦੀਆਂ ਨੇ ਤੇ ਜ਼ਬਾਨ ਚਲੰਤ ਹੁੰਦੀ ਏ ਉਹ ਅੱਖਰਾਂ ਨੂੰ ਦੇਖਦਿਆਂ ਚਲੰਤ ਜ਼ਬਾਨ ਸਾਰਾ ਜਪਜੀ ਸਾਹਿਬ ਗੁਟਕਾ ਸਾਹਿਬ ਤੋਂ ਪੋਥੀ ਸਾਹਿਬ ਤੋਂ ਪੜ ਜਾਂਦੀ ਪਰ ਮਨ ਕਈ ਵਾਰੀ ਗੈਰ ਹਾਜ਼ਰ ਰਹਿੰਦਾ ਪੜਿਆ ਜਾਂਦਾ ਹੈ ਕੋਈ ਸ਼ੱਕ ਨਹੀਂ ਕਿਉਂਕਿ ਚਲੰਤ ਹੈ ਪਾਠ ਦੂਸਰੀ ਗੱਲ ਕਈ ਵਾਰੀ ਅਸੀਂ ਗੁਟਕਾ ਸਾਹਿਬ ਤੋਂ ਨਹੀਂ ਕਰਦੇ ਸਿਰਫ ਅਸੀਂ ਜ਼ਬਾਨੀ ਪਾਠ ਕਰਨੇ ਆ ਪਾਠ ਉਦੋਂ ਵੀ ਚਲੰਤ ਹੈ ਤੇ ਮਨ ਇੰਨਾ ਚਲਾ ਕੇ ਹੁਣ ਅੱਖਾਂ ਕੰਮ ਨਹੀਂ ਕਰ ਰਹੀਆਂ ਕਿਉਂਕਿ ਜ਼ਬਾਨ ਪਾਠ ਜ਼ਿਹਨ ਚ ਕੰਠ ਹੈ ਸਾਡੇ ਦਿਮਾਗ ਵਿੱਚੋਂ ਜ਼ਿਹਨ ਵਿੱਚੋਂ ਉਹ ਪਾਠ ਜੋ ਚੇਤਾ ਸ਼ਕਤੀ ਚ ਪਿਆ ਉਹ ਤੁਕਾਂ ਨਿਕਲ ਗਈਆਂ ਜ਼ਬਾਨ ਬੋਲੇਗੀ ਤੇ ਮਨ ਕਈ ਵਾਰੀ ਬੇਈਮਾਨੀ ਕਰਕੇ ਵਿੱਚੋਂ ਗੈਰ ਹਾਜ਼ਰ ਹੋ ਜਾਂਦਾ ਹੈ ਪਾਠ ਹੋ ਰਿਹਾ ਪਰ ਮਨ ਹਾਜ਼ਰ ਨਹੀਂ ਪਰ ਮੈਂ ਇੱਕ ਬੇਨਤੀ ਕਰਾਂਗਾ ਕਿ ਉਂਝ ਵੈਸੇ ਇਹਨੂੰ ਸਾਧਨ ਲਈ ਤਾਂ ਨੌ ਦਰਵਾਜ਼ੇ ਬੰਦ ਕਰਕੇ ਅੰਦਰ ਕਾਬੂ ਆਉਂਦਾ ਹੈ ਗੁਰੂ ਸਾਹਿਬ ਜੀ ਨੇ ਬਚਨ ਵੀ ਕੀਤਾ ਕਿ ਜੇ ਇਹ ਸਾਧੇ ਜਾਣ ਇਹ ਬੰਦ ਹੋ ਜਾਣ ਜਿਹਨੂੰ ਅਸੀਂ ਪਾਠ ਕਰਨੇ ਆ ਗੁਰ ਦਿਖਲਾਈ ਮੋਰੀ ਜਿਤ ਮਿਰਗ ਪਰਤ ਹੈ ਚੋਰੀ ਮੂੰਦ ਲਈਏ ਦਰਵਾਜੇ ਬਾਜੀਲੇ ਅਨਹਦ ਬਾਜੇ ਭਾਈ ਸਾਹਿਬ ਕਹਿੰਦੇ ਚਰਮ ਦ੍ਰਿਸ਼ਟ ਮੂੰਦ ਪੇਖੈ ਦ੍ਰਿਭ ਦ੍ਰਿਬ ਦ੍ਰਿਸ਼ਟ ਕੈ ਨਾਦ ਬਾਦ ਪਰ ਅਨਹਤ ਲਿਬ ਲਾਵੇ ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਚੰਮ ਵਾਲੀ ਦ੍ਰਿਸ਼ਟੀ ਬੰਦ ਹੋ ਜਾਏ ਤੇ ਅੰਦਰੋਂ ਬ੍ਰਹਮ ਵਾਲੀ ਦ੍ਰਿਸ਼ਟੀ ਆਪਣੇ ਆਪ ਪੈਦਾ ਹੋ ਜਾਏਗੀ ਪਰ ਫਿਰ ਵੀ ਸਿਮਰਨ ਕਰਦੇ ਆ ਜੇ ਮੰਨ ਲਓ ਸਾਨੂੰ ਜ਼ਬਾਨੀ ਕੰਟਕ ਹੈ ਜਪਜੀ ਸਾਹਿਬ ਅਭਿਆਸ ਵੈਸੇ ਕਰਨਾ ਚਾਹੀਦਾ ਇਹਦੇ ਅੱਗੇ ਜਪ ਸ਼ਬਦ ਆਵੇਗਾ ਉੱਥੇ ਮੈਂ ਬੇਨਤੀ ਕਰਨਾ ਆਪਾਂ ਸੁਰਤ ਨਾਲ ਪਾਠ ਕਰੀਏ ਜ਼ਬਾਨ ਵੀ ਨਹੀਂ ਚੱਲ ਰਹੀ ਅੱਖਾਂ ਅੱਖਰ ਨਹੀਂ ਦੇਖ ਰਹੀਆਂ ਗੱਲਾਂ ਦੋ ਨੇ ਇੱਕ ਦਿਮਾਗ ਵਿੱਚ ਪਏ ਕੋਈ ਸ਼ਬਦ ਨੇ ਦੂਜਾ ਸੁਰਤ ਨੇ ਉਹਨੂੰ ਵਚਨੇ ਕਈ ਵਾਰੀ ਜ਼ਬਾਨ ਬੋਲਦੀ ਹੋਵੇ ਤੇ ਸੱਚੀ ਮੁੱਚੀ ਮਨ ਵਿੱਚੋਂ ਨਿਕਲ ਜਾਂਦਾ ਪਰ ਗੁਰਮਖੋ ਜੇ ਆਪਾਂ ਜ਼ਬਾਨ ਵਾਲਾ ਦਰਵਾਜ਼ਾ ਬੰਦ ਕਰ ਦਈਏ ਸਿਰਫ ਜ਼ੇਨ ਵਿੱਚੋਂ ਸੁਰਤ ਰਾਹੀਂ ਉਹਨਾਂ ਅੱਖਰਾਂ ਦਾ ਜਾਪ ਕਰੀਏ ਜਿੱਥੇ ਧਿਆਨ ਉਖੜੇਗਾ ਉਸ ਤੋਂ ਅੱਗੇ ਤੁਕ ਸਾਡੀ ਚੱਲ ਨਹੀਂ ਸਕਦੀ ਕਿਉਂਕਿ ਨਾ ਤਾਂ ਜ਼ਬਾਨ ਕੰਮ ਕਰ ਰਹੀ ਤੇ ਨਾ ਅਸੀਂ ਅੱਖਾਂ ਨਾਲ ਦੇਖ ਰਹੇ ਹਾਂ ਦੂਸਰੀ ਗੱਲ ਇਸ ਸ਼ਬਦ ਦਾ ਪਾਠ ਇਸ ਬਾਣੀ ਦਾ ਗੁਰਮਖਾਂ ਮਹਾਂਪੁਰਖਾਂ ਨੇ ਅਨੇਕਾਂ ਨੇ ਮੈਂ ਕਿਸ ਕਿਸ ਦਾ ਨਾਮ ਲਵਾਂ ਸਿੱਖ ਜਗਤ ਮਹਾਨ ਸੂਰਬੀਰਾਂ ਨੇ ਇਸ ਦੇ ਸੈਂਕੜੇ ਸੈਂਕੜੇ ਪਾਠ ਰੋਜ਼ ਕੀਤੇ ਆ ਇੱਥੋਂ ਤੱਕ ਸਿਰਫ ਇੱਕ ਉਦਾਹਰਨ ਬਾਬਾ ਬੁੱਢਾ ਸਾਹਿਬ ਜੀ ਬਾਰੇ ਅਸੀਂ ਹਰ ਸਾਲ ਪੜ੍ਹਨੇ ਆ ਕਿ ਬਾਬਾ ਜੀ ਨੇ ਜਦੋਂ ਅੰਮ੍ਰਿਤ ਵੇਲੇ ਚੋਲਾ ਤਿਆਗਿਆ ਤੇ ਉਹਨਾਂ ਨੇ ਗੁਰੂ ਹਰਗੋਬਿੰਦ ਸਾਹਿਬ ਦੇ ਸਾਹਮਣੇ ਜਿੰਨੀ ਸੰਗਤ ਬੈਠੀ ਸੀ ਉੱਚੀ ਆਵਾਜ਼ ਵਿੱਚ ਬੋਲ ਕੇ ਜਪ ਜੀ ਸਾਹਿਬ ਦਾ ਪਾਠ ਕਰਕੇ ਭੋਗ ਪਾਇਆ ਸੀ ਫਿਰ ਉਹਨਾਂ ਨੇ ਸਰੀਰ ਤਿਆਗਿਆ ਮੈਂ ਬੇਨਤੀ ਕਰਾਂ ਚਾਂਦਨੀ ਚੌਂਕ 'ਚ ਅਸੀਂ ਅੱਜ ਚੌਂਕ ਦੇਖਨੇ ਜਿੱਥੇ ਭਾਈ ਮਤੀ ਦਾਸ ਜੀ ਦੇ ਸਰੀਰ ਦੇ ਆਰੇ ਨਾਲ ਦੋ ਖੰਡ ਕੀਤੇ ਦੋ ਟੁਕੜੇ ਕੀਤੇ ਸਾਡੀ ਤਵਾਰੀ ਕਹਿੰਦੀ ਹੈ ਕਿ ਉਹਦੇ ਟੁਕੜਿਆਂ ਵਿੱਚੋਂ ਵੀ ਜਪਜੀ ਸਾਹਿਬ ਦੀ ਆਵਾਜ਼ ਆਉਂਦੀ ਰਹੀ ਭਾਈ ਸੰਤੋਖ ਸਿੰਘ ਨੇ ਲਿਖਿਆ ਅਰਦੋ ਉਰਦ ਚਰਾਏ ਸੋਦਾਰਾ ਪਰਿਓ ਪ੍ਰithvi ਪਰ ਖਵੇ ਦਵੈ ਫਾਰਾ ਦੋਨੋਂ ਤਨ ਤੇ ਜਪਜੀ ਪੜੈ ਹੇਰਤ ਸਭ ਕੈ ਅਚਰਜ ਬੜੈ ਦੂਸਰੀ ਗੱਲ ਦੂਸਰੇ ਦਿਨ ਗੁਰੂ ਤੇਗ ਬਹਾਦਰ ਸ਼ਹੀਦ ਹੁੰਦੇ 10 ਨਵੰਬਰ 1675 ਨੂੰ ਤਿੰਨ ਸਿੱਖ ਸ਼ਹੀਦ ਹੁੰਦੇ ਆ 11 ਨਵੰਬਰ 1675 ਨੂੰ ਦੁਪਹਿਰ ਦੇ ਵੇਲੇ ਗੁਰੂ ਤੇਗ ਬਹਾਦਰ ਸਾਹਿਬ ਸ਼ਹਾਦਤ ਤੋਂ ਪਹਿਲਾਂ ਸੀਸਗੰਜ ਦੇ ਥੱਲੇ ਪਿੱਛੇ ਖੂਹ ਹੈ ਉੱਥੇ ਇਸ਼ਨਾਨ ਕਰਦੇ ਆ ਬੋਰਡ ਥੱਲੇ ਆਉਂਦੇ ਨੇ ਬੈਠਦੇ ਨੇ ਉਸ ਵਕਤ ਕਾਜੀ ਨੂੰ ਜਲਾਦ ਨੂੰ ਦਰੋਗੇ ਨੂੰ ਸਿਰਫ ਇੱਕੋ ਸ਼ਬਦ ਕਹਿੰਦੇ ਆ ਕਿ ਅਸੀਂ ਜਪ ਦਾ ਪਾਠ ਸ਼ੁਰੂ ਕਰਾਂਗੇ ਜਦੋਂ ਸਮਾਪਤੀ ਕਰਕੇ ਅਕਾਲ ਦੇ ਸਨਮੁਖ ਸੀ ਝੁਕਾਵਾਂਗੇ ਤੁਸੀਂ ਆਪਣੀ ਤਲਵਾਰ ਦਾ ਵਾਰ ਕਰ ਲੈਣਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸੱਚਮੁੱਚ ਸ਼ਹੀਦ ਹੋਣ ਤੋਂ ਪਹਿਲਾਂ ਜਪਜੀ ਸਾਹਿਬ ਦਾ ਪਾਠ ਆਪਣੀ ਰਸਨਾ ਤੋਂ ਕੀਤਾ ਖੈਰ ਮੈਂ ਜ਼ਿਆਦਾ ਡਿਟੇਲ ਚ ਨਹੀਂ ਜਪਜੀ ਸਾਹਿਬ ਦੀ ਆਰੰਭਤਾ ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਜਿਸ ਮੂਲ ਮੰਤਰ ਕਹਿੰਦੇ ਆ ਮੰਗਲ ਕਹਿੰਦੇ ਆ ਇਸ ਤੋਂ ਕੀਤੀ ਹੈ ਸਭ ਤੋਂ ਪਹਿਲਾਂ ਦਾਤਾਰ ਜੀ ਨੇ ਜਿਸ ਨੂੰ ਸਿੱਖ ਨੇ ਪੂਜਣਾ ਹੈ ਜਿਸ ਨੂੰ ਗੁਰੂ ਗ੍ਰੰਥ ਸਾਹਿਬ ਦੇ ਸੇਵਾਦਾਰ ਨੇ ਬਾਣੀ ਪੜਨ ਵਾਲੇ ਨੇ ਜਿਹਦੀ ਉਪਾਸਨਾ ਕਰਨੀ ਹੈ ਆਖਰ ਉਹ ਕੌਣ ਹੈ ਉਹਦੇ ਗੁਣ ਕੀ ਨੇ ਉਹਦੇ ਲਕਸ਼ਣ ਕੀ ਨੇ ਸਭ ਤੋਂ ਪਹਿਲਾਂ ਸਤਿਗੁਰਾਂ ਨੇ ਇੱਥੇ ਬਖਸ਼ਿਸ਼ ਕੀਤੀ ਤੇ ਸਭ ਤੋਂ ਪਹਿਲਾਂ ਸ਼ਬਦ ਕਹੇ ਬਚਨ ਕਹੇ ਇੱਕ ਓੰਕਾਰ ਮੈਂ ਬੇਨਤੀ ਕਰਾਂਗਾ ਆਪਾਂ ਸ਼ਾਇਦ ਅੱਜ ਐਦ ਕੀ ਸਾਖੀਆਂ ਜਾਂ ਇਤਿਹਾਸ ਤੇ ਅੱਗੇ ਵੀ ਮੈਂ ਯਤਨ ਕਰਨਾ ਘੱਟ ਕਿਉਂਕਿ ਆਪਣਾ ਧਿਆਨ ਸਿਰਫ ਅਰਥਾਂ ਵੱਲ ਹੋਣਾ ਹੁਣ ਇੱਕ ਇਹਦਾ ਪਾਠ ਜੋ ਸਾਨੂੰ ਉਚਾਰਨ ਕਰਾਇਆ ਗਿਆ ਇੱਕ ਓਮਕਾਰ ਤਿੰਨ ਹਿੱਸਿਆਂ 'ਚ ਪਾਠ ਹੁੰਦਾ ਏਕਮਕਾਰ ਨਹੀਂ ਇੱਕ ਓਮਕਾਰ ਹੁਣ ਜਿਹੜਾ ਇਹ ਆਰੰਭਤਾ ਹੈ ਇਹ ਅੱਖਰ ਤੋਂ ਨਹੀਂ ਬੇਨਤੀ ਅੱਖਰ ਤੋਂ ਨਹੀਂ ਠੀਕ ਹੈ ਸੀ ਓਮਕਾਰ ਜਦੋਂ ਪੜ੍ਹਨੇ ਆ ਤੇ ਸਾਡੇ ਗੁਰਮੁਖੀ ਵਿੱਚ ਜਿਹੜਾ ਊੜਾ ਹੈ ਉਹਨੂੰ ਖੁੱਲਾ ਕਰਕੇ ਗੁਰਦੇਵ ਨੇ ਓਂਗ ਦੀ ਆਵਾਜ਼ ਦੇ ਦਿੱਤੀ ਤੇ ਉੱਤੇ ਜਿਹੜੀ ਲਕੀਰ ਖਿੱਚੀ ਹੈ ਉਹਦਾ ਅਸੀਂ ਉਚਾਰਨ ਕਾਰ ਕਰਨੇ ਹਾਂ ਇਹ ਸੰਸਕ੍ਰਿਤ ਦਾ ਪਛੇਤਰ ਕਿਹਾ ਜਾਂਦਾ ਵੈਸੇ ਪਰ ਜੋ ਹਜ਼ੂਰ ਨੇ ਆਰੰਭਤਾ ਕੀਤੀ ਉਹਨਾਂ ਨੇ ਇੱਕ ਤੋਂ ਕੀਤੀ ਇਹ ਆਪ ਨਾਲ ਕਈ ਵਾਰੀ ਸਾਂਝ ਪਾਈ ਹੈ ਓਮ ਸ਼ਬਦ ਓਮਕਾਰ ਸ਼ਬਦ ਓੰਗ ਸ਼ਬਦ ਇਹ ਪੂਰਬ ਦੇ ਧਰਮ ਗ੍ਰੰਥਾਂ ਵਿੱਚ ਬਹੁਤ ਵਰਤਿਆ ਹੈ ਤੇ ਗੁਰੂ ਗ੍ਰੰਥ ਸਾਹਿਬ ਵਿੱਚ ਇਹਦੀ ਭਰਪੂਰ ਵਰਤੋਂ ਕੀਤੀ ਗਈ ਓਮ ਸ਼ਬਦ ਵੀ ਵਰਤਿਆ ਓਮ ਨਮੋ ਭਗਵੰਤ ਗੁਸਾਈ ਗੁਰੂ ਗ੍ਰੰਥ ਸਾਹਿਬ ਵਿੱਚ ਓਨਮ ਅੱਖਰ ਕਰੋ ਵਿਚਾਰ ਜਾਂ ਸਤਿਗੁਰੂ ਕਹਿੰਦਿਆ ਓੰਕਾਰ ਆਦ ਮੈਂ ਜਾਣਾ ਇਹ ਸ਼ਬਦ ਦੀ ਓੰਕਾਰ ਓਮ ਓਨਮ ਇਹ ਸ਼ਬਦ ਵਰਤੇ ਤੇ ਗੁਰੂ ਗ੍ਰੰਥ ਸਾਹਿਬ ਅੰਦਰ ਸਤਿਗੁਰਾਂ ਨੇ ਸੱਚ ਇਹ ਵੇ ਕਿ ਇੱਕ ਓੰਕਾਰ ਦੀ ਥਾਂ ਤੇ ਜ਼ਿਆਦਾਤਰ ਸ਼ਬਦ ਏਕ ਓੰਕਾਰ ਵਰਤਿਆ ਹੈ ਫਿਰ ਬੇਨਤੀ ਸੁਣਿਓ ਅਸੀਂ ਜਦੋਂ ਪਾਠ ਕਰਨੇ ਆ ਕਿ ਜਲ ਥਲ ਮਈਲ ਪੂਰਿਆ ਸੁਆਮੀ ਖਾਰ ਅਨਕ ਭਾਂਤ ਹੋਏ ਪਸਰਿਆ ਨਾਨਕ ਏਕ ਓੰਕਾਰ ਸੱਚੇ ਵਿੱਚ ਏਕ ਓੰਕਾਰ ਸ਼ਬਦ ਵਰਤਿਆ ਹੈ ਜੋ ਸਾਨੂੰ ਪੜਾਇਆ ਗਿਆ ਉਹ ਹੈ ਇੱਕ ਓਵੰਕਾਰ ਸਭ ਤੋਂ ਪਹਿਲਾਂ ਬੇਨਤੀ ਜੀ ਇਸ ਗੱਲ ਨੂੰ ਹਾਲਾਂਕਿ ਇਹਦੀ ਕੋਈ ਮੁਕੰਮਲ ਵਿਆਖਿਆ ਨਹੀਂ ਕਰ ਸਕੇਗਾ ਸਭ ਤੋਂ ਪਹਿਲਾਂ ਸਤਗੁਰਾਂ ਨੇ ਗਿਣਤੀ ਵਿੱਚ ਵੈਸੇ ਵਿਦਵਾਨ ਕਹਿੰਦੇ ਨੇ ਸੰਗਿਆਵਾਚਕ ਹੈ ਸੰਖਿਆਵਾਚਕ ਨਹੀਂ ਸਭ ਤੋਂ ਪਹਿਲਾਂ ਇੱਕ ਲਿਆ ਆਪਾਂ ਜਪਜੀ ਸਾਹਿਬ ਦੇ ਪਾਠ ਵੀ ਦੇਖਾਂਗੇ ਜਿਹੜਾ ਇੱਕ ਅਸੀਂ ਉਚਾਰਨ ਕਰਨੇ ਆ ਉਹ ਅੱਖਰਾਂ ਵਿੱਚ ਵੀ ਆਇਆ ਈੜੀ ਨੂੰ ਸਿਹਾਰੀ ਤੇ ਕੱਕੇ ਨੂੰ ਔਂਕੜ ਇੱਕ ਇੱਕ ਪਾਠ ਹੁੰਦਾ ਈੜੀ ਨੂੰ ਸਿਹਾਰੀ ਕੱਕੇ ਨੂੰ ਸਿਹਾਰੀ ਇੱਕ ਈੜੀ ਨੂੰ ਸਿਹਾਰੀ ਕੱਕਾ ਮੁਕਤਾ ਹੁਣ ਪਾਠ ਤਾਂ ਇਸ ਇੱਕ ਹੀ ਹੈ ਨਾ ਪਰ ਸਤਗੁਰਾਂ ਨੇ ਓੰਕਾਰ ਤੋਂ ਪਹਿਲਾਂ ਮੈਂ ਬੇਨਤੀ ਕਰਾਂਗਾ ਇੱਕ ਲਿਖਿਆ ਤੇ ਪੂਰੇ ਗੁਰੂ ਗ੍ਰੰਥ ਸਾਹਿਬ ਵਿੱਚ ਸੈਂਕੜੇ ਵਾਰੀ ਇਹ ਸ਼ਬਦ ਦੀ ਵਰਤੋਂ ਕੀਤੀ 33 ਵਾਰੀ ਤਾਂ ਗੁਰਪ੍ਰਸਾਦ ਤੱਕ ਜਿਹੜਾ ਮੁਕੰਮਲ ਆਇਆ ਇੱਕ ਓੰਕਾਰ ਸਤਗੁਰ ਪ੍ਰਸਾਦ 523 24 ਵਾਰ ਆਇਆ ਇੱਕ ਓੰਕਾਰ ਸਤਨਾਮ ਕਰਤਾਪੁਰ ਗੁਰਪ੍ਰਸਾਦ ਵੀ ਆਇਆ ਮੇਰੇ ਕਰਨ ਤੋਂ ਮੁਰਾਦ ਗੁਰਦੇਵ ਨੇ ਇਸ ਇੱਕ ਓੰਕਾਰ ਦੀ ਵਰਤੋਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸੈਂਕੜੇ ਵਾਰੀ ਕੀਤੀ ਪਰ ਸੈਂਕੜੇ ਵਾਰੀ ਸਾਰੀਆਂ ਥਾਵਾਂ ਤੇ ਸਰਲੇਖ ਰੂਪ ਵਿੱਚ ਕੀਤੀ ਜਿੱਥੇ ਮੰਗਲ ਆਇਆ ਨਾ ਜੀ ਚਲੋ ਹੈਡਿੰਗ ਸ਼ਬਦ ਨਾ ਵਰਤਾ ਮੰਗਲ ਰੂਪ ਵਿੱਚ ਕੀਤੀ ਪਰ ਇਸ ਦਾ ਕਾਰਨ ਕੀ ਜਿਹੜਾ ਓਮ ਸ਼ਬਦ ਹੈ ਇਹਦੇ ਬਾਰੇ ਇਹ ਬੜੇ ਅਰਥ ਕੀਤੇ ਜਾਂਦੇ ਪਰ ਮੈਂ ਬਿਲਕੁਲ ਕੰਪੈਰੀਟਿਵ ਸਟੱਡੀ ਅਨੁਸਾਰ ਨਹੀਂ ਕਰਨੇ ਤੁਲਨਾਤਮਕ ਅਧਿਐਨ ਅਨੁਸਾਰ ਨਹੀਂ ਕਰਨੇ ਮੇਰੀ ਇੱਛਾ ਵੀ ਸੌਖੇ ਅਰਥ ਮੈਨੂੰ ਵੀ ਸਮਝ ਪੈ ਜਾਣ ਤੇ ਸੰਗਤ ਦੀ ਸੇਵਾ ਕਰ ਸਕਾਂ ਹੁਣ ਜਿਹੜਾ ਸ਼ਬਦ ਓਮ ਹੈ ਇਹਦਾ ਅਰਥ ਖੁਸ਼ੀ ਹੋਵੇ ਜੈ ਜੈਕਾਰ ਹੋਵੇ ਜੀ ਆਇਆਂ ਨੂੰ ਵੀ ਕਿਹਾ ਗਿਆ ਤੇ ਪੂਰਬ ਦੇ ਗ੍ਰੰਥ ਜਦੋਂ ਕੋਈ ਲਿਖਦਾ ਸੀ ਤੇ ਇਸ ਅੱਖਰ ਨੂੰ ਸ਼ੁਭ ਜਾਣ ਕੇ ਦੇ ਤੋਂ ਸ਼ੁਰੂਆਤ ਕੀਤੀ ਜਾਂਦੀ ਸੀ ਬੇਨਤੀ ਹੈ ਹੁਣ ਇਹ ਸ਼ਬਦ ਜਿਹੜਾ ਓਮ ਹੈ ਇਹ ਬ੍ਰਹਮਵਾਚਕ ਵੀ ਆਇਆ ਹੈ ਇੱਥੇ ਯਾਦ ਰੱਖਿਓ ਖੁਸ਼ੀ ਹੋਵੇ ਜੀ ਆਇਆਂ ਨਹੀਂ ਅਸੀਂ ਅਰਥ ਕਰਾਂਗੇ ਓਮ ਦੇ ਇੱਥੇ ਓਮ ਇਹਦੇ ਅਰਥ ਮੈਂ ਕਰ ਲੱਗਾ ਇੱਕ ਕਾਰ ਪਹਿਲਾਂ ਸ਼ੁਰੂ ਕਰਾਂਗੇ ਓੰਗ ਤੋਂ ਫਿਰ ਇੱਕ ਦੀ ਗੱਲ ਕਰਨੇ ਹੁਣ ਜਿਹੜਾ ਇਹ ਓਮ ਸ਼ਬਦ ਹੈ ਇਹ ਬ੍ਰਹਮਵਾਚਕਾ ਹੈ ਵਿਦਵਾਨ ਕਹਿੰਦੇ ਆ ਵੀ ਗੁਰਦੇਵ ਨੇ ਇੱਕ ਕਿਉਂ ਨਾ ਲਾ ਦਿੱਤਾ ਚਲੋ ਇਹ ਬ੍ਰਹਮਵਾਚਕ ਸ਼ਬਦ ਸੀ ਈਵਨ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਇਹਦਾ ਮਰਜ਼ ਕੀਤੀ ਕਾਫੀ ਵਰਤੋਂ ਕੀਤੀ ਹੋਇਆ ਕਿ ਵਿਆਖਿਆ ਕਰਦਿਆਂ ਕਰਦਿਆਂ ਇਸ ਓਮ ਸ਼ਬਦ ਨੂੰ ਜਿਹੜਾ ਬ੍ਰਹਮਵਾਚਕ ਸੀ ਬ੍ਰਹਮਵਾਚਕ ਸਮਝ ਕੇ ਪ੍ਰਮਾਤਮਾ ਦਾ ਲਾਇਕ ਉਹਦੀ ਲਖਾਇਕ ਉਹਦੀ ਨਾਦ ਕੀ ਕੀਤਾ ਰਿਸ਼ੀਆਂ ਵਿਦਵਾਨਾਂ ਨੇ ਇਸ ਓਮ ਲਫ਼ਜ਼ ਦੀ ਧੁਨੀ ਨੂੰ ਲਮਕਾ ਕੇ ਸਾਊਂਡ ਨੂੰ ਲਮਕਾ ਕੇ ਇਹਦੇ ਤਿੰਨ ਟੁਕੜੇ ਕਰ ਦਿੱਤੇ ਫਿਰ ਬੇਨਤੀ ਜਿਵੇਂ ਓਮ ਉਹ ਕਹਿੰਦੇ ਨੇ ਐੜਾ ਊੜਾ ਤੇ ਮੰਮਾ ਇਹ ਤਿੰਨ ਧੁਨੀ ਦੇ ਤਿੰਨ ਟੁਕੜੇ ਬਣਾ ਦਿੱਤੇ ਓਮ ਐੜਾ ਊੜਾ ਤੇ ਮੰਮਾ ਜਦੋਂ ਸਨਾਦ ਦੇ ਸਾਊਂਡ ਦੇ ਤਿੰਨ ਟੁਕੜੇ ਕੀਤੇ ਇਸ ਓਮ ਦੇ ਅਰਥ ਪਲਟ ਕੇ ਉਹਨਾਂ ਨੇ ਕਰ ਦਿੱਤੇ ਇਹ ਸ਼ਬਦ ਬ੍ਰਹਮਾ ਵਿਸ਼ਨ ਔਰ ਮਹੇਸ਼ ਕਾ ਲਖਾਇਕ ਹੈ ਫਿਰ ਬੇਨਤੀ ਸਮਝਿਓ ਉਹ ਤਰੇ ਦੇਵਤੇ ਚ ਵੰਡ ਦਿੱਤਾ ਹਾਲਾਂਕਿ ਗੁਰੂ ਨਾਨਕ ਸਾਹਿਬ ਅੱਗੇ ਬਚਨ ਕਰਨਗੇ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ ਅਸੀਂ ਪੜਾਂਗੇ ਜਦੋਂ ਪੰਜਵੀਂ ਪੌੜੀ ਗੁਰ ਈਸ਼ਰ ਗੁਰ ਗੋਰਖ ਬ੍ਰਹਮਾ ਗੁਰ ਪਾਰਬਤੀ ਮਾਈ ਹੁਣ ਉਹਨਾਂ ਕੀ ਕੀਤਾ ਜੀ ਇਸ ਨਾਦ ਦੇ ਇਸ ਸਾਉਂਡ ਦੇ ਤਿੰਨ ਟੁਕੜੇ ਬਣਾ ਦਿੱਤੇ ਵੀ ਇਹ ਬ੍ਰਹਮਾ ਵਿਸ਼ਨ ਔਰ ਮਖੇਸ਼ ਦੇਵਤਿਆਂ ਦਾ ਲਕਾਇਕ ਹੈ ਗੁਰੂ ਸਾਹਿਬ ਜੀ ਨੇ ਦੇਖਿਆ ਕਈਆਂ ਨੇ ਫਿਰ ਇਹਦੇ ਅਰਥ ਕੀਤੇ ਇਹ ਰਜ ਗੁਣ ਤਮ ਗੁਣ ਔਰ ਸਤ ਗੁਣ ਕਾ ਲਖਾਇਕ ਹੈ ਇਹ ਮਾਇਆ ਦੇ ਤਿੰਨ ਗੁਣਾ ਉਹ ਵੀ ਤਿੰਨ ਗੁਣੀ ਨੇ ਗੁਰੂ ਸਾਹਿਬ ਜੀ ਨੇ ਸਭ ਤੋਂ ਪਹਿਲੀ ਕਿਰਪਾ ਕੀਤੀ ਉਹਨਾਂ ਨੇ ਓਮ ਸ਼ਬਦ ਜਿਹੜਾ ਹੈ ਉਹਨੂੰ ਬ੍ਰਹਮਵਾਚਕ ਰੱਖਦਿਆਂ ਹੋਇਆਂ ਇਸ ਤੋਂ ਪਹਿਲਾਂ ਸੰਖਿਆ ਵਹਿ ਸੰਖਿਆਵਾਚਕ ਪਰ ਗਿਣਤੀ ਤਾਂ ਆਈ ਨਾ ਉੱਥੇ ਇੱਕ ਲਿਖ ਦਿੱਤਾ ਇੱਕ ਪਾ ਦਿੱਤਾ ਬਹੁਤ ਕਮਾਲ ਕੀਤੀ ਮਹਾਰਾਜ ਜੀ ਨੇ ਸਭ ਤੋਂ ਪਹਿਲਾਂ ਖਾਲਸਾ ਜੀ ਤੁਹਾਡਾ ਅਧਿਆਤਮਕ ਤਵਾਦ ਵਿੱਚ ਨਿਆਰਾਪਨ ਇੱਕ ਓੰਕਾਰ ਤੋਂ ਸ਼ੁਰੂ ਹੋ ਜਾਂਦਾ ਹੈ ਇੱਕ ਲਿਖਿਆ ਮਹਾਰਾਜ ਜੀ ਨੇ ਅੱਖਰਾਂ 'ਚ ਨਹੀਂ ਲਿਖਿਆ ਸਤਿਗੁਰੂ ਨੇ ਸੰਖਿਆ ਵਰਤੀ ਮੈਂ ਬੇਨਤੀ ਕੀਤੀ ਵਿਆਕਰਨ ਜਾਣਨ ਵਾਲੇ ਨੂੰ ਪਤਾ ਹੈ ਸੰਖਿਆ ਵਾਚ ਸੰਖਿਆ ਵਰਤੀ ਇੱਕ ਇਹਦਾ ਕਾਰਨ ਇੱਕ ਵਿਦਵਾਨ ਕਹਿੰਦਾ ਜਦੋਂ ਤੁਸੀਂ ਅੱਖਰਾਂ ਦਾ ਸ਼ਬਦ ਬਣਾਉਂਦੇ ਹੋ ਤੇ ਸਮੇਂ ਦੇ ਨਾਲ ਕਈ ਵਾਰੀ ਬੰਦੇ ਸ਼ਬਦਾਂ ਦੇ ਅਖਰੀ ਅਰਥ ਆਪਣੀ ਮਰਜ਼ੀ ਦੇ ਕਰ ਜਾਂਦੇ ਆ ਇਸ ਨੂੰ ਫਿਰ ਸੁਣਿਓ ਜਿਵੇਂ ਮੈਂ ਹੁਣ ਸ਼ਬਦ ਬੋੜਿਆ ਕਿ ਈੜੀ ਨੂੰ ਸਿਹਾਰੀ ਕੱਕੇ ਨੂੰ ਔਂਕੜ ਇੱਕ ਪੜਿਆ ਤਾਂ ਇੱਕ ਹੈ ਨਾ ਜੀ ਇਹ ਆਵੇਗਾ ਬਾਣੀ 'ਚ ਇਸ ਇੱਕ ਦੇ ਅਰਥ ਹੋਣਗੇ ਇੱਕ ਵਚਨ ਇੱਕ ਪਰਮਾਤਮਾ ਇੱਕ ਕਿਸੇ ਚੀਜ਼ ਲਈ ਵੀ ਜਦੋਂ ਇਹ ਪਾਠ ਕਰਾਂਗੇ ਈੜੀ ਨੂੰ ਸਿਹਾਰੀ ਕੱਕੇ ਨੂੰ ਸਿਹਾਰੀ ਉਚਾਰਨ ਤਾਂ ਇੱਕ ਹੈ ਨਾ ਪਰ ਸ਼ਬਦ ਅਰਥ ਬਦਲ ਗਿਆ ਕਿਉਂਕਿ ਇੱਥੇ ਇੱਕ ਦਾ ਅਰਥ ਹੋ ਜਾਏਗਾ ਕਈ ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਉਹ ਈੜੀ ਨੂੰ ਸਿਹਾਰੀ ਕੱਕੇ ਨੂੰ ਸਿਹਾਰੀ ਹੈ ਜੀ ਉੱਥੇ ਹੁਣ ਉੱਥੇ ਇੱਕ ਲਫ਼ਜ਼ ਹੈ ਉਚਾਰਨ 'ਚ ਪਰ ਅਰਥ ਉਹ ਬਦਲ ਗਿਆ ਮੈਂ ਬੇਨਤੀ ਕਰਾਂਗਾ ਸ਼ਬਦ ਜਿਹੜਾ ਹੈ ਉਚਾਰਨ ਇੱਕ ਰੱਖਦਾ ਪਰ ਅਰਥ ਚੇਂਜ ਕਰ ਜਾਂਦਾ ਇੱਕ ਵਾਰ ਇੱਥੇ ਅਰਜ਼ ਕੀਤੀ ਸੀ ਮੈਂ ਚਲੋ ਰਿਪੀਟ ਕਰ ਲੱਗਾ ਅਸੀਂ ਪਾਠ ਕਰਨੇ ਆ ਤੇਰੀ ਭਗਤ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਹਨ ਤੁਧ ਜੀ ਹੁਣ ਆਪਾਂ ਪਾਠ ਕੀਤਾ ਪਹਿਲਾਂ ਕੀਤਾ ਤੇਰੀ ਭਗਤ ਫਿਰ ਪਾਠ ਕੀਤਾ ਤੇਰੇ ਭਗਤ ਤੇ ਸਵਾਲ ਮਨ ਚ ਉੱਠੇਗਾ ਵੀ ਭਗਤ ਨਾਲ ਤੇਰੀ ਵੀ ਇਸਤਰੀ ਲਿੰਗ ਵੀ ਕਹਿ ਦਿੱਤਾ ਤੇ ਤੇਰੇ ਪੁਲਿੰਗ ਬਹੁਵਚਨ ਵੀ ਕਹਿ ਦਿੱਤਾ ਹੁਣ ਉੱਥੇ ਫਿਰ ਸ਼ਬਦ ਨੂੰ ਜਾਣਨ ਵਾਲਾ ਦੱਸੇਗਾ ਕਿ ਜਿੱਥੇ ਤੇਰੀ ਭਗਤ ਆਉਂਦਾ ਉਚਾਰਨ ਇੱਕੋ ਵੇ ਪਰ ਉੱਥੇ ਭਗਤ ਦੇ ਤੱਤੇ ਨੂੰ ਸਿਹਾਰੀ ਹੈ ਇਹਦਾ ਅਰਥ ਤੇਰੀ ਭਗਤੀ ਤੇ ਜਿੱਥੇ ਤੇਰੇ ਭਗਤ ਆਉਂਦਾ ਇਹ ਪੁਲਿੰਗ ਬਹੁਵਚਨ ਹੈ ਇਹਦਾ ਅਰਥ ਤੇਰੀ ਭਗਤੀ ਕਰਨ ਵਾਲੇ ਭਗਤ ਤੇਰੇ ਭਗਤ ਮੈਂ ਬੇਨਤੀ ਕੀਤੀ ਦੇਖੋ ਬਾਣੀ 'ਚ ਬੜੇ ਸ਼ਬਦ ਨੇ ਜਿਹੜਾ ਉਚਾਰਨ ਇੱਕ ਰੱਖਦਾ ਪਰ ਅਰਥ ਪ੍ਰਕਰਨ ਅਨੁਸਾਰ ਬਦਲ ਜਾਂਦਾ ਉਹਦਾ ਇਹ ਨਹੀਂ ਕਿ ਉਹ ਸ਼ਬਦ ਦਾ ਅਰਥ ਸਾਰੀ ਬਾਣੀ ਚਲੋ ਈਵਨ ਲਫ਼ਜ਼ ਹੈ ਸ਼ਬਦ ਮੈਂ ਬੋਲਿਆ ਸ਼ਬਦ ਪਿਛਲੇ ਦਿਨ ਮੈਂ ਕਿਹਾ ਕਿ ਸਾਰੇ ਸ਼ਬਦ ਦਾ ਅਰਥ ਗੁਰਬਾਣੀ ਵਿੱਚ ਗੁਰਬਾਣੀ ਥੋੜਾ ਜਦੋਂ ਅਸੀਂ ਪਾਠ ਕਰਨੇ ਆ ਸਿੱਖੋ ਸ਼ਬਦ ਪਿਆਰਿਓ ਜਨਮ ਮਰਨ ਕੀ ਟੇਕ ਇਹਦਾ ਅਰਥ ਹੈ ਬਾਣੀ ਸ਼ਬਦ ਸਿੱਖੋ ਜਦੋਂ ਆਪ ਉਹਨੇ ਪਾਠ ਕਰਦੇ ਹੋ ਜਪਜੀ ਸਾਹਿਬ ਚ ਘੜੀਆ ਸ਼ਬਦ ਸੱਚੀ ਟਕਸਾਲ ਉਥੇ ਸ਼ਬਦ ਦਾ ਅਰਥ ਜੀਵਨ ਜਦੋਂ ਆਨੰਦ ਸਾਹਿਬ ਵਿੱਚ ਪੜ੍ਹਦੇ ਹੋ ਅੰਦਰੋਂ ਜਿਨ ਕਾ ਮੋਹ ਟੁੱਟਾ ਤਿਨ ਕਾ ਸ਼ਬਦ ਸੱਚੇ ਸਵਾਰਿਆ ਉਥੇ ਸ਼ਬਦ ਦਾ ਅਰਥ ਬੋਲ ਜਦੋਂ ਅਸੀਂ ਪਾਠ ਕਰਨੇ ਆ ਅਨਹਤਾ ਸ਼ਬਦ ਵਾ ਜੰਤ ਭੇਰੀ ਉਥੇ ਸ਼ਬਦ ਦਾ ਅਰਥ ਅਨਹਦਨਾਤ ਮੇਰੇ ਕਹਿਣ ਤੋਂ ਮੁਰਾਦ ਇਹ ਨਹੀਂ ਕਿ ਅਸੀਂ ਬਾਬਾ ਜੀ ਦੀ ਇਸ ਰਚਨਾ ਦਾ ਅੰਤ ਪਾਣ ਲੱਗੇ ਮੈਂ ਆਰੰਭ ਵਿੱਚ ਕਿਹਾ ਜਿੰਨੀ ਕੋ ਸਮਝ ਪਈ ਸਤਿਗੁਰਾਂ ਨੇ ਇੱਕ ਸੰਗਿਆ ਵਾਚਕ ਵਰਤਿਆ ਸ਼ਬਦ ਜਿਹੜਾ ਹੈ ਉਹ ਆਪਣੇ ਅਰਥ ਥਾਂ ਬਦਲ ਕੇ ਚੇਂਜ ਕਰ ਜਾਂਦਾ ਹੈ ਮੈਥ ਪੜਨ ਵਾਲਿਆਂ ਨੂੰ ਪਤਾ ਹੈ ਨੰਬਰ ਕਦੀ ਆਪਣਾ ਅਰਥ ਨਹੀਂ ਚੇਂਜ ਕਰਦੇ ਹੁੰਦੇ ਗਿਣਤੀ ਕਦੀ ਆਪਣਾ ਅਰਥ ਨਹੀਂ ਚੇਂਜ ਕਰਦੀ ਇੱਥੇ ਸਤਿਗੁਰਾਂ ਨੇ ਇੱਕ ਬਖਸ਼ਿਸ਼ ਕੀਤੀ ਉਹਨਾਂ ਨੇ ਓੰਕਾਰ ਤੋਂ ਪਹਿਲਾਂ ਇੱਕ ਲਿਖ ਕੇ ਸੰਗਿਆਵਾਚਕ ਸੰਖਿਆ ਹੈ ਵੈਸੇ ਅੱਖਰ ਗਿਣਤੀ ਹੈ ਇੱਕ ਲਿਖ ਕੇ ਇਹ ਬਿਲਕੁਲ ਸਿੱਧ ਕਰ ਦਿੱਤਾ ਕਿ ਚੇਤੇ ਰੱਖਿਓ ਉਹ ਕੇਵਲ ਇੱਕ ਹੈ ਤੇ ਯਾਦ ਰੱਖੋ ਉਸ ਇੱਕ ਵਰਗਾ ਹੋਰ ਕੋਈ ਇੱਕ ਹੈ ਹੀ ਨਹੀਂ ਇਸ ਕਰਕੇ ਦਾਤਾਰ ਨੇ ਸਭ ਤੋਂ ਪਹਿਲਾਂ ਸ਼ਬਦ ਵਰਤਿਆ ਓੰਕਾਰ ਤੋਂ ਪਹਿਲਾਂ ਸ਼ਬਦ ਵਰਤਿਆ ਇੱਕ ਸੁਣਿਓ ਅੱਗੇ ਅਸੀਂ ਦੇਖਨੇ ਇਸ ਨੂੰ ਇੱਕ ਸ਼ਬਦ ਵਰਤਿਆ ਤੇ ਸਾਰੀ ਗੁਰਬਾਣੀ ਨੇ ਇੱਕ ਦੇ ਉੱਤੇ ਜ਼ੋਰ ਦਿੱਤਾ ਆਹ ਪਾਠ ਕਰਦੇ ਹੋ ਬਸ ਇੰਨਾ ਕੁ ਫਰਕ ਹੈ ਗੁਰੂ ਸਾਹਿਬ ਇੱਕ ਤੋਂ ਅਨੇਕਤਾ ਵਿੱਚ ਲੈ ਕੇ ਜਾਂਦੇ ਆ ਤੇ ਅਨੇਕਤਾ ਵਿੱਚੋਂ ਫਿਰ ਇੱਕ ਦੀਆਂ ਝਲਕਾਂ ਮਰਵਾ ਦਿੰਦੇ ਆ ਇਹ ਨਹੀਂ ਕਿ ਆਪਾਂ ਕਹਿ ਦਿੱਤਾ ਇੱਕ ਜੀ ਇੱਕ ਦਾ ਮਤਲਬ ਹੋ ਗਿਆ ਕੇਵਲ ਗੁਰਦੁਆਰੇ ਮਹਾਰਾਜ ਕਹਿੰਦੇ ਆ ਅਮਾਨ ਕਹੇ ਨਿਦਾਨ ਕਹੇ ਅਨੇਕ ਹੈ ਫਿਰ ਇੱਕ ਹੈ ਥੋੜਾ ਇਸ ਬੇਨਤੀ ਨੂੰ ਸੁਣਿਓ ਆਰੰਭ 'ਚ ਹੈ ਇਹ ਇੱਕ ਬਚਨ ਅਸੀਂ ਪੜ੍ਹਨੇ ਆ ਗੁਰੂ ਗ੍ਰੰਥ ਸਾਹਿਬ 'ਚੋਂ ਇਹਦੀ ਥੋੜੀ ਵਿਆਖਿਆ ਕਰ ਲਈ ਇੱਕ ਹੈ ਅਨੇਕਾਂ ਹੋ ਜਾਂਦਾ ਤੇ ਫਿਰ ਇੱਕ ਦਾ ਇੱਕ ਰਹਿੰਦਾ ਹੁਣ ਸ਼ਬਦ ਆਪਾਂ ਪੜਿਆ ਵੀ ਇੱਕ ਓਨ ਇੱਕ ਦਾ ਅਰਥ ਹੈ ਅਦੁੱਤੀ ਮੈਂ ਅਰਥ ਸਿੱਧੇ ਕਰਾਂ ਅਦੁੱਤੀ ਅਦੁੱਤੀਆ ਦਰ ਤੇ ਦੁੱਤੀਆ ਨਾਸਤ ਇਹ ਜਿਹਦੇ ਵਰਗਾ ਹੋਰ ਦੂਜਾ ਕੋਈ ਨਹੀਂ ਓਮ ਦਾ ਲਫ਼ਜ਼ੀ ਅਰਥ ਕਰਾਂਗੇ ਬ੍ਰਹਮ ਪਰਮਾਤਮਾ ਵਾਹਿਗੁਰੂ ਸਿੱਧੇ ਅਰਥ ਤੇ ਕਾਰ ਦਾ ਅਰਥ ਹੈ ਇੱਕ ਰਸ ਵਿਆਪਕ ਫਿਰ ਬੇਨਤੀ ਤਿੰਨ ਕਿਸਿਆਂ ਚ ਅਰਥ ਹੋਣਗੇ ਇੱਕ ਓਮ ਕਾਰ ਉਹ ਇੱਕ ਹੈ ਦੂਸਰੀ ਗੱਲ ਕੌਣ ਓਮ ਬ੍ਰਹਮ ਤੇ ਪਿਛੇਤਰ ਕਾਰ ਲਾ ਕੇ ਲਕੀਰ ਜਿਹਨੂੰ ਕਹਿ ਰਹੇ ਆ ਕਾਰ ਪਿਛੇਤਰ ਲਾ ਕੇ ਕਹਿ ਦਿੱਤਾ ਉਹ ਇੱਕ ਹੈ ਪਰ ਇੱਕ ਥਾਂ ਤੇ ਮੌਜੂਦ ਨਹੀਂ ਇੱਕ ਹੋਣ ਦੇ ਬਾਵਜੂਦ ਇੱਕ ਰਸ ਸਰਬ ਵਿਆਪਕ ਹੈ ਉਹ ਇੱਕ ਹੈ ਪਰ ਯਾਦ ਰੱਖੋ ਇੱਕ ਹੋ ਕੇ ਇਹਨੂੰ ਥੋੜਾ ਜਿਹਾ ਬਾਣੀ ਚੋਂ ਆਪਾਂ ਸਮਝੀਏ ਸੌਖਾ ਹੋ ਜਾਏਗਾ ਇੱਕ ਵਾਰ ਮੈਂ ਬੇਨਤੀ ਕੀਤੀ ਸੀ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਬਚਨ ਹੁੰਦਾ ਹੈ ਕਿ ਬਾਜ਼ੀਗਰ ਜੈਸੇ ਬਾਜੀ ਪਾਈ ਨਾਨਾ ਰੂਪ ਭੇਕ ਦਿਖਲਾਈ ਬਾਜ਼ੀਗਰ ਇੱਕ ਹੈ ਨਾ ਇੱਕੋ ਹੀ ਬੰਦਾ ਜਿਹੜਾ ਬਾਜ਼ੀ ਪਾਏਗਾ ਹੁਣ ਜਦੋਂ ਬਾਜ਼ੀ ਪਾਣ ਲੱਗਾ ਤੇ ਉਹ ਕਈ ਤਰ੍ਹਾਂ ਦੀਆਂ ਖੇਲਾਂ ਕਰਦਾ ਯਾਦ ਰੱਖੋ ਇੱਕ ਬਾਜ਼ੀਗਰ ਸੀ ਇੱਕ ਬਾਜ਼ੀਗਰ ਚੋਂ ਖੇਡਾਂ ਨਿਕਲੀਆਂ ਖੇਲਾਂ ਅਨੇਕਾਂ ਕਰਦਾ ਬਾਜ਼ੀਗਰ ਇੱਕ ਹੈ ਪਰ ਜਦੋਂ ਖੇਡ ਮੁੱਕਦੀ ਏ ਸਾਰੀਆਂ ਖੇਲਾਂ ਖਤਮ ਹੋ ਜਾਂਦੀਆਂ ਫਿਰ ਬਾਜ਼ੀਗਰ ਦਾ ਬਾਜ਼ੀਗਰ ਰਹਿ ਜਾਂਦਾ ਹੈ ਇਹਦਾ ਮਤਲਬ ਇੱਕ ਅਨੇਕ ਹੁੰਦਾ ਹੈ ਅਨੇਕ ਹੋ ਕੇ ਫਿਰ ਇੱਕ ਹੈ ਗੁਰੂ ਜੀ ਕਹਿੰਦੇ ਆ ਬਾਜ਼ੀਗਰ ਜੈਸੇ ਬਾਜੀ ਪਾਈ ਨਾਨਾ ਰੂਪ ਭੇਖ ਦਿਖਲਾਈ ਸਾਂਗ ਉਤਾਰ ਥਮਿਓ ਪਾਸਾਰਾ ਤਬ ਏਕੋ ਅੰਕਾਰਾ ਇਹਦੇ ਦੂਜਾ ਉਦਾਹਰਨ ਦਿੱਤੀ ਜਲ ਤੇ ਉਠੈ ਅਨਕ ਤਰੰਗਾ ਪਾਣੀ ਇੱਕ ਹੈ ਨਾ ਸਮੁੰਦਰ ਦਾ ਇੱਕ ਹੀ ਕਹਾਂਗੇ ਸਮੁੰਦਰ ਪਾਣੀ ਇੱਕ ਪਰ ਲਹਿਰਾਂ ਇੱਕ ਨਹੀਂ ਪਰ ਉਸ ਇੱਕ ਵਿੱਚੋਂ ਅਨੇਕਤਾ ਦੀਆਂ ਲਹਿਰਾਂ ਨੇ ਇਹ ਜੇ ਕਹਿ ਦਈਏ ਜੇ ਲਹਿਰਾਂ ਵੱਖਰੀਆਂ ਪਾਣੀ ਵੱਖਰਾ ਪਹਿਲਾ ਇੱਕ ਹੈ ਅਨੇਕ ਇੱਕ ਵਿੱਚੋਂ ਅਨੇਕਾਂ ਲਹਿਰਾਂ ਨੇ ਜਦੋਂ ਅਨੇਕਾਂ ਲਹਿਰਾਂ ਸ਼ਾਂਤ ਹੁੰਦੀਆਂ ਨੇ ਫਿਰ ਕੱਲਾ ਇੱਕ ਦਾ ਇੱਕ ਰਹਿ ਜਾਂਦਾ ਇਸ ਕਰਕੇ ਗੁਰੂ ਜੀ ਨੇ ਪਹਿਲੀ ਗੱਲ ਇੱਥੇ ਕਹਿਤੀ ਉਹ ਇੱਕ ਹੈ ਉਸ ਵਰਗਾ ਹੋਰ ਕੋਈ ਨਹੀਂ ਪਰ ਇੱਕ ਹੋਣ ਦੇ ਬਾਵਜੂਦ ਇੱਕ ਥਾਂ ਤੱਕ ਮਹਦੂਦ ਨਹੀਂ ਉਹ ਇੱਕ ਰਸ ਸਰਬ ਵਿਆਪਕ ਹੈ ਇਸ ਕਰਕੇ ਕਾਰਦਰਤ ਸਰਬ ਵਿਆਪਕ ਗੁਰੂ ਸਾਹਿਬ ਕਹਿੰਦੇ ਆ ਜਲ ਤੇ ਉਠੈ ਅਨਕ ਤਰੰਗਾ ਕਨਕ ਭੂਖਨ ਕੀਨੇ ਬਹੁ ਰੰਗਾ ਬੀਜ ਬੀਜ ਦੇਖਿਓ ਬਹੁ ਪ੍ਰਕਾਰਾ ਫਲ ਪਾਕੇ ਤੇ ਇੱਕ ਅਥੇ ਥੋੜੇ ਜਿਹੇ ਅਰਥ ਇਹਦੇ ਅਸੀਂ ਬੀਜ ਪਾ ਦਿੱਤਾ ਚਲੋ ਕੋਈ ਵੀ ਪੇਡਾ ਬੀਜ ਦੀ ਅੰਬ ਦੀ ਗਿਟਕ ਬੀਜ ਦਿੱਤੀ ਇੱਕ ਉਦਾਹਰਨ ਦੇਣ ਲੱਗਾ ਉਸ ਦਾ ਅੰਕੁਰ ਨਿਕਲਿਆ ਤੇ ਪਹਿਲਾਂ ਗਿਟਕ ਸੀ ਜਦੋਂ ਪੇਡਾ ਨਿਕਲਿਆ ਗਿਟਕ ਦਾ ਛਿਲਕਾ ਇੱਕ ਪਾਸੇ ਰਹਿ ਗਿਆ ਅੰਦਰ ਦੀ ਧੁਰ ਬੀਜ ਵਿੱਚੋਂ ਬੀਜ ਨਿਕਲਿਆ ਉਹਦਾ ਆਕਾਰ ਹੋਇਆ ਤਣਾ ਬਣਿਆ ਤਾਣੀਆਂ ਬਣੀਆਂ ਪੱਤੇ ਬਣੇ ਬੂਰ ਪਿਆ ਅੰਬੀਆਂ ਬਣੀਆਂ ਕੱਚੇ ਖੱਟੇ ਮਿੱਠੇ ਹੋਏ ਜਿੱਦਨ ਪੱਕੇ ਤੇ ਪੱਕਣ ਤੋਂ ਬਾਅਦ ਇੰਨੇ ਪ੍ਰਕਿਰਿਆ ਵਿੱਚੋਂ ਨਿਕਲਣ ਤੋਂ ਬਾਅਦ ਅੰਬ ਵਿੱਚੋਂ ਉਹੀ ਗੁਠਲੀ ਨਿਕਲੀ ਜਿਹੜੀ ਧਰਤੀ ਵਿੱਚ ਬੀਜੀ ਹੋਈ ਸੀ ਉਸ ਵਰਗੀ ਪਰ ਉਂਝ ਯਾਦ ਰੱਖੋ ਰੱਬ ਬਾਰੇ ਉਦਾਹਰਨਾਂ ਦਿੱਤੀਆਂ ਜਾ ਸਕਦੀਆਂ ਨੇ ਪਰ ਉਦਾਹਰਨ ਹੀ ਰੱਬ ਮੁਕੰਮਲ ਸਿੱਧ ਨਹੀਂ ਹੁੰਦਾ ਫਿਰ ਬੇਨਤੀ ਉਹ ਸਮਝਣ ਲਈ ਨੇ ਗੁਰੂ ਜੀ ਕਹਿੰਦੇ ਆ ਬੀਜ ਬੀਜ ਦੇਖਿਓ ਬਹੁ ਪ੍ਰਕਾਰਾ ਫਲ ਪਾਕੇ ਤੇ ਏਕੰਕਾਰਾ ਸਭ ਤੋਂ ਪਹਿਲਾਂ ਸਤਿਗੁਰੂ ਨੇ ਸਾਨੂੰ ਇਹ ਉਪਦੇਸ਼ ਦਿੱਤਾ ਕਿ ਮੈਂ ਜਿਸ ਨੂੰ ਪੂਜਣਾ ਉਹ ਓੰਕਾਰ ਹੈ ਨਾਲ ਸ਼ਬਦ ਕਿਹਾ ਉਹ ਸਭ ਦਾ ਮੁੱਢ ਹੈ ਨਾਲ ਕਹਿੰਦਾ ਇੱਕ ਓੰਕਾਰ ਥੋੜਾ ਜਿਹਾ ਬੇਨਤੀ ਨੂੰ ਫਿਰ ਜੀ ਗੁਰੂ ਗ੍ਰੰਥ ਸਾਹਿਬ ਇੱਕ ਅਸੀਂ ਪਾਠ ਕਰਨੇ ਓੰਕਾਰ ਆਦ ਓੰਕਾਰ ਜਾਪ ਸਾਹਿਬ ਓੰਕਾਰ ਆਦ ਕਥਨੀ ਅਨਾਦ ਕਹਿੰਦੇ ਨੇ ਉਹ ਸਭ ਦਾ ਮੁੱਢ ਇੱਕ ਹੈ ਜਿਹਨੂੰ ਗੁਰੂ ਗੋਬਿੰਦ ਸਿੰਘ ਨੇ ਉਹ ਆਦ ਏਕੰਕਾਰਾ ਜਲਥਲ ਮਈਲ ਕੀਓ ਪਸਾਰਾ ਇਹ ਦੋ ਤੁਕਾਂ ਸਿਰਫ ਇੱਕ ਓੰਕਾਰ ਦੇ ਅਰਥ ਨੇ ਇੱਕ ਉਹ ਤੇ ਇੱਕ ਉਹਦਾ ਪਸਾਰਾ ਇੱਕ ਅਸੀਂ ਪਾਠ ਕਰਨੇ ਕਬੀਰ ਸਾਹਿਬ ਦਾ ਓੰਕਾਰ ਆਦ ਮੈਂ ਜਾਣਾ ਲਖ ਲੇਖਰ ਮੇਟੇ ਤਾਹੇ ਨਾ ਮਾਨਾ ਕਹਿੰਦੇ ਮੈਂ ਵੀ ਓੰਕਾਰ ਮੰਨਾ ਗੁਰੂ ਸਾਹਿਬ ਕਹਿੰਦੇ ਨੇ ਓੰਕਾਰ ਕਿਸੇ ਇੱਕ ਧਰਮ ਨਾਲ ਵੱਜੇ ਹੋਏ ਉਹਦੀ ਖੋਦ ਨਹੀਂ ਉਸ ਓੰਕਾਰ ਦੇ ਵਿੱਚੋਂ ਸਭ ਕੁਝ ਪੈਦਾ ਹੋਇਆ ਹੈ ਜਿਹਨੂੰ ਓੰਕਾਰ ਮਹਾਰਾਜ ਕਹਿੰਦੇ ਆ ਓੰਕਾਰ ਬ੍ਰਹਮਾ ਉਤਪਤ ਓੰਕਾਰ ਕੀਏ ਜਿਨ ਚਿਤ ਓੰਕਾਰ ਸੈਲ ਜੁਗ ਭੈ ਓੰਕਾਰ ਬੇਦ ਨਿਰਮੈ ਸਿਰਫ ਚਾਰ ਤੁਕਾਂ ਸੀ ਲੈ ਲਈਏ ਅਰਥ ਸਮਝਣ ਲਈ ਨੇ ਓੰਕਾਰ ਬ੍ਰਹਮਾ ਉਤਪਤ ਹਿੰਦੂ ਫਿਲਾਸਫੀ ਦਾ ਇੱਕ ਪੱਖ ਕਹਿੰਦਾ ਹੈ ਕਿ ਸਾਰੀ ਸ੍ਰਿਸ਼ਟੀ ਦੀ ਰਚਨਾ ਦਾ ਰਚੈਤਾ ਬ੍ਰਹਮਾ ਹੈ ਪਰ ਗੁਰੂ ਨਾਨਕ ਸਾਹਿਬ ਕਹਿੰਦੇ ਨਹੀਂ ਬ੍ਰਹਮਾ ਦੀ ਰਚਨਾ ਕਰਨ ਵਾਲਾ ਵੀ ਓੰਕਾਰ ਹੈ ਫਿਰ ਬੇਨਤੀ ਉਸ ਤੋਂ ਵੱਡਾ ਹੈ ਓੰਕਾਰ ਬ੍ਰਹਮਾ ਉਤਪਤ ਅਗਲਾ ਬਚਨ ਓੰਕਾਰ ਕੀਏ ਜਿਨ ਚਿਤ ਚਿਤ ਸ਼ਬਦ ਦਾ ਅਰਥ ਬਹੁਤ ਸੋਹਣਾ ਹੈ ਕੇਵਲ ਉਹਨੇ ਢਾਂਚੇ ਨਹੀਂ ਬਣਾਏ ਚਿਤ ਦਾ ਅਰਥ ਹੈ ਚੇਤਨਾ ਭਾਵੇਂ ਉਹਨੇ ਰੁੱਖ ਬਣਾਏ ਪਸ਼ੂ ਬਣਾਏ ਪੰਛੀ ਬਣਾਏ ਕੁਝ ਵੀ ਬਣਾਇਆ ਸੱਚ ਏਵੇਂ ਉਸ ਏਕ ਓੰਕਾਰ ਦੀ ਚੇਤਨਾ ਹੀ ਸਾਰਿਆਂ ਵਿੱਚ ਅਰਨੀ ਹੈ ਇਹ ਓੰਕਾਰ ਸਰਵ ਵਿਆਪਕ ਦੀ ਗੱਲ ਜਿਹਨੂੰ ਆਪ ਪੜ੍ਹਦੇ ਹੋ ਸਭ ਕਟ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਉਹਦੀ ਚੇਤਨਾ ਹੈ ਓੰਕਾਰ ਕੀ ਹੈ ਜਿਨ ਚਿਤ ਅਗਲਾ ਬਚਨ ਓੰਕਾਰ ਸੈਲ ਜੁਗ ਭਏ ਸੈਲ ਦਾ ਲਫ਼ਜ਼ੀ ਅਰਥ ਸੈਰ ਨਹੀਂ ਸੈਲ ਦਾ ਅਰਥ ਹੈ ਦੇਸ਼ ਜਿਹਨੂੰ ਆਪਾਂ ਸ਼ਬਦ ਵਰਤੀਏ ਸਪੇਸ ਥਾਂ ਤੇ ਯੁੱਗ ਦਾ ਅਰਥ ਹੈ ਟਾਈਮ ਕਹਿੰਦੇ ਨੇ ਓੰਕਾਰ ਦੇ ਵਿੱਚੋਂ ਹੀ ਥਾਵਾਂ ਨਿਕਲੀਆਂ ਨੇ ਤੇ ਓੰਕਾਰ ਨੇ ਸਮਾਂ ਕਾਇਮ ਕੀਤਾ ਹੈ ਓੰਕਾਰ ਬ੍ਰਹਮਾ ਉਤਪਤ ਓੰਕਾਰ ਕੀਏ ਚਿਤ ਓੰਕਾਰ ਸੈਲ ਯੁਗ ਭੈ ਓੰਕਾਰ ਵੇਦ ਨਿਰਭੈ ਵੇਦਾਂ ਦਾ ਰਚਾਇਣ ਵਾਲਾ ਵੀ ਓੰਕਾਰ ਹੈ ਮੈਂ ਇਸ ਕਰਕੇ ਬੇਨਤੀ ਕੀਤੀ ਪਹਿਲੇ ਸਿੱਧੇ ਅਰਥ ਇਹਦੇ ਇਹ ਨੇ ਉੰਜ ਤਾਂ ਜਿੰਨਾ ਡੁੰਗਾਈ ਵੀ ਚਲੇ ਜਾਓ ਹੋਰ ਟੁੱਬੀ ਮਾਰੋਗੇ ਬਹੁਤ ਖਜ਼ਾਨਾ ਪਰ ਆਪਾਂ ਵੇਖਣਾ ਅਰਥ ਜਪਜੀ ਸਾਹਿਬ ਦੇ ਇੱਕ ਓਵੰਕਾਰ ਪਰਮਾਤਮਾ ਇੱਕ ਹੈ ਦੂਸਰੀ ਗੱਲ ਇੱਕ ਹੋ ਕੇ ਉਹ ਅਨੇਕਤਾ ਵਿੱਚ ਵਰਤਦਾ ਪਿਆ ਹੈ ਹੈ ਇੱਕ ਜਿਵੇਂ ਹਬ ਸਮਾਣੀ ਜੋਤ ਜਿਉਂ ਜਲ ਘਟਾਉ ਚੰਦਰਮਾ ਜਿਵੇਂ ਪੂਰਨਮਾਸ਼ੀ ਦੀ ਰਾਤ ਚੰਦਰਮਾ ਸਮਾਨ ਤੇ ਪੂਰੀ ਰਾਤ ਦਾ ਪੂਰਾ ਤੇ ਥੱਲੇ ਆਪਾਂ ਕਰੋੜਾਂ ਘੜੇ ਪਾਣੀ ਦੇ ਭਰ ਕੇ ਉਹਨੂੰ ਢੱਕ ਦਈਏ ਚਪਣੀ ਨਾਲ ਢੱਕਣ ਨਾਲ ਜਦੋਂ ਰਾਤ ਨੂੰ ਚੰਦਰਮਾ ਚੜੇ ਤੇ ਆਪ ਜੀ ਦੇਖਿਓ ਕਰੋੜਾਂ ਘੜਿਆਂ ਵਿੱਚੋਂ ਇੱਕੋ ਚੰਦਰਮਾ ਦਾ ਪ੍ਰਤੀਬਿੰਬ ਪਰਛਾਈ ਦਿਸਦੀ ਏ ਉੱਤੇ ਦੇਖੋਗੇ ਇੱਕ ਹੈ ਤੇ ਜ਼ਮੀਨ ਤੇ ਝਾਤੀ ਮਾਰੋਗੇ ਅਨੇਕਾਂ ਵਿੱਚ ਵਰਦਾ ਹੈ ਬਸ ਇਹਦੇ ਅਰਥ ਇਹਨੇ ਖੈ ਉਹ ਇੱਕ ਇੱਕ ਓਂ ਇਹਦੇ ਅਰਥ ਕਰ ਲਈਏ ਉਚਾਰਨ ਤਾਂ ਪਹੁੰਚਦੇ ਹੀ ਕਰਾਂਗੇ ਓਂਗ ਇੱਕ ਹੈ ਕਾਰ ਇੱਕ ਹੋ ਕੇ ਉਹ ਇੱਕ ਰਸ ਸਾਰੀਆਂ ਥਾਵਾਂ ਤੇ ਸਰਵ ਵਿਆਪਕ ਹੈ ਸਭ ਤੋਂ ਪਹਿਲਾਂ ਮਹਾਰਾਜ ਨੇ ਸਾਨੂੰ ਇਹ ਗੱਲ ਕਹੀ ਤੇ ਇਸੇ ਨੂੰ ਬਾਣੀ ਚ ਕਿਹਾ ਏਕੋ ਜਪ ਏਕੋ ਸਾਲਾਹੇ ਏਕ ਸਿਮਰ ਏਕੋ ਮਨ ਆਹੇ ਇਸੇ ਨੂੰ ਗੁਰੂ ਨੇ ਕਿਹਾ ਸਾਹਿਬ ਮੇਰਾ ਏਕੋ ਹੈ ਏਕੋ ਹੈ ਭਾਈ ਏਕੋ ਹੈ ਇਸ ਨੂੰ ਕਿਹਾ ਤੁਧ ਬਿਨ ਦੂਜਾ ਨਾਹੀ ਕੋਏ ਤੂੰ ਕਰਤਾਰ ਕਰੈ ਸੋ ਹੋਏ ਤੇਰਾ ਜੋਰ ਤੇਰੀ ਮਨ ਟੇਕ ਸਦਾ ਸਦਾ ਜਪ ਨਾਨਕ ਏਕ ਇੱਕ ਤੇ ਹੁਣ ਦੇਖੋ ਏਕ ਓੰਕਾਰ ਤੋਂ ਅੱਗੇ ਫਿਰ ਮਨ ਚ ਉਹਦੇ ਗੁਣ ਕਿਹੜੇ ਆ ਉਹਦੀ ਖਸਤੀ ਕੀ ਹੈ ਕੀ ਹੈ ਫਿਰ ਗੁਰੂ ਜੀ ਸ਼ੁਰੂ ਕਰਦੇ ਆ ਇੱਕ ਓੰਕਾਰ ਤੇ ਇਸ ਦੀ ਇਹ ਖਾਸੀਅਤ ਹੈ ਇਸ ਬਚਨ ਦੀ ਜਿੰਨੇ ਵੀ ਸ਼ਬਦ ਅਸੀਂ ਅੱਗੇ ਪੜਾਂਗੇ ਨਾ ਹਰ ਇੱਕ ਸ਼ਬਦ ਨਾਲ ਇਹ ਇੱਕ ਓੰਕਾਰ ਲੱਗੇਗਾ ਆਪਾਂ ਲਿਖਣਾ ਨਹੀਂ ਅਰਥ ਕਰਦਿਆਂ ਨਾਲ ਲੱਗੇਗਾ ਹੁਣ ਸ਼ਬਦ ਹੈ ਇੱਕ ਓੰਕਾਰ ਉਹ ਇੱਕ ਹੈ ਇੱਕ ਰਸ ਵਿਆਪਕ ਹੈ ਅਗਲਾ ਬਚਨ ਹੈ ਸਤ ਨਾਮ ਕੁਝ ਵਿਦਵਾਨਾਂ ਨੇ ਸਤ ਵੱਖਰਾ ਪੜਿਆ ਨਾਮ ਵੱਖਰਾ ਪੜਿਆ ਪ੍ਰਸਿੱਧੀ ਜੀ ਬੇਨਤੀ ਕਿ ਉਹ ਖੋਂਦ ਵਾਲਾ ਹੈ ਉਹਦਾ ਨਾਮ ਝੂਠਾ ਨਹੀਂ ਸਤ ਨਾਮ ਸਦੀਵ ਕਾ ਰਹਿਣ ਵਾਲਾ ਇਸ ਦੇ ਵੀ ਅਰਥ ਸਤ ਨਾਮ ਹੁਣ ਚਲੋ ਅਸੀਂ ਦੇਖਨੇ ਆ ਵੀ ਸਤ ਨਾਮ ਦਾ ਮਤਲਬ ਇੱਕ ਤਾਂ ਹੋ ਗਿਆ ਪੰਜਾਬੀ ਚ ਸੱਸਾ ਤੱਤਾ ਨੰਨੇ ਨੂੰ ਆ ਕੰਨਾ ਮਾਰੇ ਨੇ ਪਾਇਆ ਤੇ ਮੰਮਾ ਇੱਥੇ ਸੱਤੇ ਤੱਤੇ ਨੂੰ ਸਿਹਾਰੀ ਲੱਗੀ ਸਤ ਨਾਮ ਇਹ ਅੱਖਰ ਨੇ ਬੰਦੇ ਦੇ ਸਮਝਣ ਲਈ ਪਰ ਸਤ ਨਾਮ ਦਾ ਸਹੀ ਅਰਥ ਜੇ ਇਸ ਸਤਨਾਮ ਦੀ ਵਿਆਖਿਆ ਪੜਨੀ ਹੈ ਤੇ ਜਪ ਦੇ ਸ਼ੁਰੂ ਵਿੱਚ ਆਉਣੀ ਹੈ ਆਦ ਸੱਚ ਜੁਗਾਦ ਸੱਚ ਉਹ ਸਤਨਾਮ ਦੀ ਵਿਆਖਿਆ ਸਤਨਾਮ ਦਾ ਅਰਥ ਕਿ ਜਿਸ ਦੀ ਖੋਂਦ ਸਦੀਵ ਰਹਿਣ ਵਾਲੀ ਹੈ ਸਦੀਵ ਦਾ ਅਰਥ ਵੀ ਛੋਟਾ ਜਿਹਾ ਸ਼ਬਦ ਪੈ ਜਾਂਦਾ ਹੈ ਬਾਕੀ ਜਿਤਨੇ ਨਾਮ ਨੇ ਫਿਰ ਬੇਨਤੀ ਇਹ ਕੀਰਤਮ ਨਾਮ ਨੇ ਅਸੀਂ ਰੱਬ ਦੇ ਕੌਤਕਾਂ ਨੂੰ ਦੇਖ ਕੇ ਨਾਮ ਰੱਖੇ ਜਿੱਦਨ ਕੋਈ ਇਨਸਾਨ ਵੀ ਨਹੀਂ ਸੀ ਸਤਨਾਮ ਉਸ ਦਿਨ ਵੀ ਸੀ ਜਿਸ ਦਿਨ ਆ ਲਫ਼ਜ਼ ਵੀ ਕੋਈ ਨਹੀਂ ਸਨ ਸਤਨਾਮ ਉਸ ਦਿਨ ਵੀ ਸੀ ਤੇ ਜਿਸ ਦਿਨ ਸਾਰੇ ਲਫ਼ਜ਼ ਮੁੱਕ ਜਾਣਗੇ ਸਤਨਾਮ ਉਸ ਦਿਨ ਵੀ ਰਹੇਗਾ ਇਹਨੂੰ ਫਿਰ ਥੋੜਾ ਜਿਹਾ ਬਾਣੀ ਚੋਂ ਸੀ ਥੋੜਾ ਜਿਹਾ ਲੱਗੇਗਾ ਸਹੀ ਪਹਿਲੇ ਦਿਨ ਵੀ ਇਹ ਕੀ ਗੁੰਝਲਦਾਰ ਜੀ ਗੱਲ ਹੋ ਰਹੀ ਹੈ ਪਰ ਸਚਾਈ ਇਹ ਵੇ ਸਤਨਾਮ ਹੁਣ ਦੇਖੋ ਇੱਕ ਬੇਨਤੀ ਮੈਂ ਕਰਾਂ ਇੱਕ ਬਾਣੀ ਸ਼ਬਦ ਹੁੰਦਾ ਹੈ ਕੀਰਤਮ ਨਾਮ ਕਥੇ ਤੇਰੇ ਜੇਵਾ ਸਤ ਨਾਮ ਤੇਰਾ ਪਰਾਪੂਰਬਲਾ ਇਹ ਪਰਾਪੂਰਬਲਾ ਨਾਮ ਕੀ ਹੈ ਮਹਾਰਾਜ ਨੇ ਇੱਥੇ ਬਖਸ਼ਿਸ਼ ਕੀਤੀ ਕਿਰਤਮ ਨਾਮ ਨੇ ਇਹਨੂੰ ਸਮਝਣ ਲਈ ਸੌਖਾ ਇਹ ਵੇ ਮੰਨ ਲਓ ਅਸੀਂ ਸ਼ਬਦ ਗੁਰਬਾਣੀ ਚ ਇੱਕ ਪੜ੍ਹਨੇ ਆ ਕਿ ਦੀਨ ਦਿਆਲ ਦਿਆਲ ਦਾ ਅਰਥ ਪ੍ਰਮਾਤਮਾ ਲਈ ਤੇ ਦੀਨ ਦਾ ਅਰਥ ਗਰੀਬ ਜੇ ਗਰੀਬ ਹੋਇਆ ਤੇ ਦੀਨ ਦਿਆਲ ਸ਼ਬਦ ਆਇਆ ਜੇ ਗਰੀਬ ਹੀ ਨਾ ਹੁੰਦਾ ਤੇ ਦੀਨ ਦਿਆਲ ਕਿੱਥੋਂ ਹੁੰਦਾ ਇਹ ਕਿਰਤਮ ਨਾਮਕ ਹੈ ਉਹਨੇ ਜੋ ਕੀਤਾ ਇੱਕ ਅਸੀਂ ਪਾਠ ਕਰਨੇ ਆ ਪਤਿਤ ਪਾਵਨ ਰਬਦਾਸ ਸਾਹਿਬ ਦਾ ਪਹਿਲਾ ਸ਼ਬਦ ਗੁਰੂ ਗ੍ਰੰਥ ਸਾਹਿਬ 'ਚ ਹੈ ਜੋ ਪੈ ਹਮਨਾ ਪਾਪ ਕਰੰਤਾ ਆਹੇ ਅਨੰਤਾ ਪਤਿਤ ਪਾਵਨ ਨਾਮ ਕੈਸੇ ਹੁੰਤਾ ਸਤ ਨਾਮ ਤੋਂ ਪਹਿਲਾਂ ਵੀ ਹੈ ਪਰ ਪਤਿਤ ਪਾਵਨ ਉਦਨ ਹੋਇਆ ਜਿੱਦਨ ਬੰਦੇ ਦੀ ਖੋਂਦ ਬਣੀ ਬੰਦੇ ਨੇ ਪਾਪ ਕੀਤੇ ਤੇਰੇ ਨਾਮ ਨੂੰ ਜਪ ਕੇ ਪਵਿੱਤਰ ਹੋ ਗਿਆ ਪਤਿਤ ਪਾਵਨ ਤੇਰਾ ਕਿਰਤਮ ਨਾਮ ਹੈ ਅਸੀਂ ਸ਼ਬਦ ਪੜ੍ਹਨੇ ਆ ਗੋਪਾਲ ਬੇਨਤੀ ਹੈ ਜੀ ਗੋ ਦਾ ਅਰਥ ਇੰਦਰੀਆਂ ਪਾਲ ਦਾ ਅਰਥ ਹੈ ਪਾਲਣਾ ਕਰਨ ਵਾਲਾ ਇਹਦੇ ਅਰਥੇ ਵੀ ਨੇ ਇੰਦਰੀਆਂ ਦੀ ਪਾਲਣਾ ਕਰਨ ਵਾਲਾ ਜਿਵੇਂ ਅਸੀਂ ਕਹਿੰਦੇ ਆ ਅਗੋਚਰ ਅਗੋਚਰ ਦਾ ਅਰਥ ਇੰਦਰੀਆਂ ਦੇ ਪਰਾ ਹੁਣ ਇੱਥੇ ਗੋਦਰਤ ਧਰਤੀ ਪਾਲ ਦਾ ਅਰਥ ਪਾਲਣਾ ਗੁਰਮਖੋ ਗੋਪਾਲ ਕੀਰਤਮ ਨਾਮਕ ਹੈ ਪਰ ਜਦੋਂ ਧਰਤੀ ਕੋਈ ਨਹੀਂ ਸੀ ਉਦੋਂ ਕਿਨੇ ਗੋਪਾਲ ਕਿਹਾ ਇਹ ਨਾਮ ਤਾਂ ਪਿਆ ਨਾ ਵੀ ਜੇ ਉਹਨੇ ਪਾਲਣਾ ਕੀਤੀ ਗੋਪਾਲ ਬਣ ਗਿਆ ਜੇ ਗਰੀਬ ਤੇ ਦਇਆ ਕੀਤੀ ਦੀਨ ਦਿਆਲ ਬਣ ਗਿਆ ਜੇ ਉਹਨੇ ਸੱਚ ਏਵੇਂ ਪਾਪੀਆਂ ਨੂੰ ਪਵਿੱਤਰ ਕੀਤਾ ਪਤਿਤ ਪਾਵਨ ਬਣ ਗਿਆ ਇਹ ਨਾਮ ਸਾਰੇ ਉਦੋਂ ਆਏ ਜਦੋਂ ਮਾਨਵ ਜਾਤੀ ਪੈਦਾ ਹੋਈ ਤੇ ਜਦੋਂ ਮਨੁੱਖ ਨਹੀਂ ਸੀ ਸਤਨਾਮ ਤਾਂ ਉਦੋਂ ਵੀ ਸੀ ਫਿਰ ਗੁਰਮੁਖ ਨੂੰ ਸੁਣਿਓ ਮੇਰੀ ਬੇਨਤੀ ਨੂੰ ਕਿਉਂਕਿ ਆਪਾਂ ਜ਼ੋਰ ਜ਼ਿਆਦਾ ਤਾਂ ਹੀ ਮੈਂ ਅੱਜ ਦੀ ਕਥਾ ਸਿਰਫ ਇਸ ਸਬਜੈਕਟ ਤੱਕ ਰੱਖੀ ਸਤਨਾਮ ਜਾਪ ਸਾਹਿਬ ਵਿੱਚ ਪਹਿਲਾ ਸ਼ੰਤ ਪੜੋ ਮੈਂ ਕਈ ਵਾਰੀ ਸੋਚਣਾ ਜਪਜੀ ਸਾਹਿਬ ਦਾ ਪਹਿਲਾ ਬਚਨ ਬਖਜੀ ਜਪਜੀ ਇਹਦੀ ਵਿਆਖਿਆ ਤੇ ਜਾਪ ਸਾਹਿਬ ਦਾ ਪਹਿਲਾ ਸ਼ੰਤ ਮੂਲ ਮੰਤਰ ਦੀ ਵਿਆਖਿਆ ਤੇ ਬਾਕੀ ਸਾਰਾ ਜਾਪ ਸਾਹਿਬ ਸੱਚੀ ਮੁੱਚੀ ਜਪਜੀ ਸਾਹਿਬ ਦੀ ਤਰ੍ਹਾਂ ਵਿਆਖਿਆ ਚੱਕਰ ਚੇਨ ਅਰ ਬਰਨ ਜ਼ਾਤ ਅਰ ਪਾਤ ਨਹਿਨ ਜੇ ਰੂਪ ਰੰਗ ਅਰ ਰੇਖ ਭੇ ਕੋ ਕਹਿ ਨ ਸਕਤ ਕਹਿ ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕਹੀਜੈ ਕੋਟ ਇੰਦਰ ਇੰਦਰਾਨ ਸ਼ਾਹ ਸ਼ਹਾਨ ਗਣੀਜੈ ਤ੍ਰੈ ਭਵਨ ਮਕੀਪ ਸੁਰ ਨਰ ਅਸੁਰ ਨੇਤ ਨੇਤ ਬੰਤਣ ਕਹਿਤ ਤਬ ਸਰਬ ਨਾਮ ਕਥੈ ਕਵਨ ਕਰਮ ਨਾਮ ਬਰਨਤ ਸੁਮਤ ਚਲੋ ਆਪਾਂ ਸਿਰਫ ਇੰਨੀ ਤੁਕ ਲੈਣੀ ਤਬ ਸਰਬ ਨਾਮ ਕਥਾ ਕਵਨ ਤੇਰੇ ਮੁਕੰਮਲ ਸਤ ਨਾਮ ਨੂੰ ਕੌਣ ਬਿਆਨ ਕਰ ਸਕਦਾ ਹੈ ਬਸ ਆ ਜਿੰਨੇ ਕੋ ਨਾਂ ਲਏ ਜਾ ਰਿਹਾ ਇਹ ਤੇਰੀ ਕੀਰਤ ਨੂੰ ਵੇਖ ਕੇ ਰੱਖਿਆ ਮੈਂ ਇਸ ਕਰਕੇ ਬੇਨਤੀ ਕਰਾਂਗਾ ਸਤ ਨਾਮ ਦਾ ਅਰਥ ਉਹ ਖੋਂਦ ਵਾਲਾ ਹੈ ਜਦੋਂ ਕੁਝ ਵੀ ਨਹੀਂ ਸੀ ਉਦੋਂ ਵੀ ਸੀ ਜਦੋਂ ਆ ਵਰਤਰੇ ਪਏ ਆ ਮੱਧ ਵਿੱਚ ਹੁਣ ਵੀ ਹੈ ਤੇ ਸਤਨਾਮ ਦਾ ਅਰਥ ਹੈ ਜਦੋਂ ਸਾਰੇ ਨਾਮ ਮਿਟ ਜਾਣਗੇ ਉਹ ਫਿਰ ਵੀ ਰਹੇਗਾ ਇਹਦੀ ਅਰਥ ਇੱਕ ਸ਼ਲੋਕ ਚੋਂ ਲੈ ਲਓ ਨਾ ਦੇਵ ਦਾਨਵਾ ਨਾਰਾ ਨਾ ਸਿੱਧ ਸਾਧਕਾ ਧਰਾ ਨਾ ਦੇਵਤਿਆਂ ਦੇ ਨਾਂ ਰਹਿਣੇ ਨਾ ਦੈਂਤਾਂ ਦੇ ਰਹਿਣੇ ਨਾ ਰਾਜਿਆਂ ਦੇ ਰਹਿਣੇ ਨਾ ਮਹਾਰਾਜਿਆਂ ਦੇ ਰਹਿਣੇ ਨਾ ਬੰਦਿਆਂ ਦੇ ਰਹਿਣੇ ਨਾ ਦੇਵ ਦਾਨਵਾ ਨਾਰਾ ਨਾ ਸਿੱਧ ਸਾਧਕਾ ਧਰਾ ਇਸਤ ਏਕ ਦਿਗਰ ਕੋਈ ਏਕ ਤੁਈ ਇਹ ਹੈ ਸਤਨਾਮ ਏਕ ਤੁਈ ਏਕ ਤੁਈ ਇੱਕ ਓੰਕਾਰ ਉਹ ਇੱਕ ਹੈ ਉਸ ਵਰਗਾ ਹੋਰ ਕੋਈ ਨਹੀਂ ਇੱਕ ਰਸ ਹੈ ਸਤਨਾਮ ਕਿਤੇ ਬਾਣੀ ਚ ਨਾਮ ਸਤ ਵੀ ਆਇਆ ਮਹਾਰਾਜ ਸਾਧਨ ਸ਼ਬਦ ਵਰਤੇ ਨਾਮ ਸਤ ਵੀ ਆਇਆ ਹਜ਼ੂਰ ਨੇ ਬਚਨ ਕੀਤਾ ਤੇ ਵੀ ਕਿਹਾ ਜਪ ਮਨ ਸਤਨਾਮ ਸਦਾ ਸਤਨਾਮ ਭਾਈ ਸਾਹਿਬ ਨੇ ਇੱਕ ਥਾਂ ਲਿਖਿਆ ਹੈ ਪਹਿਲੀ ਪੌੜੀ ਇਹ ਵੇ ਨਮਸਕਾਰ ਗੁਰਦੇਵ ਕੋ ਸਤਨਾਮ ਜਿਸ ਮੰਤਰ ਸੁਣਾਇਆ ਭਵਜਲ ਵਿੱਚੋਂ ਕੱਢ ਕੇ ਮੁਕਤ ਪਦਾਰਥ ਮੈਂ ਸਵਾਇਆ ਕਾਰ ਸੇਵਾ ਵਾਲੇ ਗੁਰਮੁਖ ਪਿਆਰੇ ਜਦੋਂ ਟੋਕਰੀ ਚਕਾਉਂਦੇ ਸਨ ਤਿੱਕੋ ਗੱਲ ਕਹਿੰਦੇ ਸਨ ਸਤਨਾਮ ਵੈਗਰੂ ਬੋਲੋ ਇਸ ਤਰੀ ਸੀ ਨਾ ਜੀ ਹੁਣ ਇੱਥੇ ਸਤਨਾਮ ਦਾ ਅਰਥ ਉਹਦੀ ਖੋਂਦ ਕਿ ਉਹ ਹੈ ਉਹਨੇ ਕਦੀ ਬਿਨ ਨਹੀਂ ਉਹਦਾ ਨਾਮ ਕਦੀ ਨਹੀਂ ਜਾਣਾ ਸਤਨਾਮ ਇਸ ਤੋਂ ਅਗਲਾ ਬਚਨ ਕਰਤਾ ਪੁਰਖ ਕਰਤਾ ਦਾ ਅਰਥ ਬਣਾਉਣ ਵਾਲਾ ਪਰ ਫਿਰ ਬੇਨਤੀ ਏਕ ਓੰਕਾਰ ਨਾਲ ਲੈ ਕੇ ਚੱਲਣਾ ਏਕ ਓੰਕਾਰ ਸਤਨਾਮ ਏਕ ਓੰਕਾਰ ਕਰਤਾ ਪੁਰਖ ਮੈਂ ਅਰਥ ਕਰਨ ਲਈ ਕਹਿ ਰਿਹਾ ਹਾਂ ਇਹ ਨਹੀਂ ਕਿ ਆਪਾਂ ਬਾਣੀ ਦੀ ਕੋਈ ਵੀ ਕਰ ਰਹੇ ਕਰਤਾ ਦਾ ਅਰਥ ਤੇ ਕ੍ਰੀਏਟਰ ਬਣਾਉਣ ਵਾਲਾ ਹੁਣ ਪੁਰਖ ਦਾ ਅਰਥ ਮਰਦ ਵੀ ਆਉਂਦਾ ਅਸੀਂ ਪੜ੍ਹਦੇ ਕਈ ਵਾਰੀ ਪੁਰਖ ਦਾ ਅਰਥ ਪੁਰਸ਼ ਹੁਣ ਇੱਥੇ ਪੁਰਖ ਦਾ ਅਰਥ ਲੈਂਦੇ ਆ ਕਿ ਸਾਰੀਆਂ ਥਾਵਾਂ ਤੇ ਆਪ ਵਰਤਨ ਵਾਲਾ ਸਮਾਇਆ ਹੋਇਆ ਸ਼ਰੀਰਾਂ ਵਿੱਚ ਲੇਟਿਆ ਹੋਇਆ ਦੇ ਅਰਥ ਨੇ ਵੈਸੇ ਕਰਤਾ ਦਾ ਅਰਥ ਹੈ ਬਣਾਉਣ ਵਾਲਾ ਤੇ ਪੁਰਖ ਦਾ ਅਰਥ ਹੈ ਬਣਾਏ ਹੋਏ ਵਿੱਚ ਆਪ ਸਮਾਇਆ ਹੋਇਆ ਉੰਜ ਵੈਸੇ ਉੱਤੇ ਆ ਗਿਆ ਕਿ ਓੰਕਾਰ ਜਿਹੜਾ ਇੱਕ ਰਸ ਵਿਆਪਕ ਇੱਥੇ ਕਰਤਾ ਦਾ ਅਰਥ ਹੈ ਬਣਾਉਣ ਵਾਲਾ ਤੇ ਪੁਰਖ ਦਾ ਅਰਥ ਹੈ ਕਿ ਸਾਰਿਆਂ ਦੇ ਵਿੱਚ ਸਮਾਨ ਲੇਟਿਆ ਹੋਇਆ ਜਲ ਥਲ ਮਈਲ ਪੂਰਿਆ ਸਵਾਮੀ ਸਿਰਜਣਹਾਰ ਸੀ ਉਹਨੇ ਪੜਿਆ ਇਹਨੂੰ ਥੋੜਾ ਜਿਹਾ ਕਰਤਾ ਦਾ ਅਰਥ ਬਣਾਉਣ ਵਾਲਾ ਪਰ ਇਹਨਾਂ ਕ ਫਰਕ ਹੈ ਕਰਤੇ ਦੋ ਤਰ੍ਹਾਂ ਦੇ ਨੇ ਜੀ ਪਰ ਇੱਕ ਓੰਕਾਰ ਇੱਕੋ ਕਰਤਾ ਹੈ ਉੰਜ ਵੈਸੇ ਜਦੋਂ ਅਸੀਂ ਗ੍ਰਾਮਰ ਪੜ੍ਹਦੇ ਹਾਂ ਉਹਦੇ ਵਿੱਚ ਉਹ ਦੱਸਦੇ ਨੇ ਕਰਤਾ ਕਰਮ ਕਰਤਾ ਕਰ ਕਰਮ ਕਰ ਕਰਤਾ ਦਾ ਅਰਥ ਹੈ ਬਣਾਉਣ ਵਾਲਾ ਪਰ ਇੱਕ ਓੰਕਾਰ ਕਰਤਾ ਇੱਕੋ ਹੈ ਜਿਵੇਂ ਮੰਨ ਲਓ ਇੱਕ ਉਦਾਹਰਨ ਦਿੰਦੇ ਹੁੰਦੇ ਸੰਸੂਜਵਾਨ ਵਿਦਵਾਨ ਕਿ ਲੱਕੜ ਦੇ ਸਮਾਨ ਦਾ ਕਰਤਾ ਇੱਕ ਮਿਸਤਰੀ ਹੈ ਬੇਡੀ ਹੈ ਜਾਂ ਤਰਖਾਨ ਸ਼ਬਦ ਵਰਤਦੇ ਸਨ ਪਰ ਮੈਂ ਬੇਨਤੀ ਕਰਾਂ ਸੋਨੇ ਦੇ ਗਹਿਣਿਆਂ ਦਾ ਕਰਤਾ ਸੁਨਾਰ ਵੀਰ ਹੈ ਇਹ ਜਾਤ ਨਾਲ ਜੋੜ ਕੇ ਨਾ ਦੇਖਿਓ ਕੁੰਭ ਘੜੇ ਬਣਾਉਣ ਦਾ ਕਰਤਾ ਕੁੰਭਾਰ ਹੈ ਕਰਤੇ ਜ਼ਰੂਰ ਨੇ ਪਰ ਇੱਕ ਓੰਕਾਰ ਵਰਗੇ ਨਹੀਂ ਇੱਕ ਲੱਕੜ ਦੇ ਕੰਮ ਦਾ ਕਾਰੀਗਰ ਹੈ ਪਰ ਉਹ ਕਹੇਗਾ ਜਿੰਨੀ ਦੇਰ ਤੱਕ ਲੱਕੜ ਤੇ ਸੰਦ ਕੋਈ ਨਹੀਂ ਮੈਂ ਕੁਝ ਨਹੀਂ ਜੇ ਕਰ ਸਕਣਾ ਮੈਨੂੰ ਦੂ ਬਾਹਰੋਂ ਦਿਓ ਕੁਛ ਲੱਕੜ ਹੋਵੇਗੀ ਸੰਦ ਹੋਣਗੇ ਤੇ ਕਰਤਾ ਕੁਝ ਕਰੇਗਾ ਸੁਨਾਰ ਕੋਲ ਕਾਰੀਗਰੀ ਹੈ ਹੁਨਰ ਹੈ ਪਰ ਉਹ ਵੀ ਕਹੇਗਾ ਜੇ ਸੋਨਾ ਲਿਆਓਗੇ ਅਸਮਾਨ ਇਕੱਠਾ ਕਰੋਗੇ ਕੁਠਾਲੀ ਲਿਆਓਗੇ ਤੇ ਕੁਝ ਕਰਾਂਗਾ ਮਿੱਟੀ ਕੋਈ ਨਹੀਂ ਤੇ ਕੁੰਭਾਰ ਕੀ ਕਰੇਗਾ ਜੇ ਚੱਕ ਕੋਈ ਨਹੀਂ ਤਾਂ ਜਿੰਨੇ ਕਰਤੇ ਨੇ ਉਹਨਾਂ ਨੂੰ ਬਾਹਰੋਂ ਪਦਾਰਥ ਲੈ ਕੇ ਹੀ ਉਹ ਕਰਤੇ ਬਣਦੇ ਆ ਤੇ ਕਈ ਵਾਰੀ ਜੋ ਕੁਝ ਕਰ ਦਿੰਦੇ ਆ ਉਹ ਧਰਿਆ ਧਰਿਆ ਰਹਿ ਜਾਂਦਾ ਕਰਤਿਆਂ ਦੀ ਮੌਤ ਹੋ ਜਾਂਦੀ ਪਰ ਇਹ ਐਸਾ ਕਰਤਾ ਨਹੀਂ ਮੰਨ ਲਓ ਜਿਸ ਬੰਦੇ ਨੇ ਪਾਲਕੀ ਬਣਾਈ ਹੋਵੇ ਲੱਕੜ ਦੀ ਬਣਾਈ ਜੋ ਵੀ ਬਣਾਈ ਉਹ ਵੈਗਰੂ ਜਾਣੇ ਇਹ ਸਦੀਵ ਰਹਿ ਗਈ ਬਣਾਉਣ ਵਾਲਾ ਤਾਂ ਤੁਰ ਗਿਆ ਸੋਨੇ ਦੇ ਗਹਿਣੇ ਬੀਬੀਆਂ ਪਾਏ ਹੋਣਗੇ ਉਹਦਾ ਕਾਰੀਗਰ ਪਤਾ ਨਹੀਂ ਕਿੱਥੇ ਚਲਾ ਗਿਆ ਪਰ ਗਹਿਣਾ ਰਹਿ ਗਿਆ ਮਿੱਟੀ ਦੇ ਭਾਂਡੇ ਸਾਲਾਂ ਤੱਕ ਰਹਿ ਜਾਣਗੇ ਪਰ ਬਣਾਉਣ ਵਾਲਾ ਚਲਾ ਗਿਆ ਕਰਤੇ ਖੈਣ ਪਰ ਪੁਰਖ ਨਹੀਂ ਤੇ ਕਰਤੇ ਨੇ ਦੂਜੀ ਸਮਾਨ ਲੈ ਕੇ ਤਾਂ ਬਣਾਉਂਦੇ ਆ ਪਰ ਇੱਕ ਓੰਕਾਰ ਕਰਤਾ ਉਹ ਹੈ ਜਿਹਨੂੰ ਕਿਸੇ ਤੋਂ ਮਟੀਰੀਅਲ ਨਹੀਂ ਲੈਣਾ ਪੈਂਦਾ ਕੀਤਾ ਪਸਾਓ ਏਕੋ ਕਵਾਓ ਤਿਸਤੇ ਹੋਏ ਲੱਖ ਦਰਿਆਓ ਕਿਤੋਂ ਲੈਣਾ ਪੈਂਦਾ ਹੁਕਮੀ ਖੋਵਣ ਆਕਾਰ ਹੁਕਮ ਚ ਬਣਾ ਦਿੱਤਾ ਇੰਨਾ ਵੱਡਾ ਕਰਤਾ ਖਰਨ ਭਰਨ ਜਾਂ ਕਾ ਨੇਤਰ ਫੁਰ ਐਡਾ ਵੱਡਾ ਕਰਤਾ ਹੈ ਜਿਹਨੂੰ ਬਾਬਾ ਜੀ ਬਾਣੀ ਚ ਕਹਿੰਦੇ ਆ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਰੋਹਾਨੀਅਤ ਵਿੱਚੋਂ ਉਹਦੇ ਵਿੱਚੋਂ ਇੱਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੌਣ ਮੰਦੇ ਇੱਕੋ ਓੰਕਾਰ ਸਭ ਦਾ ਕਰਤਾ ਹੁਣ ਆਪ ਜੀ ਦੇਖਿਓ ਜਦੋਂ ਅੱਗੇ ਚੱਲਾਂਗੇ ਆਪਾਂ ਜਪਜੀ ਸਾਹਿਬ ਇਹਦੀ ਐਡੀ ਕਮਾਲ ਦੀ ਵਿਆਖਿਆ ਮਿਲੇਗੀ ਚੰਗਿਆਂ ਦਾ ਕਰਤਾ ਵੀ ਉਹ ਤੇ ਮੰਦਿਆਂ ਦਾ ਕਰਤਾ ਵੀ ਉਹ ਹੁਣ ਮੈਂ ਪੜਿਆ ਇੱਕ ਨੂਰ ਤੇ ਸਭ ਜਗ ਉਪਜਿਆ ਤੇ ਜਦੋਂ ਅਸੀਂ ਅਸੰਖ ਜਪ ਪੜਾਂਗੇ ਇਹ ਸਾਰੇ ਚੰਗੇ ਤੇ ਬਾਬਾ ਜੀ ਕਹਿਣਗੇ ਜੋ ਤੁਧ ਭਾਵੈ ਸਾਈ ਭਲੀਕਾਰ ਤੇ ਜਦੋਂ ਅਸੀਂ ਅਸੰਖ ਮੂਰਖ ਵਾਲੀ ਪੜਾਂਗੇ ਪੌੜੀ ਉੱਥੇ ਵੀ ਕਹਿਣਗੇ ਜੋ ਤੁਧ ਭਾਵੈ ਸਾਈ ਭਲੀਕਾਰ ਕਰਤਾ ਤਾਂ ਤੂੰ ਹੀ ਐ ਚੰਗੇ ਵੀ ਤੇਰੇ ਤੇ ਮੰਦੇ ਵੀ ਤੇਰੇ ਇੱਥੇ ਸਤਿਗੁਰੂ ਕਹਿੰਦੇ ਨੇ ਕਰਤਾ ਪੁਰਖ ਸਭ ਦਾ ਬਣਾਉਣ ਵਾਲਾ ਤੇ ਪੁਰਖ ਦਾ ਅਰਥ ਬਣਾ ਕੇ ਇਸ ਵਿੱਚ ਲੇਟਿਆ ਸਮੇਟਿਆ ਆਪ ਸਰਬ ਵਿਆਪਕ ਇੱਕ ਏਕ ਓੰਕਾਰ ਸੱਚ ਹੈ ਸਿੱਧੇ ਪੰਜਾਬੀ ਚਰਤ ਏਕ ਓੰਕਾਰ ਕਰਤਾ ਹੈ ਤੇ ਸਰਬ ਵਿਆਪਕ ਹੈ ਅਗਲੀ ਗੱਲ ਨਿਰਭਉ ਅਗਲਾ ਸ਼ਬਦ ਹੈ ਨਿਰਵੈਰ ਏਕ ਓੰਕਾਰ ਭੈ ਤੋਂ ਰਹਿਤ ਹੈ ਦੇਵਤੇ ਭੈ ਤੋਂ ਰਹਿ ਨੇ ਯਾਦ ਰੱਖਿਓ ਏਕ ਓੰਕਾਰ ਨਿਰਵੈਰ ਫਿਰ ਬਿੰਤੀ ਨਿਰਭਉ ਨਿਰ ਦਾ ਅਰਥ ਕਰਾਂਗੇ ਰਹਿਤ ਭਉ ਦਾ ਅਰਥ ਹੈ ਡਰ ਉਹ ਭੈ ਤੋਂ ਮੁਕਤ ਹੈ ਉਹਨੂੰ ਕੋਈ ਡਰ ਨਹੀਂ ਕਿਉਂਕਿ ਡਰ ਵੀ ਕਈ ਤਰ੍ਹਾਂ ਦੇ ਨੇ ਬੰਦਾ ਜਨਮ ਲੈਂਦਾ ਤੇ ਇਹ ਡਰ ਖਾਈ ਜਾਂਦਾ ਕਿਤੇ ਬਿਮਾਰੀ ਨਾ ਕੋਈ ਲੱਗ ਜਾਏ ਉਹਦਾ ਤੇ ਜਨਮ ਹੀ ਕੋਈ ਨਹੀਂ ਉਹਨੂੰ ਬਿਮਾਰੀ ਕਿੱਥੇ ਲੱਗਣੀ ਕਾਹਦਾ ਡਰ ਬੰਦਾ ਅੱਗੇ ਵੱਧਦਾ ਹੈ ਤਰੱਕੀ ਕਰਦਾ ਹੈ ਆਪਣੇ ਤੋਂ ਛੋਟਾ ਕੋਈ ਮਿਲ ਜਾਂਦਾ ਉਹਦੇ ਨਾਲ ਗੁੱਸੇ ਹੋਣ ਲੱਗ ਪੈਂਦਾ ਹੈ ਬਰਾਬਰ ਦਾ ਮਿਲਦਾ ਉਹਦੇ ਨਾਲ ਈਰਖਾ ਕਰਦਾ ਹੈ ਆਪਣੇ ਤੋਂ ਵੱਡਾ ਮਰਦਾ ਉਹ ਤੋਂ ਡਰੀ ਜਾਂਦਾ ਹੈ ਰੱਬ ਨੂੰ ਤੇ ਪ੍ਰੋਬਲਮ ਹੀ ਕੋਈ ਨਹੀਂ ਫਿਰ ਬੇਨਤੀ ਉਹਨੂੰ ਕੋਈ ਭੈ ਨਹੀਂ ਕੋਈ ਬਿਮਾਰੀ ਨਹੀਂ ਉਹਨੂੰ ਬੰਦੇ ਨੂੰ ਭੈਵੇਂ ਮੈਂ ਮਰ ਨਾ ਜਾਵਾਂ ਉਹਨੂੰ ਕਾਦਾ ਭੈ ਜੀ ਨਾ ਉਹ ਮਰਨ ਹੋਵੇ ਸੋਗ ਦਿੰਦਾ ਰਹੇ ਨਾ ਚੁੱਕੇ ਉਹਨੂੰ ਕਾਦਾ ਡਰ ਕੋਈ ਡਰ ਨਹੀਂ ਇਸ ਕਰਕੇ ਉਹ ਨਿਰਭਉ ਹੈ ਉਹਨੂੰ ਕੋਈ ਭੈ ਨਹੀਂ ਕਿਸੇ ਦਾ ਭੈ ਨਹੀਂ ਉਹ ਮੰਨਦਾ ਗੁਰੂ ਸਾਹਿਬ ਕਹਿੰਦੇ ਆ ਕਿ ਦੇਖ ਮੈਂ ਚਿੰਨੇ ਤੈਨੂੰ ਗੁਣ ਦੱਸ ਰਿਹਾ ਜਿਉਂ-ਜਿਉਂ ਤੂੰ ਇਹਨਾਂ ਨੂੰ ਰੋਜ਼ ਜਪੇਗਾ ਸੱਚੇ ਵਿੱਚ ਤੇਰੇ 'ਚ ਸਾਰੇ ਗੁਣ ਪ੍ਰਵੇਸ਼ ਕਰ ਜਾਣਗੇ ਜੋ ਰੱਬ ਜੀ ਦੇ ਨੇ ਅੱਗੇ ਜਪ 'ਚ ਬਾਹਰ ਹੀ ਕਹਿਣਗੇ ਨਿਰਭਉ ਉਹਨੂੰ ਕੋਈ ਭਉ ਨਹੀਂ ਸਨਮਾਨ ਨੇ ਕਿਹਾ ਸਗਲਿਆਂ ਪਉ ਲਿਖਿਆ ਸਿਰਲੇਖ ਨਾਨਕ ਨਿਰਭਉ ਨਿਰੰਕਾਰ ਸੱਚੇ ਕੋ ਨੂੰ ਕੋਈ ਪੈ ਨਹੀਂ ਗੁਰੂ ਸਾਹਿਬ ਜੀ ਨੇ ਸ਼ਬਦ ਵਰਤੇ ਕਿ ਸਾਰਿਆਂ 'ਚ ਭੈ ਹੈ ਪਰ ਉਹਨੂੰ ਕੋਈ ਪੈ ਨਹੀਂ ਭੈ ਵਿੱਚ ਪਵਨ ਵੈ ਸਦਵਾਉ ਭੈ ਵਿੱਚ ਚੱਲੈ ਲਖ ਦਰਿਆਉ ਭੈ ਵਿੱਚ ਅਗਨ ਕੱਢੈ ਵਿਗਾਰ ਭੈ ਵਿੱਚ ਧਰਤੀ ਤੱਬੀ ਪਾਰ ਸਾਰੇ ਬਚਨ ਕਰ ਦਿੱਤੇ ਪਰ ਇੱਕ ਓੰਕਾਰ ਨੂੰ ਕੋਈ ਪੈ ਨਹੀਂ ਨਾ ਜਨਮ ਦਾ ਨਾ ਮੌਤ ਦਾ ਅਗਲੀ ਗੱਲ ਬੰਦੇ ਨੂੰ ਵੀ ਭੈ ਵਿੱਚ ਜਿਹੜਾ ਅੱਜ ਹੈ ਕਿਤੇ ਖੁਸ਼ ਨਾ ਜਾਏ ਪਦਵੀ ਇਹਨਾਂ ਦੇਵਤਿਆਂ ਨੂੰ ਬੜਾ ਡਰ ਹੁੰਦਾ ਸੀ ਜੀ ਜਦੋਂ ਕਈ ਵਾਰੀ ਮੈਂ ਪੁਰਾਣ ਪੜਨਾ ਤੇ ਰੱਬ ਜੀ ਤਾਂ ਖੁਸ਼ ਹੁੰਦੇ ਨੇ ਕੋਈ ਭਗਤੀ ਕਰ ਰਿਹਾ ਤੇ ਦੇਵਤੇ ਈਰਖਾ ਕਰਦੇ ਨੇ ਕਿ ਇਹ ਭਗਤੀ ਕਰਦਾ ਪਿਆ ਇੰਦਰ ਨੂੰ ਇਹੀ ਸਾੜਾ ਰਹਿੰਦਾ ਸੀ ਭਗਤੀ ਕਰਕੇ ਮੇਰੀ ਪਦਵੀ ਤੇ ਨਾ ਜਾਏ ਇਸ ਬੰਦੇ ਨੂੰ ਡੁਲਾਣਾ ਕਿਵੇਂ ਰੱਬ ਜੀ ਇਸ ਤਰ੍ਹਾਂ ਨਹੀਂ ਕਰਦੇ ਉਹ ਤਾਂ ਹੱਸਦੇ ਨੇ ਜਦੋਂ ਕੋਈ ਭਗਤੀ ਕਰਦਾ ਖੁਸ਼ ਹੁੰਦੇ ਨੇ ਉਹਨੂੰ ਪਦਵੀ ਦਾ ਡਰ ਕੋਈ ਨਹੀਂ ਕਿਸੇ ਨਹੀਂ ਖੋ ਸਕਣੀ ਉਹਦੀ ਪਦਵੀ ਤੇ ਕੋਈ ਨਹੀਂ ਜਾਣਾ ਕਿਉਂਕਿ ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ ਸਿਰ ਸ਼ਾਹਾਂ ਪਾਤਸ਼ਾਹ ਨੇਚਲ ਚੌਰ ਛਤ ਪਿਆਰੇ ਉਹਨੂੰ ਕੋਈ ਪੈ ਨਹੀਂ ਕਿਸੇ ਕਿਸਮ ਦਾ ਪੈ ਹੈ ਹੀ ਨਹੀਂ ਉੰਜ ਜੇ ਸੱਚ ਜਾਣੋ ਜਿਹੜਾ ਮੇਰੇ ਤੁਹਾਡੇ ਵਿੱਚ ਆਤਮਾ ਹੈ ਨਾ ਵੈਸੇ ਡਰ ਉਹਨੂੰ ਵੀ ਕੋਈ ਨਹੀਂ ਡਰ ਖਾਂਦਾ ਪਿਆ ਮਨ ਨੂੰ ਤੇ ਉੱਚੇ ਵਾਲੇ ਢਾਂਚੇ ਨੂੰ ਕਿਉਂਕਿ ਇੰਦਰੀਆਂ ਪਰਵਿਰਤ ਹੋ ਗਈਆਂ ਨੇ ਦੁਨੀਆ 'ਚ ਇਹ ਇੰਨੀਆਂ ਕੋ ਅੰਦਰ ਲਗਾ ਬਣਾਈ ਬੈਠੀਆਂ ਨੇ ਕਿ ਸੱਚ ਏਵੇਂ ਇਹਨਾਂ ਨੂੰ ਡਰ ਲੱਗਦਾ ਪਿਆ ਆਤਮਾ ਨੂੰ ਕਾਦਾ ਡਰ ਹੈ ਨਾ ਸੰਸਕਾਰ ਕਰਕੇ ਫਿਊਨਲ ਹੋਮ ਤੇ ਤੁਸੀਂ ਆਤਮਾ ਥੋੜਾ ਦੇ ਬੰਦਾ ਸੜ ਕੇ ਆਇਆ ਆਤਮਾ ਨਹੀਂ ਸੜਦੀ ਗੁਰੂ ਸਾਹਿਬ ਨੇ ਕਿਹਾ ਉਹ ਨਾ ਡੁੱਬਦੀ ਏ ਨਾ ਸੜਦੀ ਏ ਨਾ ਮਰਦੀ ਜਿਹਦੀ ਇੱਕ ਅੰਸ਼ ਨਿੱਕੀ ਜਈ ਉਹ ਕਦੀ ਮਰਦੀ ਨਹੀਂ ਤੇ ਜਿਹੜਾ ਅੰਸ਼ ਉਹਨੇ ਕਿੱਥੇ ਮਰਨਾ ਨਿਰਭਉ ਉਹਨੂੰ ਕੋਈ ਭਾਵੇ ਨਹੀਂ ਕਿਸੇ ਦਾ ਅਗਲਾ ਸ਼ਬਦ ਹੈ ਨਿਰਵੈਰ ਉਹ ਕਿਸੇ ਨਾਲ ਵੈਰ ਨਹੀਂ ਕਮਾਉਂਦਾ ਸੱਚੇ ਵੀ ਗੁਰਮਖੋ ਅੱਗੇ ਆਪ ਜੀ ਦੇਖੋਗੇ ਜੀ ਸਾਹਿਬ 'ਚ ਜਦੋਂ ਅੱਤ ਦਾ ਦੁੱਖ ਵੀ ਆ ਜਾਏ ਨਾ ਖਾਲਸਾ ਜੀ ਕਦੀ ਨਹੀਂ ਕਹਿਣਾ ਰੱਬ ਮੇਰੇ ਨਾਲ ਵੈਰ ਕਮਾ ਰਿਹਾ ਨਾ ਉਹ ਕਦੀ ਕਿਸੇ ਨਾਲ ਵੈਰ ਨਹੀਂ ਕਮਾਉਂਦਾ ਇਹ ਕਾਰਨ ਜਿੱਥੇ ਅੱਤ ਦਾ ਦੁੱਖ ਵੀ ਹੁੰਦਾ ਹੈ ਗੁਰਦੇਵ ਰੱਬ ਦੀ ਨਿਰਵੈਰਤਾ ਬਾਰੇ ਕਹਿੰਦੇ ਆ ਦੱਦਾ ਦੋਸ਼ ਨਾ ਦੇਉ ਕਿਸੇ ਦੋਸ਼ ਕਰਮਾ ਆਪਣੇ ਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾ ਦੀਜੈ ਅਵਰਜਨ ਆਪ ਕਮਾਨਾ ਛੁੜੀ ਤੇਰਾ ਕੀ ਕਸੂਰ ਇੱਕ ਬਚਨ ਸੀ ਪੜਨੇ ਆ ਤੈਸੈ ਮਨ ਮੈਂ ਕੀਆ ਰੋਸ ਮੁਝ ਅਵਗਣ ਸਹਿ ਨਾਏ ਦੋਸਤ ਤੂੰ ਤੇਰਾ ਤੇ ਦੋਸ਼ ਕੇ ਲਾਵਾਂ ਤੈਨੂੰ ਤੋਂ ਵੈਰ ਹੀ ਕੋਈ ਨਹੀਂ ਕਿਸੇ ਨਾਲ ਵੈਰ ਨਹੀਂ ਕਵਾਂਦਾ ਉਹ ਨਿਰਵੈਰ ਹੈ ਫਿਰ ਬਿੰਤੀ ਨਿਰਭਉ ਹੈ ਇੱਕ ਓੰਕਾਰ ਨਿਰਵੈਰ ਹੈ ਅਗਲਾ ਬਚਨ ਹੈ ਅਕਾਲ ਮੂਰਤ ਇਹਦਾ ਪਾਠ ਮੂਰਤ ਨਹੀਂ ਕਰਨਾ ਪਾਠ ਅਕਾਲ ਕਾਲ ਦੇ ਅਗੇਤਰ ਐੜਾ ਲੱਗਾ ਉੰਜ ਵੈਸੇ ਕਾਲ ਦਾ ਅਰਥ ਮੌਤ ਵੀ ਹੈ ਕਾਲ ਦਾ ਅਰਥ ਟਾਈਮ ਵੀ ਹੈ ਕਾਲ ਦਾ ਅਰਥ ਚਲੋ ਸਮਾਂ ਸੀ ਕਰਨੇ ਇੱਥੇ ਐੜਾ ਗੇਤਰ ਲਾ ਦਿੱਤਾ ਅਕਾਲ ਅਕਾਲ ਦਾ ਮਤਲਬ ਹੈ ਜਿਹਦੇ ਉੱਤੇ ਸਮਾਂ ਕਦੀ ਪ੍ਰਭਾਵ ਨਹੀਂ ਪਾਉਂਦਾ ਹਰ ਚੀਜ਼ ਸਮੇਂ ਦੇ ਅਧੀਨ ਹੈ ਪਰ ਉਹ ਸਮੇਂ ਤੋਂ ਉੱਪਰ ਹੈ ਜਿਵੇਂ ਅਸੀਂ ਜਿੰਨੇ ਬੈਠੇ ਆ ਕਿ ਅਸੀਂ ਸਮੇਂ ਦੇ ਅਧੀਨ ਨਹੀਂ ਇੱਕ ਨਿੱਕੇ ਜਿਹੇ ਸੈੱਲ ਤੋਂ ਟਾਈਮ ਸ਼ੁਰੂ ਹੋਇਆ ਟਾਈਮ ਨੇ ਤਾਂ ਉਦੋਂ ਵੀ ਕੰਮ ਕਰ ਦਿੱਤਾ ਜਦੋਂ ਅਸੀਂ ਜੰਮੇ ਨਹੀਂ ਸਾਂ ਕਿਉਂਕਿ ਟਾਈਮ ਹੀ ਸੀ ਜਿਹੜਾ ਦਸੀ ਮਾਸੀ ਸਾਨੂੰ ਪੂਰਾ ਪ੍ਰੋਸੈਸ ਸਾਡਾ ਜਨਮ ਹੁੰਦਾ ਹੈ 6 ਮਹੀਨਿਆਂ 'ਚ ਸਾਡਾ ਪੂਰਾ ਸਰੀਰ ਦਾ ਢਾਂਚਾ ਬੰਦ ਹੈ ਉਹ ਵੀ ਤਾਂ ਟਾਈਮ ਹੈ ਨਾ ਗੰਡੇਂਦਿਆਂ ਇਹ ਟਾਈਮ ਆ ਗਿਆ ਨਾ ਪਰ ਉਹਦੇ ਤੇ ਮਹੀਨੇ ਕੋਈ ਨਹੀਂ ਲਾਗੂ ਹੁੰਦੇ 6 ਮਹੀਨਿਆਂ 'ਚ ਬਾਡੀ ਬੰਦੀ ਨੌ ਮਹੀਨੇ ਦਸੀ ਬਾਸੀ ਜਨਮ ਹੁੰਦਾ ਸੱਚ ਐਵੇਂ ਅਸੀਂ ਨਾ ਵੀ ਮੰਨੀਏ ਇੱਕ ਬੰਦਾ ਬਿਲਕੁਲ ਬਾਹਰ ਨਾ ਵਿਚਰੇ ਇੱਕ ਕਮਰੇ 'ਚ ਸਾਰੀ ਜ਼ਿੰਦਗੀ ਰੋਟੀ ਪਾਣੀ ਦਿੰਦੇ ਰਹੋ ਬੂਵੇ ਬੰਦ ਕਰ ਦਿਓ ਪਰ ਟਾਈਮ ਬੰਦ ਬੂਵਿਆਂ 'ਚ ਵੀ ਕੰਮ ਕਰ ਜਾਂਦਾ ਉਹ ਤੇ ਬਚਪਨ ਆਉਣਾ ਜਵਾਨੀ ਆਉਣੀ ਬੁਢੇਪਾ ਆਉਣਾ ਸਮੇਂ ਨੂੰ ਲੈ ਜਾਣਾ ਹਰ ਚੀਜ਼ ਤੂੰ ਅਕਾਲ ਪੁਰਖ ਨਾ ਹੀ ਸਿਰ ਕਾਲਾ ਤੇਰੇ ਉੱਪਰ ਕੋਈ ਟਾਈਮ ਦਾ ਕੁੰਡਾ ਨਹੀਂ ਕੰਮ ਕਰਦਾ ਬਾਕੀ ਸਭ ਤੇ ਵਿਕਾਲ ਪਾਏ ਬ੍ਰਹਮਾ ਬਵਤਰਾ ਕਾਲ ਪਾਏ ਸ਼ਿਵਜੂ ਅਵਤਰਾ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਪਰ ਉਹ ਅਕਾਲ ਹੈ ਉਸ ਉੱਪਰ ਕੋਈ ਸਮੇਂ ਦਾ ਅਸਰ ਨਹੀਂ ਮੈਂ ਇੱਕ ਵਾਰ ਕਿਹਾ ਸੀ ਇਹ ਸ਼ਬਦ ਬੜੀ ਵੱਡੀ ਬਖਸ਼ਿਸ਼ ਅਕਾਲ ਕੋਈ ਸਮੇਂ ਦਾ ਅਸਰ ਨਹੀਂ ਇਸੇ ਕਰਕੇ ਸਿੱਖ ਅਕਾਲ ਪੁਰਖ ਕੀ ਫੌਜ ਹੈ ਅਕਾਲ ਪੁਰਖ ਨੂੰ ਮੰਨਦਾ ਹੈ ਅਕਾਲ ਤਖਤ ਦੇ ਕੋਲ ਇਹ ਟਾਈਮਲੈਸ ਹੈ ਮਹਾਰਾਜ ਕਹਿੰਦੇ ਨੇ ਅਗਲਾ ਸ਼ਬਦ ਹੁਣ ਆ ਗਿਆ ਜੀ ਮੂਰਤ ਮੂਰਤ ਦਾ ਲਫ਼ਜ਼ੀ ਅਰਥ ਚਿੱਤਰ ਹੁੰਦਾ ਕਈ ਵਾਰੀ ਅਸੀਂ ਕਹਿੰਦੇ ਨਾ ਉੰਜ ਵੈਸੇ ਅਸੀਂ ਹੁਣ ਇੱਕ ਪਾਠ ਕੀਤਾ ਅਚਲ ਮੂਰਤ ਜਾਪ ਸਾਹਿਬ 'ਚ ਇੱਥੇ ਆਇਆ ਕਾਲ ਮੂਰਤ ਇੱਥੇ ਮੂਰਤ ਦਾ ਅਰਥ ਫੋਟੋ ਨਹੀਂ ਜਿੰਨੀ ਕੋ ਸਮਝ ਪਈ ਮੂਰਤ ਦਾ ਅਰਥ ਹੈ ਖਸਤੀ ਖੋਂਦ ਉਹ ਸਮੇਂ ਤੋਂ ਉੱਪਰ ਹੈ ਪਰ ਇਸ ਬੋਧਕ ਤਲ ਤੇ ਘੋੜੇ ਨਾ ਦੁੜਾਈ ਸਮੇਂ ਤੋਂ ਉੱਤੇ ਕਿਵੇਂ ਹੋ ਸਕਦਾ ਕਹਿੰਦੇ ਟਾਈਮ ਲੈਸ ਹੈ ਪਰ ਹੈ ਜ਼ਰੂਰ ਉਹ ਮੂਰਤਾਂ ਬਣਾਉਣ ਵਾਲਾ ਆਪ ਮੂਰਤ ਕੋਈ ਨਹੀਂ ਉਹਦੀ ਇਸੇ ਕਰਕੇ ਪੰਜਵੀਂ ਪੌੜੀ 'ਚ ਇਹਦੀ ਵਿਆਖਿਆ ਹੋਵੇਗੀ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਅਕਾਲ ਮੂਰਤ ਹੈ ਨਾ ਉਹ ਸਮੇਂ ਦਾ ਕੋਈ ਅਸਰ ਨਹੀਂ ਉਹਦੇ ਤੇ ਕੋਈ ਨਾ ਬਚਪਨ ਨਾ ਜਵਾਨੀ ਨਾ ਬੁੱਢੇਪਾ ਅਕਾਲ ਮੂਰਤ ਉਸ ਤੋਂ ਅੱਗੇ ਬਚਨ ਹੈ ਅਜੂਨੀ ਉਹ ਜੂਨਾ ਚ ਨਹੀਂ ਆਉਂਦਾ ਆ ਜਿਹੜੀਆਂ ਜੂਨਾ ਨੇ ਪ੍ਰੋਸੈਸ ਹੈ ਜੀ ਕਿ ਇੱਕ ਜੀਵ ਕਿੰਨਾ ਕੁ ਤੁਰਦਾ ਹੈ ਫਿਰ ਉਸ ਤੋਂ ਅੱਗੇ ਜਾਂਦਾ ਹੈ ਉਹ ਜੂਨਾ ਵਿੱਚ ਨਹੀਂ ਆਉਂਦਾ ਗੁਰਮੁਖੋ ਧਿਆਨ ਦਿਆ ਜੇ ਭਾਵੇਂ ਕਈ ਸੱਜਣ ਰੱਬ ਨੂੰ ਜੂਨਾ ਚ ਮਿਹਦੇ ਆ ਪਰ ਮੈਂ ਬੇਨਤੀ ਕਰਾਂ ਗੁਰੂ ਸਾਹਿਬ ਦਾ ਇੱਕ ਬਚਨ ਹੁੰਦਾ ਹੈ ਸਗਲ ਪ੍ਰਾਦ ਦੇਹ ਲੋਰੂਨੀ ਸੋ ਮੁਖ ਜਲੋ ਜਿਤ ਕੈ ਠਾਕੁਰ ਜੋਨੀ ਕੱਲ ਇੱਕ ਬੇਨਤੀ ਕੀਤੀ ਮਨ ਚ ਆਵੇਗਾ ਆਪਾਂ ਤਾਂ ਕਹਿੰਦੇ ਆਪ ਨਰਾਇਣ ਕਲਾ ਧਾਰ ਜਗ ਮੇ ਪਰਵਰਿਓ ਜੂਨੀ ਇੱਕ ਕਰਮ ਚੱਕਰ ਹੈ ਇਹ ਕਰਮ ਕੀਤਾ ਜੂਨ ਮਿਲੀ ਆ ਜੂਨ ਮਿਲੀ ਅਜੂਨੀ ਉਹ ਜੂਨਾ ਚ ਨਹੀਂ ਆਉਂਦਾ ਸੱਚੀ ਮੁੱਚ ਉਹਦੀ ਕੋਈ ਜੂਨ ਨਹੀਂ ਉਹ ਨਾ ਬੰਦਾ ਇਸੇ ਕਰਕੇ ਮੈਂ ਬੇਨਤੀ ਕਰਾਂਗਾ ਗੁਰੂ ਗ੍ਰੰਥ ਸਾਹਿਬ ਵਿੱਚ ਰੱਬ ਲਈ ਇੱਕ ਲਿੰਗ ਨਿਰਧਾਰਤ ਨਹੀਂ ਕੀਤਾ ਠੀਕ ਹੈ ਅਸੀਂ ਬਹੁਵਚਨ ਚ ਵਰਤਨੇ ਆ ਪਰਮਾਤਮਾ ਬਹੁਵਚ ਪਰ ਗੁਰੂ ਗ੍ਰੰਥ ਸਾਹਿਬ ਚ ਤਾਂ ਮਾਈ ਵੀ ਕਹੇ ਹਰ ਜੀ ਮਾਤਾ ਹਰ ਜੀ ਪਿਤਾ ਹਰ ਜੀ ਉਹ ਪ੍ਰਤਪਾਲਕ ਮੈਂ ਇੱਕ ਹੋਰ ਬੇਨਤੀ ਕਰਾਂ ਇੱਕ ਵਾਰ ਇੱਥੇ ਕਿਹਾ ਸੀ ਦੁਨਿਆਵੀ ਸਿਸਟਮ ਵਿੱਚ ਪਿਤਾ ਪਿਤਾ ਹੈ ਪਤੀ ਪਤੀ ਹੈ ਕਦੀ ਕਿਸੇ ਨੇ ਪਿਤਾ ਨੂੰ ਪਤੀ ਕਹਿ ਕੇ ਆਵਾਜ਼ ਮਾਰੀ ਪਰ ਗੁਰੂ ਗ੍ਰੰਥ ਸਾਹਿਬ ਤੇ ਮਾਰੀ ਇੱਕ ਦੀ ਖੂੰਦ ਇੱਕ ਪਾਸੇ ਕਿਹਾ ਮੈਂ ਕਾਮਣ ਮੇਰਾ ਕੰਤ ਕਰਤਾਰ ਦੂਜੇ ਪਾਸੇ ਉਸੇ ਗੁਰੂ ਦਾ ਬਚਨ ਸੀ ਪੜਿਆ ਖਰਜੀ ਮਾਤਾ ਖਰਜੀ ਪਿਤਾ ਮੈਂ ਫਿਰ ਬੇਨਤੀ ਕਰਾਂਗਾ ਇਸ ਵਿਸ਼ੇ ਈਵਨ ਉਸ ਦਾ ਕੋਈ ਸਾਡੀ ਤਰ੍ਹਾਂ ਨਿਰਧਾਰਤ ਨਹੀਂ ਕੀਤਾ ਜਾ ਸਕਦਾ ਇਸਤਰੀ ਕਹੇ ਮਰਦ ਕਹੇ ਇਹ ਸਾਰੇ ਸ਼ਬਦ ਬੰਦੇ ਦੇ ਅੰਦਰ ਨੂੰ ਸਮਝਾਉਣ ਲਈ ਨੇ ਇੱਥੋਂ ਤੱਕ ਰੱਬ ਉੱਤੇ ਕਿਸੇ ਮਜਬ ਦਾ ਕਾਨੂੰਨ ਲਾਗੂ ਨਹੀਂ ਹੁੰਦਾ ਨਮਸਤੰਗ ਅਮਜਬੇ ਤੈਨੂੰ ਨਮਸਕਾਰ ਕਰਨਾ ਤੇਰੇ ਉੱਤੇ ਕੋਈ ਮਜਬ ਆਪਣਾ ਠੋਕ ਨਹੀਂ ਸਕਦਾ ਕਿ ਰੱਬ ਸਾਡਾ ਹੈ ਬੜੀ ਵੱਡੀ ਵਿਸ਼ਾਲਤਾ ਗੁਰਮਤ ਦੀ ਕੋਈ ਕੋਈ ਉੱਤੇ ਕਹਿ ਸਕਦਾ ਇਸ ਤਰ੍ਹਾਂ ਮਹਾਰਾਜ ਕਹਿੰਦੇ ਨੇ ਅਸਲ ਚ ਅਜੂਨੀ ਉਹ ਜੂਨਾ ਚ ਨਹੀਂ ਆਉਂਦਾ ਜਿਹੜਾ ਜੂਨਾ ਚਾਹੇਗਾ ਉਹ ਅਕਾਲ ਨਹੀਂ ਹੋਏਗਾ ਕਿਉਂਕਿ ਜੂਨ ਦੀ ਸਮੱਸਿਆ ਹੈ ਕਿਉਂਕਿ ਉਹ ਟਾਈਮ ਉਹਦੇ ਤੇ ਲਾਗੂ ਹੁੰਦਾ ਹੈ ਫਿਰ ਬੇਨਤੀ ਹੈ ਜਿਹੜਾ ਜੂਨ ਚ ਆਇਆ ਉਹ ਜੰਮਿਆ ਹੈ ਜਵਾਨ ਹੋਇਆ ਬੁੱਢਾ ਹੋਇਆ ਮਰੇਗਾ ਪਰ ਜੇ ਉਹਨੂੰ ਜੂਨਾ ਚ ਲਿਆਂਦਾ ਤੇ ਪਹਿਲਾ ਸ਼ਬਦ ਨਹੀਂ ਟੁਕੇਗਾ ਅਕਾਲ ਮੂਰਤ ਕਿਉਂਕਿ ਜੂਨ ਸਮੇਂ ਅਨਸਾਰ ਚੱਲ ਰਹੀ ਹੈ ਨਾ ਉਹ ਕੋਈ ਜੂਨਾ ਚ ਨਹੀਂ ਹੁੰਦਾ ਗੁਰੂ ਜੀ ਕਹਿੰਦੇ ਨੇ ਨਾ ਤਾਤਾ ਹੈ ਨਾ ਮਾਤਾ ਹੈ ਨਾ ਜਾਤਾ ਹੈ ਨਾ ਪਾਤਾ ਹੈ ਨਿਰਸਾਕੰਗ ਸ਼ਰੀਕ ਹੈ ਤੇਰੀ ਕੋਈ ਜਾਤ ਨਹੀਂ ਕੋਈ ਪਾਤ ਨਹੀਂ ਤੇਰੀ ਕੋਈ ਮਾਈ ਨਹੀਂ ਕੋਈ ਤੇਰਾ ਬਾਪ ਨਹੀਂ ਅਜੂਨੀ ਹੁਣ ਫਿਰ ਇੱਕ ਸਵਾਲ ਉੱਠਿਆ ਮਹਾਰਾਜ ਇਹ ਤਾਂ ਕਹਿ ਦਿੱਤਾ ਉਹ ਸੱਚ ਹੈ ਇੱਕ ਸਰਬ ਵਿਆਪਕ ਹੈ ਕਰਤਾ ਹੈ ਉਹ ਨਿਰਭਉ ਹੈ ਨਿਰਵੈਰ ਹੈ ਸਮੇਂ ਤੋਂ ਰਹਿ ਤੋਂ ਦੀ ਖੋਂਦ ਹੈ ਜੂਨਾ ਚ ਨਹੀਂ ਆਉਂਦਾ ਪਰ ਸਾਨੂੰ ਇੱਕ ਦੱਸੋ ਆਖਰ ਉਹਦੀ ਖੋਂਦ ਕਿੱਥੋਂ ਬਣੀ ਕੋਈ ਉਹਦਾ ਅੰਤ ਹੈ ਕੋਈ ਆਦ ਹੈ ਕਿੱਥੋਂ ਬਣਿਆ ਸਾਨੂੰ ਦੱਸੋ ਮਾਰੇ ਨੇ ਸ਼ਬਦ ਵਰਤਿਆ ਸੈਭੰ ਇਹ ਸ਼ਬਦ ਹੈ ਸਵੈਭੂ ਮਾਰੇ ਨੇ ਸ਼ਬਦ ਵਰਤਿਆ ਚਤਰ ਚੱਕਰ ਵਰਤੀ ਚਤਰ ਚੱਕਰ ਭੁਗਤੇ ਸੁਯੰਭਵ ਸੁਬੰਗ ਸਰਬ ਦਾ ਸਰਬ ਜੁਗਤੇ ਅਸੀਂ ਪਾਠੇ ਦਾ ਜੋ ਕਰਾਇਆ ਸਾਨੂੰ ਸੈਭੰ ਸੈ ਦਾ ਅਰਥ ਸਵਯੰ ਸਵਯੰ ਭੂ ਇਹਦਾ ਅਰਥ ਹੋ ਗਿਆ ਜਿਹਨੂੰ ਕਿਸੇ ਨਹੀਂ ਬਣਾਇਆ ਉਹ ਆਪਣੇ ਆਪ ਹੀ ਹੈ ਕਿਸੇ ਨੇ ਬਣਾਇਆ ਉਹਨੂੰ ਫਿਰ ਬੇਨਤੀ ਸੁਣਿਓ ਗੁਰਮਖੋ ਇਸ ਅਰਥ ਨੂੰ ਸਵੈਮ ਭੂ ਸਹਿਭੰਗ ਇਹਦੇ ਅਰਥੇ ਨਹੀਂ ਭੰਗ ਦਾ ਅਰਥੇ ਨਹੀਂ ਕਰਨਾ ਖੰਡਨ ਕਰ ਦਿੰਦਾ ਸਵੈਮ ਭੂ ਉਹ ਆਪਣੇ ਆਪ ਹੀ ਹੈ ਜਿਹਨੂੰ ਗੁਰੂ ਸਾਹਿਬ ਨੇ ਕਿਹਾ ਆਪੀ ਨੇ ਆਪ ਸਾਜਿਓ ਆਪੀ ਨੇ ਰਚਿਓ ਨਉ ਤੈਨੂੰ ਕਿਸੇ ਨਹੀਂ ਬਣਾਇਆ ਤੂੰ ਆਪਣੇ ਆਪ ਹੈ ਕੋਈ ਨਹੀਂ ਤੇਰੇ ਬਾਰੇ ਜਾਣਦਾ हे ਗੁਰੂ ਨਾਨਕ ਸਾਹਿਬ ਜੀ ਬਖਸ਼ਿਸ਼ ਕੀਤੀ ਇਹਦੇ ਆ ਗੁਣ ਤੁਸੀਂ ਦਿੱਤੇ ਕਿ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਤੇ ਹੁਣ ਸਾਨੂੰ ਇੱਕ ਤਰੀਕਾ ਦੱਸੋ ਜਿਹੜਾ ਐਡਾ ਵੱਡਾ ਉਹਨੂੰ ਮਿਲ ਵੀ ਸਕਾਂਗੇ ਜਿਹੜੇ ਐਡੇ ਬਖਸ਼ਿਸ਼ ਭਰੇ ਬੋਲ ਕੇ ਇੱਕ ਓੰਕਾਰ ਬਾਰੇ ਗੁਰਮਖੋ ਯਾਦ ਰੱਖਿਓ ਇਸ ਗੱਲ ਨੂੰ ਕਦੀ ਭੁੱਲਿਓ ਨਾ ਜ਼ਿੰਦਗੀ 'ਚ ਗੁਰੂ ਜੀ ਨੇ ਇੱਥੇ ਨਹੀਂ ਕਿਹਾ ਤੂੰ ਜਪ ਇੱਥੇ ਨਹੀਂ ਕਿਹਾ ਜਪ ਇੱਥੇ ਨਹੀਂ ਕਿਹਾ ਤੂੰ ਨਾਮ ਕਰ ਓਏ ਉਹ ਬਾਣੀ ਪੜ ਓਏ ਗੁਰੂ ਸਾਹਿਬ ਨੇ ਇੰਨੇ ਗੁਣ ਸਹਿਭੰਗ ਤੱਕ ਉਹਦੇ ਗੁਣ ਨੇ ਅੱਗੇ ਮੇਰੇ ਮੁਰਸ਼ਿਦ ਨੇ ਕਿਹਾ ਗੁਰ ਪ੍ਰਸਾਦ ਪੱਪੇ ਦੇ ਪੈਰ ਚ ਰਾਰਾ ਜੀ ਹਾਂ ਪੂਰਾ ਰਾਰਾ ਵੀ ਹੁੰਦਾ ਪ੍ਰਸਾਦੀ ਵੀ ਹੁੰਦਾ ਪ੍ਰਸਾਦ ਤੇ ਗੁਰਮਖੋ ਇਹਨੂੰ ਕਦੀ ਵੀ ਪ੍ਰਸ਼ਾਦ ਨਹੀਂ ਬੋਲਣਾ ਚਲੋ ਆਪ ਸੰਥਿਆ ਕਰਨ ਵਾਲੇ ਤਾਂ ਬੈਠੇ ਹੋ ਕਈ ਸੱਜਣਾਂ ਨੂੰ ਨਹੀਂ ਪਤਾ ਹੁੰਦਾ ਜੇ ਅਸੀਂ ਸੱਸੇ ਦੇ ਪੈਰ 'ਚ ਬਿੰਦੀ ਲਾ ਦਿੱਤੀ ਨਾ ਬਿਲਕੁਲ ਅਨਰਥ ਹੋ ਜਾਣੇ ਨੇ ਪ੍ਰਸ਼ਾਦ ਦਾ ਅਰਥ ਦੇਗ ਪ੍ਰਸ਼ਾਦਾ ਛਕਣ ਵਾਲਾ ਤੇ ਇੱਥੇ ਪ੍ਰਸਾਦ ਦਾ ਅਰਥ ਹੈ ਗ੍ਰੇਸ ਕਿਰਪਾ ਅਨੁਗ੍ਰਹਿ ਦਿਆਲਤਾ ਮਹਾਰਾਜ ਨੇ ਏਡੀ ਵੱਡੀ ਬਖਸ਼ਿਸ਼ ਕਰਤੀ ਸਾਡੇ ਤੇ ਕਹਿੰਦੇ ਨੇ ਇਹ ਜਿਹਦੇ ਗੁਣ ਮੈਂ ਤੈਨੂੰ ਦੱਸੇ ਨੇ ਤੇਰੀ ਸਾਧਨਾ ਨਾਲ ਨਹੀਂ ਤੇਰੇ ਗੁਣਾ ਨਾਲ ਨਹੀਂ ਤੇਰੀ ਲਿਆਕਤ ਨਾਲ ਨਹੀਂ ਜੇ ਉਹਦੀ ਪ੍ਰਾਪਤੀ ਹੋਣੀ ਹੈ ਤੇ ਗੁਰ ਪ੍ਰਸਾਦ ਪੂਰੇ ਗੁਰੂ ਦੀ ਕਿਰਪਾ ਨਾਲ ਹੋਵੇਗੀ ਗੁਰ ਪ੍ਰਸਾਦ ਉਹਦੀ ਮਿਹਰ ਹੋਵੇ ਤਾਂ ਇੱਥੇ ਥੋੜੇ ਜੇ ਅਰਥ ਗੁਰ ਪ੍ਰਸਾਦ ਉਂਝੇ ਵੀ ਹੁੰਦਾ ਏਕ ਓੰਕਾਰ ਸਤਗੁਰ ਪ੍ਰਸਾਦ ਮੈਂ ਹੁਣ ਇੱਕ ਬੇਨਤੀ ਕੀਤੀ ਸੀ ਵੀ ਗੁਰੂ ਗ੍ਰੰਥ ਸਾਹਿਬ ਵਿੱਚ 523 24 ਵਾਰ ਆਇਆ ਏਕ ਓੰਕਾਰ ਸਤਗੁਰ ਪ੍ਰਸਾਦ ਇੱਕ ਛੋਟੀ ਸਾਖੀ ਸਿਰ ਮੈਂ ਕਹਿ ਦੇਣਾ ਜਿਹੜਾ ਗੁਰ ਪ੍ਰਸਾਦ ਹੈ ਨਾ ਇਹ ਬੜੀ ਵੱਡੀ ਅੱਜ ਵੀ ਅਸੀਂ ਬੈਠੇ ਗੱਲ ਕਰ ਰਹੇ ਸੀ ਪਤਾ ਨਹੀਂ ਕਿੱਥੇ ਕਿਤੇ ਟਿਕੇ ਸਾਂ ਤੇ ਮੈਂ ਇੱਕੋ ਬੇਨਤੀ ਕੀਤੀ ਜੀ ਗੁਰੂ ਗ੍ਰੰਥ ਸਾਹਿਬ ਤੋਂ ਸਿਰਫ ਪ੍ਰਸਾਦ ਹੀ ਮੰਗੋ ਰੱਬ ਤੋਂ ਕਿਰਪਾ ਹੀ ਮੰਗੀਏ ਕਿਉਂਕਿ ਕਿਰਪਾ ਕਦੀ ਬੰਦੇ ਦੇ ਅੰਦਰ ਦੇ ਜੀਵਨ ਨੂੰ ਨਹੀਂ ਦੇਖਦੀ ਨਾ ਉਹ ਗੁਣ ਦੇਖਦੀ ਹੈ ਨਾ ਉਹ ਗੁਣ ਦੇਖਦੀ ਹੈ ਹੁਣ ਤੁਸੀਂ ਦੇਖੋ ਸਰੀਰ ਇੰਨਾ ਭਰਿਆ ਔਗਣਾਂ ਨਾਲ ਜਿੰਦਾ ਸਮੁੰਦਰ ਦਾ ਪਾਣੀ ਤੇ ਗੁਰੂ ਜੀ ਕਹਿੰਦੇ ਆ ਇਹ ਗੁਣਾ ਨਾਲ ਨਹੀਂ ਛੁੱਟਣਾ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ ਅੱਗੇ ਕੀ ਹੈ ਦਇਆ ਕਰੋ ਕਿਉਂਕਿ ਦਇਆ ਸਮੁੰਦਰ ਜਿਨੇ ਔਗਣ ਵੀ ਨਹੀਂ ਦੇਖਦੀ ਦਇਆ ਕਰੋ ਕਿਛ ਮੇਰ ਉਪਾਵੋ ਫਿਰ ਕਿਰਪਾ ਆ ਗਈ ਮੇਰ ਉਪਾਵੋ ਡੁੱਬਦੇ ਪੱਥਰ ਤਾਰੇ ਇਹ ਕਹਿ ਦੇਣਾ ਕਿ ਜਿਵੇਂ ਮਿੱਟੀ ਦੇ ਬੁੱਤ ਨੂੰ ਜਿੰਨਾ ਪਾਣੀ ਨਾਲ ਧੋਵੋ ਮਿੱਟੀ ਹੀ ਨਿਕਲੇਗੀ ਪਰ ਮਹਾਰਾਜ ਫਿਰ ਕਹਿੰਦੇ ਆ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਅਵਗਨ ਨਾ ਵਿਚਾਰੋ ਮੈਂ ਆਪ ਨੂੰ ਬੇਨਤੀ ਕਰਾਂ ਆ ਜਿਹੜਾ ਗੁਰ ਸ਼ਬਦ ਹੈ ਇੱਥੇ ਸਵੈਸੇ ਗੁਰੂ ਲਫ਼ਜ਼ ਜਿਹੜਾ ਹੈ ਸੰਸਕ੍ਰਿਤ ਦਾ ਲਫ਼ਜ਼ ਹੈ ਗ੍ਰੀ ਧਾਤੂ ਚੋਂ ਬਣਿਆ ਇਹ ਦੋ ਅੱਖਰ ਨੇ ਗੋ ਦਾ ਅਰਥ ਹੈ ਹਨੇਰਾ ਤੇ ਰੂਹ ਦਾ ਅਰਥ ਕਰਦੇ ਆ ਚਾਨਣ ਗੁਰੂ ਉਹ ਜੋ ਅਗਿਆਨਤਾ ਦਾ ਹਨੇਰਾ ਮਿਟਾ ਕੇ ਪ੍ਰਕਾਸ਼ ਕਰਦਾ ਇੱਥੇ ਮਹਾਰਾਜ ਕਹਿੰਦੇ ਆ ਗੁਰ ਪ੍ਰਸਾਦ ਗੁਰ ਪ੍ਰਸਾਦ ਅਰਥ ਹੈ ਗੁਰੂ ਦੀ ਕਿਰਪਾ ਇੱਕ ਸਵਾਲ ਤੇ ਫਿਰ ਉੱਠੇਗਾ ਗੁਰੂ ਨਾਨਕ ਸਾਹਿਬ ਦਾ ਗੁਰੂ ਕੌਣ ਉੰਜ ਪਹਿਲੇ ਸ਼ਬਦ ਚ ਮਾਰੇ ਨੇ ਕਹੇ ਹਰ ਬਿਨ ਜੀਓ ਜਲ ਬਲ ਜਾਓ ਸ੍ਰੀ ਰਾਗ ਦਾ ਪਹਿਲਾ ਸ਼ਬਦ ਰਹਾਉ ਦੀਆਂ ਤੁਕਾਂ ਹਰ ਬਿਨ ਜੀਓ ਜਲ ਬਲ ਜਾਓ ਮੈਂ ਆਪਣਾ ਗੁਰ ਪੂਛ ਦੇਖਿਆ ਅਵਰ ਨਾਹੀ ਥਾਉ ਕਿਹੜਾ ਗੁਰੂ ਤਤ ਨਰੰਜਨ ਜੋਤ ਸਬਾਈ ਸੋਂਗ ਭੇਦ ਨਾ ਪਾਈ ਜੀਓ ਮੈਂ ਬੇਨਤੀ ਕਰਾਂ ਸੰਗ ਭੇਦਨਾ ਕੋਈ ਜੀਉ ਅਪਰੰਪਰ ਪਾਰ ਬ੍ਰਹਮ ਪਰਮੇਸ਼ਰ ਨਾਨਕ ਗੁਰ ਮਿਲਿਆ ਸੋਈ ਜੀਉ ਅਪਰੰਪਰ ਪਾਰ ਬ੍ਰਹਮ ਪਰਮੇਸ਼ਰ ਹੈ ਗੁਰੂ ਜਾਂ ਸ਼ਬਦ ਅਗਲਾ ਕਹਿ ਦਿੱਤਾ ਸ਼ਬਦ ਗੁਰੂ ਸੁਰ ਤੁਨ ਚੇਲਾ ਮਹਾਰਾਜ ਕਹਿੰਦੇ ਨੇ ਅੱਜ ਜਿਹਦੇ ਤੈਨੂੰ ਗੁਣ ਦੱਸੇ ਆ ਉਹ ਗੁਰ ਪ੍ਰਸਾਦ ਇੱਕ ਉਦਾਹਰਨ ਮੈਂ ਇੱਕ ਵਾਰ ਦਿੱਤੀ ਸੀ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨਾ ਜੀ ਇਹ ਆਨੰਦਪੁਰ ਸਾਹਿਬ ਬੜੇ ਚੋਜ ਕੀਤੇ ਹਾਸ ਰਸ ਬਹੁਤ ਮਹਾਰਾਜ ਕਰਦੇ ਸਨ ਸਮਝਾਉਣ ਲਈ ਤੇ ਇੱਕ ਵਾਰੀ ਕੀ ਹੋਇਆ ਸਤਿਗੁਰੂ ਤਬੇਲੇ 'ਚ ਗਏ ਤੇ ਹਜ਼ੂਰ ਦੇ ਘੋੜਿਆਂ ਦੀ ਜਿਹੜੀ ਸੇਵਾ ਕਰਦੇ ਸਨ ਭਾਈ ਧੰਨਾ ਸਿੰਘ ਜੀ ਪਿੰਡ ਉਹਨਾਂ ਦਾ ਨਿਸ਼ਾਇਰਾ ਪਨਵਾ ਭਾਈ ਧੰਨਾ ਸਿੰਘ ਜੀ ਘੋੜਾ ਤਿਆਰ ਕਰਕੇ ਰੱਖਿਆ ਤੇ ਚਲੋ ਸਿੱਖ ਨਾਲ ਸੰਤ ਤੇ ਗੁਰਦੇਵ ਨੇ ਖਲੋ ਕੇ ਕਿਹਾ ਚਰਨ ਜੋੜਾ ਬੜਾ ਸੋਹਣਾ ਰਕਾਬ ਵਿੱਚ ਟਿਕਾਣ ਤੋਂ ਪਹਿਲਾਂ ਕਹਿੰਦੇ ਨੇ ਖਾਲਸਾ ਜੀ ਸਿੱਖੋ ਜਿੰਨੀ ਦੇਰ ਚੱਕ ਮੈਂ ਆਪਣਾ ਪੈਰ ਰਕਾਬ ਵਿੱਚ ਰੱਖਣਾ ਇੰਨੇ ਟਾਈਮ ਵਿੱਚ ਕੋਈ ਗੁਰੂ ਗ੍ਰੰਥ ਸਾਹਿਬ ਦੇ ਅਰਥ ਕਰੋ ਕੋਈ ਕਰੋ ਅਰਥ ਸਭ ਚੁੱਪ ਕਰ ਗਏ ਜਦੋਂ ਫਿਰ ਕਿਹਾ ਕੋਈ ਅਰਥ ਕਰੋ ਕਹਿੰਦੇ ਨੇ ਸਤਿਗੁਰੂ ਦੇ ਕੋਲ ਇੱਕ ਬਹੁਤ ਭਾਵਨਾ ਵਾਲਾ ਨਿਮਰਤਾ ਨਿਮਾਣਾ ਜਾਂ ਸਿੱਖ ਕਹਿੰਦਾ ਮਹਾਰਾਜ ਆਪ ਚਰਨ ਟਿਕਾਓ ਅਰਥ ਮੈਂ ਕਰਾਂਗਾ ਪਰ ਕਿਰਪਾ ਤੁਹਾਡੀ ਹੋਵੇਗੀ ਜਦੋਂ ਸਤਿਗੁਰਾਂ ਨੇ ਚਰਨ ਟਿਕਾਏ ਉਹਨੇ ਇੰਨੀ ਦੇਰ ਤੱਕ ਕਹਿਤਾ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਨੂੰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦਾ ਅਰਥ ਹੈ ਏਕ ਓੰਕਾਰ ਸਤਿਗੁਰ ਪ੍ਰਸਾਦ ਮਹਾਰਾਜ ਨਾਲੇ ਘੋੜੇ ਤੇ ਚੜ ਗਏ ਤੇ ਨਾਲੇ ਕਹਿੰਦੇ ਸਿੱਖਾ ਨਿਖਾਲ ਨਿਖਾਲ ਨਿਖਾਲ ਹੁਣ ਜਿਹੜੇ ਵਿਦਵਾਨ ਨੇ ਪੜ੍ਹੇ ਲਿਖੇ ਸਨ ਸਮੱਸਿਆ ਖੜੀ ਹੋ ਗਈ ਵੀ ਅਸੀਂ ਤੇ ਮਰ ਗਿਆ ਪੜ ਪੜ ਕੇ ਤੇ ਅਰਥ ਇੰਨੇ ਚਰਚ ਤੇ ਉਹ ਕਹਿੰਦੇ ਨੇ ਮਹਾਰਾਜ ਗੁਰੂ ਗ੍ਰੰਥ ਸਾਹਿਬ ਤੋਂ ਇਤਨਾ ਪੜਾ ਮਹਾਰਾਜ ਕਹਿੰਦੇ ਆ ਅਸਲ ਅਰਥ ਇਹ ਹੀ ਨੇ ਕਿ ਰੱਬ ਇੱਕ ਹੈ ਸਰਬ ਵਿਆਪਕ ਹੈ ਮਿਲਣਾ ਸਤਿਗੁਰੂ ਦੀ ਕਿਰਪਾ ਨਾਲ ਬਾਕੀ ਤੋਂ ਇਸ ਦਾ ਪਰਮਾਰਥ ਹੈ ਬਾਕੀ ਤਾਂ ਇਹਦਾ ਪਰਮਾਰਥ ਹੈ ਮੈਂ ਬੇਨਤੀ ਕਰਾਂਗਾ ਗੁਰ ਪ੍ਰਸਾਦ ਗੁਰੂ ਦੀ ਕਿਰਪਾ ਤੇ ਗੁਰੂ ਗ੍ਰੰਥ ਸਾਹਿਬ ਵਿੱਚ ਬੜੇ ਬਚਨ ਐਸੇ ਨੇ ਕਿ ਗੁਰ ਪ੍ਰਸਾਦ ਜਦੋਂ ਵਰਦਾ ਸਤਿਗੁਰੂ ਹੋਏ ਦਇਆਲਤਾ ਸਰਦਾ ਆ ਗੁਰ ਪ੍ਰਸਾਦ ਹੈ ਸਤਗੁਰ ਹੋਏ ਦਿਆਲ ਤਾਂ ਸ਼ਰਧਾ ਪੂਰੀ ਹੈ ਸਤਗੁਰ ਹੋਏ ਦਿਆਲ ਨਾ ਕਬੂ ਝੂਰੀ ਹੈ ਸਤਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਐ ਸਤਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਐ ਸਤਗੁਰ ਹੋਏ ਦਿਆਲ ਤਾਂ ਜਮ ਕਾ ਡਰ ਕੇ ਆ ਸਤਗੁਰ ਹੋਏ ਦਿਆਲ ਤਾਂ ਸਦ ਹੀ ਸੁਖ ਦੇਹਾ ਸਤਗੁਰ ਹੋਏ ਦਿਆਲ ਤਾਂ ਨਵਨਿਤ ਪਾਈਐ ਸਤਗੁਰ ਹੋਏ ਦਿਆਲ ਤਾਂ ਸੱਚ ਸਮਾਈਏ ਕੁੰਕਾਰ ਸਮਾ ਮਹਾਰਾਜ ਨੇ ਸ਼ਬਦ ਵਰਤੇ ਸਤਗੁਰ ਸਿੱਖ ਕੀ ਕਰੈ ਪ੍ਰਤਪਾਲ ਆ ਗੁਰ ਪ੍ਰਸਾਦ ਹੈ ਸਤਗੁਰ ਸਿੱਖ ਕੀ ਕਰੈ ਪ੍ਰਤਪਾਲ ਸੇਵਕ ਕੋ ਗੁਰ ਸਦਾ ਦਿਆਲ ਸਿੱਖ ਕੀ ਗੁਰ ਦੁਰਮਤ ਮਲ ਗਿਰੈ ਗੁਰ ਬਚਨੀ ਖਰ ਨਾਮ ਉਚਰੈ ਸਤਗੁਰ ਸਿੱਖ ਕੇ ਬੰਧਨ ਕਾਟੈ ਗੁਰ ਕਾ ਸਿੱਖ ਬੇਕਾਰ ਤੇ ਹਟੈ ਤੇ ਨਾਮ ਵੀ ਕਿਰਪਾ ਵਿੱਚ ਹੀ ਆਉਂਦਾ ਸਤਗੁਰ ਸਿੱਖ ਕੋ ਨਾਮ ਤਨ ਦੇ ਗੁਰ ਕਾ ਸਿੱਖ ਵਡਭਾਗੀ ਹੈ ਸਤਗੁਰ ਸਿੱਖ ਕਾ ਹਾਲਤ ਪਲਤ ਸਵਾਰ ਹੈ ਨਾਨਕ ਸਤਗੁਰ ਸਿੱਖ ਕੋ ਜੀ ਨਾਲ ਸਮਾਰੇ ਮੈਂ ਬੇਨਤੀ ਕਰਾਂ ਗੁਰ ਪ੍ਰਸਾਦ ਗੁਰੂ ਕਿਰਪਾ ਤੇ ਇਹ ਵੀ ਸੱਚ ਉਹ ਪਿਛਲੇ ਦਿਨ ਮੈਂ ਕਿਹਾ ਬਾਬਾ ਫਰੀਦ ਜੀ ਦਾ ਇੱਕ ਬਚਨ ਕਹੇ ਮੈਂ ਜਾਣਿਆ ਵਡਹੰਸ ਹੈ ਇਹ ਦੋਵਰੀ ਬਚਨ ਹੁੰਦਾ ਜੀ ਵਡਹੰਸ ਰਾਗ ਵਿੱਚ ਵੀ ਮੈਂ ਜਾਣਿਆ ਵਡਹੰਸ ਹੈ ਤਾਂ ਮੈਂ ਕੀਤਾ ਸੰਗ ਮੈਨੂੰ ਕੀ ਪਤਾ ਸੀ ਇਹ ਇੱਕ ਕਾਲਾ ਕਾਂ ਨਿਕਲਣਾ ਬਗਲਾ ਕੇ ਚੰਗਾ ਸਮਝ ਕੇ ਮੈਂ ਨੇੜੇ ਲੱਗ ਗਈ ਚੰਗਾ ਸਮਝ ਕੇ ਮੈਂ ਇਹਦੀ ਸੰਗਤ ਕੀਤੀ ਮੈਂ ਜਾਣਿਆ ਵਡਖੰਸ ਹੈ ਤਾਂ ਮੈਂ ਕੀਤਾ ਸੰਗ ਜੇ ਜਾਣਾ ਬਗ ਬਪੜਾ ਤਾਂ ਜਨਮ ਨਾ ਭੇੜੀ ਅੰਗ ਮੈਨੂੰ ਪਤਾ ਹੁੰਦਾ ਹੈ ਬਗਲਾ ਮੈਂ ਕਿਉਂ ਨੇੜੇ ਲੱਗਦੀ ਅੱਗੇ ਮਹਾਰਾਜ ਕਹਿੰਦੇ ਆ ਮਹੱਲਾ ਪਹਿਲਾ ਕਿਆ ਹੰਸ ਕਿਆ ਬਗਲਾ ਜਾਂ ਕੋ ਨਦਰ ਕਰੇ ਜੋ ਤਿਸ ਭਾਵੈ ਨਾਨਕਾ ਕਾਗੋਂ ਹੰਸ ਕਰੇ ਇਹ ਗੁਰ ਪ੍ਰਸਾਦ ਹੈ ਕੱਚੋ ਕੰਚਨ ਭਇਓ ਸ਼ਬਦ ਗੁਰ ਸਰਵਣੇ ਸੁਣਿਓ ਬਿਖਤੇ ਅੰਮ੍ਰਿਤ ਖੋਇਓ ਨਾਮ ਸਤਗੁਰ ਮੁਖ ਭਣਿਓ ਲੋਇਓ ਖੋਇਓ ਲਾਲ ਨਦਰ ਸਤਗੁਰ ਜਦ ਧਾਰੈ ਗੁਰ ਪ੍ਰਸਾਦ ਮਹਾਰਾਜ ਨੇ ਇੱਕੋ ਗੱਲ ਮਕਾਈ ਵੀ ਖਾਲਸਾ ਜੀ ਸਿੱਖਾਂ ਨੂੰ ਸਾਨੂੰ ਸਭ ਨੂੰ ਗੁਰ ਪ੍ਰਸਾਦ ਹੁਣ ਇਸ ਤੋਂ ਅੱਗੇ ਮਹਾਰਾਜ ਇਹ ਗੁਰ ਪ੍ਰਸਾਦ ਤਾਂ ਕਹਿ ਦਿੱਤਾ ਇਹਦੇ ਚ ਕੋਈ ਸਾਧਨਾ ਨਹੀਂ ਦੱਸੀ ਜੀ ਸਾਧਨਾ ਸਮਝ ਕੇ ਪ੍ਰੈਕਟਿਸ ਨਹੀਂ ਦੱਸੀ ਅਭਿਆਸ ਨਹੀਂ ਦੱਸਿਆ ਤੁਸੀਂ ਕੀ ਕਰੋ ਬਸ ਇੱਕ ਦੇ ਗੁਣ ਗਾਈ ਗਏ ਮਹਾਰਾਜ ਸਾਨੂੰ ਪ੍ਰੈਕਟਿਸ ਦੱਸੋ ਕਿ ਲੱਗੇ ਹੁਣ ਜਪ ਫਿਰ ਬੇਨਤੀ ਇਸ ਦਾ ਵੈਸੇ ਵਿਦਵਾਨ ਕਹਿੰਦੇ ਆ ਜਪ ਇਹ ਬਾਣੀ ਦਾ ਸਰਲੇਖ ਹੈ ਪਰ ਗੁਰਮੁਖ ਜਪਣ ਵਾਲੇ ਕਹਿੰਦੇ ਨੇ ਮਹਾਰਾਜ ਜੀ ਨੂੰ ਕਹਿੰਦੇ ਆ ਤੂੰ ਜਪ ਤੂੰ ਸਿਮਰਨ ਕਰ ਜਪ ਜਪ ਦਾ ਅਰਥ ਹੁੰਦਾ ਹੈ ਕਿ ਕਿਸੇ ਸ਼ਬਦ ਨੂੰ ਵਾਰ-ਵਾਰ ਰਟਨ ਕਰਨਾ ਉਂਝ ਗੁਰਬਾਣੀ ਵਿੱਚ ਜਪ ਬੜੇ ਤਰ੍ਹਾਂ ਦਾ ਹੈ ਜਪਜੀ ਸਾਹਿਬ ਇੱਕੋ ਹੀ ਹੈ ਹੁਣ ਜਪ ਦਾ ਸਬੰਧ ਮੂੰਹ ਨਾਲ ਵੀ ਹੈ ਜਪ ਦਾ ਸਬੰਧ ਮਨ ਨਾਲ ਵੀ ਹੈ ਜਪ ਦਾ ਸਬੰਧ ਬੰਦੇ ਦੇ ਸਰੀਰ ਦੇ ਵਾਲਾਂ ਨਾਲ ਰੋਮਾਂ ਨਾਲ ਵੀ ਹੈ ਅਸੀਂ ਅਸੀਂ ਜਦੋਂ ਪਾਠ ਕਰਨੇ ਆ ਰਸਨਾ ਜਪੀਏ ਏਕ ਨਾਮ ਇਹਦਾ ਸਬੰਧ ਜੀਵ ਨਾਲ ਜਦੋਂ ਅਸੀਂ ਪਾਠ ਕਰਨੇ ਆ ਗੁਰਮੁਖ ਰੋਮ ਰੋਮ ਹਰ ਧਿਆਵੈ ਇਹ ਇਹਦਾ ਰੋਮ ਰੋਮ ਨਾਲ ਜਦੋਂ ਪਾਠ ਕਰਨੇ ਆ ਬਿਨ ਜੇਵਾ ਜੋ ਜਪੈ ਖਿਆਏ ਇਹਦਾ ਮਤਲਬ ਹੋ ਗਿਆ ਤੂੰ ਜਪ ਪਿਆਰਿਆ ਉਹਨੂੰ ਕਿਸ ਨੂੰ ਜੀ ਮੈਂ ਅੱਜ ਥੋੜੇ ਜਿਹਾ ਅਖਰੀ ਅਰਥ ਕਰ ਜਾਣਾ ਫਿਰ ਅਸੀਂ ਆਪਾਂ ਡਿਟੇਲ ਨਾਲ ਇਹਨੂੰ ਦੇਖਾਂਗੇ ਜਪ ਮਹਾਰਾਜ ਕਿਸ ਨੂੰ ਆਦ ਸੱਚ ਫਿਰ ਬੇਨਤੀ ਇਹ ਸਮਝੋ ਕਿ ਉੱਪਰ ਵਾਲਾ ਜਿਹੜਾ ਸਤਨਾਮ ਅਕਾਲ ਮੂਰਤ ਹੈ ਨਾ ਇਹ ਉਹਦਾ ਉਹਦੇ ਅਰਥ ਕਰ ਰਿਹਾ ਸ਼ਲੋਕ ਆਦ ਸੱਚ ਆਦ ਦਾ ਲਫ਼ਜ਼ੀ ਅਰਥ ਮੁੱਢ ਆਰੰਭ ਸ਼ੁਰੂਆਤ ਹੁਣ ਇਹਦੇ ਅਰਥ ਜਦੋਂ ਗੁਰਮੁਖ ਕਰਦੇ ਆ ਇਹ ਅਰਥ ਨਹੀਂ ਕਰਾਂਗੇ ਕਿ ਆਦ ਸੱਚ ਦਾ ਅਰਥ ਹੈ ਰੱਬ ਆਦ ਤੋਂ ਸੱਚਾ ਹੈ ਪਰਮਾਤਮਾ ਆਪਣੇ ਆਦ ਤੋਂ ਸੱਚਾ ਇਹ ਨਹੀਂ ਹੋਣਗੇ ਕਿਉਂਕਿ ਕੁਦਰਤ ਦਾ ਨੇਮ ਹੈ ਜਿਹਦਾ ਆਦ ਬੰਨਣਾ ਉਹਦਾ ਅੰਤ ਜ਼ਰੂਰ ਹੋਣਾ ਹੈ ਇਹ ਕੋਈ ਰੋਕ ਹੀ ਨਹੀਂ ਸਕਦਾ ਆਦ ਸੱਚ ਸੱਚ ਦਾ ਅਰਥ ਵੈਗੁਰੂ ਏਕ ਓੰਕਾਰ ਆਦ ਦਾ ਅਰਥ ਜਦੋਂ ਕੁਝ ਵੀ ਨਹੀਂ ਰਚਿਆ ਜਿਹਨੂੰ ਮਹਾਰਾਜ ਕਹਿੰਦੇ ਆ ਅਰਬਦ ਨਰਬਦ ਧੁੰਦੂ ਕਾਰਾ ਧਰਨ ਗਗਨਾ ਹੁਕਮ ਅਪਾਰਾ ਨਾ ਦਿਨ ਰਹਿਣ ਚੰਦ ਨਾ ਸੂਰਜ ਸੁਨ ਸਮਾਦ ਲਗਾਏ ਦਾ ਸ੍ਰਿਸ਼ਟੀ ਦੇ ਆਦ ਤੋਂ ਪਹਿਲਾਂ ਵੀ ਜਿਹੜਾ ਮੌਜੂਦ ਹੈ ਤੂੰ ਉਹਨੂੰ ਜਪ ਜਿਹੜਾ ਸਭ ਤੋਂ ਪਹਿਲਾਂ ਪਿਆ ਹੋਇਆ ਹੈ ਹੁਣ ਇੱਥੇ ਰੱਬ ਦਾ ਆਦ ਨਹੀਂ ਜੇ ਉਹਦਾ ਆਦ ਕਰਾਂਗੇ ਪਰ ਇੱਕ ਪਾਠ ਜ਼ਿਕਰ ਨੇ ਆਦ ਅੰਤ ਏਕ ਹੈ ਅਵਤਾਰਾ ਸੋਈ ਗੁਰੂ ਸਮਝਿਓ ਮਾਰਾ ਉਹਦਾ ਆਦਮ ਦਾ ਅਰਥ ਹੈ ਸਾਡੇ ਆਦ ਵਿੱਚ ਵੀ ਉਹਨੇ ਰੱਖਿਆ ਸਾਡੇ ਅੰਤ ਵਿੱਚ ਵੀ ਉਹਨੇ ਰੱਖਣਾ ਜਿਹਨੂੰ ਆਪ ਪੜਦੇ ਹੋ ਆਦ ਪੂਰਨ ਮਦ ਪੂਰਨ ਅੰਤ ਪੂਰਨ ਪਰਮੇਸ਼ਰ ਹੈ ਆਦ ਸੱਚ ਸ੍ਰਿਸ਼ਟੀ ਦੇ ਮੁੱਢ ਤੋਂ ਜਦੋਂ ਸ੍ਰਿਸ਼ਟੀ ਨਹੀਂ ਬਣੀ ਉਹ ਪਹਿਲਾਂ ਵੀ ਉਸ ਤੋਂ ਪਹਿਲਾਂ ਵੀ ਮੌਜੂਦ ਹੈ ਸੱਚ ਹੈ ਤੇ ਅੱਗੇ ਸ਼ਬਦ ਆ ਗਿਆ ਜੁਗਾਦ ਇਹ ਦੋ ਪਾਠ ਨੇ ਜੀ ਜੁਗ ਆਦ ਜੁਗ ਦਾ ਅਰਥ ਹੈ ਟਾਈਮ ਆਦ ਦਾ ਅਰਥ ਹੈ ਮੁੱਢ ਜੁਗ ਆਦ ਦਾ ਅਰਥ ਹੋ ਗਿਆ ਜਿਹੜਾ ਟਾਈਮ ਤੋਂ ਪਹਿਲਾਂ ਵੀ ਸੱਚ ਹੈ ਫਿਰ ਬੇਨਤੀ ਸੁਣਿਓ ਟਾਈਮ ਤਾਂ ਤਾਂ ਬਣਿਆ ਆ ਸੂਰਜ ਆਇਆ ਵਿਸਵੇ ਚਸਿਆਂ ਘੜੀਆਂ ਪਹਿਰਾਂ ਥਿੱਤੀ ਵਾਰੀ ਮਾਂ ਹੋਵਾ ਸੂਰਜ ਏਕੋ ਰੁਕ ਰੁੱਤ ਅਨੇਕ ਨਾਨਕ ਕਰਤੇ ਕੇ ਇਹ ਜਿਹੜੇ ਵੇਸ਼ ਬਣਾਇਓ ਤਾਂ ਪਹਿਲਾਂ ਹੀ ਬੈਠਾ ਹੋਇਆ ਉਹਨੇ ਵੇਸ਼ ਬਣਾਇਆ ਨਾ ਜੁਗਾ ਦਾ ਅਰਥ ਹੈ ਜੁਗ ਦਾ ਆਦ ਸਮੇਂ ਦਾ ਆਦ ਜਿਹੜਾ ਸੱਚ ਦੁਗ ਤੋਂ ਵੀ ਪਹਿਲਾਂ ਹੈ ਆਦ ਸੱਚ ਜੁਗਾਦ ਸੱਚ ਤੇ ਉਹ ਸੱਚ ਕਦੀ ਪੁਰਾਣਾ ਨਹੀਂ ਹੁੰਦਾ ਸੱਚ ਪੁਰਾਣਾ ਹੋਵੇ ਨਹੀਂ ਸੀਤਾ ਕਦੇ ਨਾ ਪਾਟੇ ਉਹ ਸੱਚ ਪੁਰਾਣਾ ਨਾ ਥੀਆ ਚਲੋ ਸ਼ਬਦ ਆਪਾਂ ਪਾਣੇ ਹੁਣ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਜਿਹੜਾ ਏਕ ਓੰਕਾਰ ਗੁਰੂ ਨਾਨਕ ਸਾਹਿਬ ਵੇਲੇ ਸੀ ਅੱਜ ਵੀ ਹੈ ਹੁਣ ਆਪਾਂ ਕਈ ਵਾਰੀ ਕਹਿ ਦੇਣਾ ਨਹੀਂ ਬਾਬਾ ਬਾਬਾ ਜੀ ਦੇ ਵੇਲੇ ਬਹੁਤ ਚੰਗਾ ਸੀ ਮੈਂ ਇੱਕ ਬੇਨਤੀ ਕਰਾਂ ਕੰਮ ਉਦੋਂ ਵੀ ਇਹੀ ਸੀ ਚੰਗਾ ਮੰਦਾ ਕੋਈ ਨਹੀਂ ਸੀ ਜਿਹਨਾਂ ਤੱਤੀ ਤਵੀ ਤੇ ਬਿਠਾ ਤੋ ਚੰਗੇ ਸਨ ਇਹ ਰਚਨਾ ਚ ਚੱਲ ਰਿਹਾ ਹੈ ਗੁਰੂ ਜੀ ਕਹਿੰਦੇ ਆ ਜਿਹੜਾ ਮੁੱਢ ਤੋਂ ਸੱਚ ਹੈ ਜਿਹੜਾ ਟਾਈਮ ਤੋਂ ਪਹਿਲਾਂ ਸੱਚ ਹੈ ਉਹ ਅੱਜ ਵੀ ਸੱਚ ਹੈ ਪਰ ਪ੍ਰੈਜੈਂਟ ਵੀ ਉਹਨੂੰ ਟਾਈਮ 'ਚ ਨਾ ਬੰਨੀ ਉਹ ਟਾਈਮ 'ਚ ਵੱਜਦੇ ਹੀ ਨਹੀਂ ਤੇ ਗੁਰੂ ਸਾਹਿਬ ਨੇ ਇੱਥੇ ਫਿਰ ਆਪਣਾ ਸ਼ਬਦ ਵਰਤਿਆ ਨਾਨਕ ਹੋਸੀ ਪੀ ਸੱਚ ਜਿਹਦਾ ਭਵਿੱਖ ਟਾਈਮ ਹੈ ਉਦੋਂ ਵੀ ਉਹ ਸੱਚ ਹੋਵੇਗਾ ਮੇਰੇ ਕਹਿਣ ਤੋਂ ਮੁਰਾਦ ਅਸੀਂ ਜਪ ਸ਼ੁਰੂ ਕਰ ਦਿੱਤਾ ਅੱਜ ਗੁਰੂ ਸਾਹਿਬ ਮੇਰ ਕਰਨ ਕੱਲ ਤੋਂ ਆਪਾਂ ਇੱਕ ਤਾਂ ਇਸ ਜਪ ਬਾਰੇ ਮੈਂ ਜ਼ਰੂਰ ਬੇਨਤੀ ਕਰਨੀ ਹੈ ਕਿਉਂਕਿ ਜਪ ਦੀਆਂ ਕੁਝ ਜਪਣਾ ਹੈ ਨਾ ਜੀ ਜੀ ਇਹਦੇ ਲਈ ਕੁਝ ਸਰੀਰਕ ਬੰਦਸ਼ਾਂ ਨੇ ਉਹ ਬਹੁਤ ਜ਼ਰੂਰੀ ਨੇ ਕੁਝ ਜਪਨ ਦੀਆਂ ਵੱਖ-ਵੱਖ ਅਵਸਥਾਵਾਂ ਨੇ ਪਰ ਇਹ ਸਭ ਕੁਝ ਕਹਿਣ ਦੇ ਬਾਵਜੂਦ ਵੀ ਗੁਰਪ੍ਰਸਾਦ ਨਹੀਂ ਭੁੱਲਣਾ ਗੁਰਪ੍ਰਸਾਦ ਕੱਲ ਨੂੰ ਅਸੀਂ ਅੱਗੇ ਦੋ ਪੌੜੀਆਂ ਮੈਂ ਯਤਨ ਕਰਾਂਗਾ ਅਸਲ 'ਚ ਕੀ ਹੈ ਆਪ ਜੀ ਦੇਖੋਗੇ 38 ਦੀਆਂ 38 ਪੌੜੀਆਂ ਜਿਵੇਂ ਆ ਡੰਡੇ ਨਹੀਂ ਹੁੰਦੇ ਮੈਂ ਇੱਕ ਵਾਰੀ ਪਿੱਛੇ ਜੇ ਕਿਹਾ ਸੀ ਇੱਕ ਪੌੜੀ ਦਾ ਡੰਡਾ ਪਕੜੋ ਤੇ ਉਹ ਦੂਜੀ ਪੌੜੀ ਡੰਡੇ ਤੇ ਪਹੁੰਚਾ ਦਿੰਦਾ ਬਿਲਕੁਲ ਤੁਸੀਂ ਦੇਖੋਗੇ ਇੱਕ ਪੌੜੀ ਖਤਮ ਹੋਵੇਗੀ ਉਹ ਕਹੇਗੀ ਮੇਰੀ ਵਿਆਖਿਆ ਅਗਲੀ ਪੌੜੀ 'ਚ ਪੜ ਅਗਲੀ ਪੌੜੀ ਕਹੇਗੀ ਇਸ ਤੋਂ ਅੱਗੇ ਚੱਲ ਇਹ ਆਪਾਂ ਆਉਣ ਵਾਲੇ ਦਿਨਾਂ 'ਚ ਵੇਖਾਂਗੇ ਪਰ ਗੁਰਮਖੋ ਤੁਸੀਂ ਮੇਰੀ ਬੇਨਤੀ ਹੈ ਜਿਨ੍ਹਾਂ ਅੱਜ ਤੀਕਰਾਂ ਜਪਜੀ ਸਾਹਿਬ ਨੇ ਨਾ ਪੜਿਆ ਸੱਚੀ ਮੈਨੂੰ ਸਭ ਤੋਂ ਵੱਡੀ ਤੁਹਾਡੀ ਖੁਸ਼ੀ ਹੋਵੇਗੀ ਕਿਉਂਕਿ ਬੰਦਾ ਵੱਧ ਤੋਂ ਵੱਧ ਕਹਿੰਦਾ ਸ਼ੌਹਰਤ ਨਾਮ ਪੈਸਾ ਇਹ ਮੈਂ ਗੁਰੂ ਸਾਹਿਬ ਦੀ ਜੂਰੀ 'ਚ ਕਹਿਣਾ ਕਿਸੇ ਚੀਜ਼ ਦੀ ਕਮੀ ਨਹੀਂ ਸਿਰਫ ਇੱਕ ਕਿਰਪਾ ਕਰਿਓ ਜਿਨ੍ਹਾਂ ਨੇ ਕਦੀ ਜਪਜੀ ਸਾਹਿਬ ਨਾ ਪੜਿਆ ਸਵੇਰੇ ਉੱਠ ਕੇ ਜਪਜੀ ਸਾਹਿਬ ਜ਼ਰੂਰ ਪੜਿਆ ਜੇ ਫਿਰ ਤੁਸੀਂ ਜਿਹੜੇ ਅਸੀਂ ਕਰਨੇ ਨੇ ਕਥਾ ਮੈਂ ਭਾਈ ਸਾਹਿਬ ਨੂੰ ਕੱਲ ਕਾਂਗਾ ਵੀ ਉੱਤੇ ਸਕਰੀਨ ਦੇ ਤੁਕਾਂ ਚਲਾਈ ਜਾਓ ਕਿਉਂ ਉਹਦੇ ਨਾਲ ਸੁਖੈਨਤਾ ਆ ਜਾਏਗੀ ਤੇ ਸਾਨੂੰ ਦੋ ਦੋ ਤਿੰਨ ਤਿੰਨ ਪੌੜੀਆਂ ਆਪਾਂ ਗੁਰੂ ਸਾਹਿਬ ਮੇਰ ਕਰਨ ਜਿੰਨੇ ਦਿਨ ਕਥਾ ਹੈ ਇਹ ਵਿਚਾਰ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ